ਨਾਨਕ ਦੇ ਕਰ ਹੱਥ ਸਤਨਾਮ ਧੰਨ ਵਾਖੇ ਗੁਰੂ ਸਾਹਿਬ ਜੀਓ ਪੰਚ ਪਰਵਾਣ ਪੰਚ ਪਰਧਾਨ ਪੰਚੇ ਪਾਵਹ ਦਰਗਹ ਮਾਨ ਪੰਚੇ ਸੋਹ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹ ਕਰੈ ਵਿਚਾਰ ਕਰਤੇ ਕੈ ਕਰਨ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਤਵ ਲੈ ਉਪਰ ਕੀਤਾ ਭਾਰ ਧਰਤੀ ਹੋਰ ਪਰ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਬਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਤਿਸ ਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਇਸ ਗੁਰਮਤ ਦੀਵਾਨ ਦੀ ਹਾਜ਼ਰੀ ਭਰ ਰਹੇ ਗੁਰੂ ਸਵਾਰਿਓ ਸਤਗੁਰਾਂ ਦੀ ਬਖਸ਼ਿਸ਼ ਦੁਆਰਾ ਚੱਲ ਰਹੀ ਜਪਜੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਅਰਥ ਵਿਚਾਰ ਅਨੁਸਾਰ ਕੱਲ ਤੱਕ ਆਪਾਂ 15 ਪੌੜੀਆਂ ਦੀ ਵਿਚਾਰ ਕਰ ਚੁੱਕੇ ਖਾਂ ਵਿਚਾਰ ਅਧੀਨ 16ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਪਾਠ ਕੇਵਲ 16ਵੀਂ ਪੌੜੀ ਦਾ ਆਪਾਂ ਕੀਤਾ ਅੱਜ ਪੌਰ 17 ਔਰ 18 ਤਿੰਨ ਪੌੜੀਆਂ ਦੇ ਅਰਥ ਵਿਚਾਰ ਆਪਾਂ ਅੱਜ ਕਰਾਂਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਆਪਣੇ ਸ਼ਬਦ ਦੀ ਕਲਾ ਵਰਤਾਓ ਸਤਿਗੁਰੂ ਆਪ ਵਿੱਚ ਵਰਤ ਕੇ ਭੈ ਭਾਵਨਾ ਸਹਿਤ ਸੰਗਤ ਦੀ ਸੇਵਾ ਕਰਨ ਦੀ ਅਸੀਸ ਬਖਸ਼ੋ ਪਿਆਰ ਅਦਬ ਸਹਿਤ ਸਾਧ ਸੰਗਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਗੁਰੂ ਜੀ ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਗੁਰੂ ਜੀ ਸਤਗੁਰਾਂ ਨੇ ਅੱਜ ਦੀ इस सौलवी पौड़ी की आरंभता पंच शब्द तो की है पंच परवान पंच प्रधान हजूर ने इत जो पंच शब्द की वरतों की है ਇੱਕ ਤਾਂ ਚਲੋ ਸ਼ਬਦ ਅਸੀਂ ਗਿਣਤੀ ਵਾਲਾ ਵੀ ਵਰਤ ਲੈਨੇ ਆ ਪੰਜ ਜਿਸ ਨੂੰ ਅਸੀਂ ਆਮ ਪੰਜਾਬੀ ਵਿੱਚ ਸ਼ਬਦ ਵਰਤਨੇ ਆ ਪੰਜ ਪਰ ਇੱਥੇ ਜੋ ਸ਼ਬਦ ਪੰਚ ਹੈ ਵੇਦਾਂਤ ਮੁਤਾਬਕ ਪੰਚ ਇੱਕ ਪਦਵੀ ਹੈ ਯਾਦ ਰੱਖਿਓ ਤੇ ਸਿਰਫ ਤਿੰਨ ਗੱਲਾਂ ਕਹੀਆਂ ਨੇ ਵਿਦਾਂਤ ਨੇ ਸਰਵਣ ਮੰਨਨ ਔਰ ਨਿਧਿਆਸਨ ਜਿਹੜੀ ਕੱਲ ਆਪਾਂ ਗੱਲ ਕਰ ਰਹੇ ਸੀ ਜੋ ਇਨਸਾਨ ਸੁਣਦਾ ਹੈ ਸੁਣ ਕੇ ਉਸ ਨੂੰ ਮੰਨਣਾ ਸ਼ੁਰੂ ਕਰਦਾ ਹੈ ਪਹਿਲਾਂ ਸੁਣ ਲੈਣਾ ਫਿਰ ਉਹਨੂੰ ਸਵੀਕਾਰ ਲੈਣਾ ਵੀ ਇਹ ਸੱਚ ਹੈ ਮੈਂ ਮੰਨ ਲਿਆ ਇਸ ਗੱਲ ਨੂੰ ਤੇ ਤੀਸਰਾ ਸ਼ਬਦ ਹੈ ਵਿਦਾਂਤ ਦਾ ਨਿਧਿਆਸਨ ਨਿਧਿਆਸਨ ਦਾ ਅਰਥ ਕਲ ਕੀਤਾ ਸੀ ਬਾਰ-ਬਾਰ ਉਸ ਚੀਜ਼ ਦਾ ਅਭਿਆਸ ਕਰਨਾ ਜਿਹਨੂੰ ਅਸੀਂ ਅਮਲੀ ਤੌਰ ਤੇ ਕਹਿ ਦਿੰਨੇ ਆ ਧਾਰਨ ਕਰ ਲੈਣਾ ਪ੍ਰੈਕਟੀਕਲ ਤੌਰ ਤੇ ਉੱਥੇ ਕਹਿੰਦੇ ਨੇ ਪੰਜ ਯੋਗ ਹੈ ਜੋ ਸਰਵਣ ਮੰਨਨ ਔਰ ਨਿਧਿਆਸਨ ਇਹਨਾਂ ਨੂੰ ਧਾਰਨ ਕਰ ਚੁੱਕਾ ਹੈ ਦੂਸਰਾ ਅਸਲ ਚ ਜਿਹੜਾ ਪੰਜ ਸ਼ਬਦ ਹੈ ਇਹ ਸੰਸਕ੍ਰਿਤ ਦੇ ਪਵਚ ਸ਼ਬਦ ਤੋਂ ਬਣਿਆ ਹੈ ਚਲੋ ਗਿਣਤੀ ਵੀ ਕਹਿੰਦੇ ਆ ਉੰਜ ਕਹਿੰਦੇ ਆ ਵੀ ਹੱਥਾਂ ਦੇ ਫੈਲਾ ਨੂੰ ਉਂਗਲਾਂ ਦੇ ਫੈਲਾ ਨੂੰ ਇਹਨੂੰ ਪਚ ਸ਼ਬਦ ਕਿਹਾ ਗਿਆ ਹੈ ਪਰ ਜੋ ਅਸੀਂ ਅਰਥ ਦੇਖਨੇ ਨੇ ਇੰਜ ਪ੍ਰਤੀਤ ਹੁੰਦਾ ਹੈ ਕਿ 15 ਪੌੜੀਆਂ ਅਸੀਂ ਸਾਰਿਆਂ ਨੇ ਗੁਰੂ ਬਖਸ਼ਿਸ਼ ਨਾਲ ਵਿਚਾਰੀਆਂ ਨੇ ਪੰਜ ਬਖਸ਼ਿਸ਼ਾਂ ਪਿਛਲੀਆਂ 15 ਪੌੜੀਆਂ ਚ ਵਰਤੀਆਂ ਨੇ ਜੇ ਉਹਨਾਂ ਪੰਜ ਬਖਸ਼ਾਂ ਨੂੰ ਅਸੀਂ ਤਵੱਜੋ ਦੇ ਕੇ ਸੁਣੀਏ ਤੇ ਸੱਚ ਇਹ ਵੇ ਕਿ ਸਮਝ ਪੈ ਜਾਏਗੀ ਇਹ ਪੰਜ ਸ਼ਬਦ ਕਿਉਂ ਵਰਤਿਆ ਹੈ ਮੈਂ ਉਂਝ ਗਿਣਤੀ ਲਈ ਸ਼ਬਦ ਵਰਤ ਦਿੱਤਾ ਪੰਜ ਸ਼ਬਦ ਦੀ ਬੜੀ ਵਿਆਖਿਆ ਹੈ ਬਾਣੀ 'ਚ ਸਿਰ ਮੈਂ ਸੰਖੇਪ ਜੀ ਇੱਕ ਬੇਨਤੀ ਕਰਨਾ ਪੰਜ ਤਤ ਨੇ पांच ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਪਰਸੋ ਸੀ ਬਾਤ ਐਸੇ ਨੂੰ ਪੰਜ ਤਤਾਂ ਦੇ ਪੰਜ ਗੁਣ ਨੇ ਸ਼ਬਦ ਸਪਰਸ ਰਸ ਰੂਪ ਤੇ ਗੰਧ ਸਿਰਫ ਇੱਕ ਬੇਨਤੀ ਕੁਝ ਪ੍ਰਾਤਨ ਟੀਕਾਕਾਰਾਂ ਨੇ ਤਤ ਨਾਲ ਮੇਲ ਕੇ ਵੀ ਅਰਥ ਕੀਤੇ ਆ ਤੇ ਉਹ ਵੀ ਮੈਂ ਬੇਨਤੀ ਆਪ ਨੂੰ ਕਰਾਂਗਾ ਕਿ ਪਹਿਲੀ ਬੇਨਤੀ ਪੰਜ ਤਤ ਨੇ ਅਪ ਤੇਜ ਬਾਏ ਪ੍ਰithvi ਆਕਾਸ਼ਾ ਪਾਣੀ ਅੱਗ ਮਿੱਟੀ ਖਵਾ ਤੇ ਆਕਾਸ਼ ਇਹਨਾਂ ਪੰਜਾਂ ਤੱਤਾਂ ਦੇ ਅੱਗੇ ਪੰਜ ਗੁਣ ਨੇ ਸ਼ਬਦ ਸਪਰਸ਼ ਰਸ ਰੂਪ ਤੇ ਗੰਧ ਇਹਨਾਂ ਪੰਜਾਂ ਗੁਣਾਂ ਨੂੰ ਜਾਣਨ ਵਾਲੇ ਸਾਡੇ ਸਰੀਰ ਦੇ ਵਿੱਚ ਪੰਜ ਗਿਆਨ ਇੰਦਰੇ ਨੇ ਜਿਨ੍ਹਾਂ ਵਿੱਚ ਸਾਡੀਆਂ ਅੱਖਾਂ ਸਾਡੀ ਨਾਸਕਾ ਸਾਡੇ ਕੰਨ ਸਾਡੀ ਜੀਬ ਮੂੰਹ ਨਹੀਂ ਮੂੰਹ ਕਰਮ ਇੰਦਰਾ ਹੈ ਹੁਣ ਇੱਥੇ ਫਿਰ ਬੇਨਤੀ ਤੇ ਉਸ ਤੋਂ ਬਾਅਦ ਪੰਜਵੀਂ ਸਾਡੀ ਤੁਚਾ ਜਿਹਨੂੰ ਅਸੀਂ ਚਮੜੀ ਕਹਿੰਦੇ ਆ ਪੰਜ ਤਤ ਪੰਜ ਗੁਣ ਪੰਜ ਗਿਆਨ ਇੰਦਰੇ ਇਹਨਾਂ ਦਾ ਜ਼ਿਕਰ ਬਾਣੀ ਵਿੱਚ ਬੜੀ ਵਾਰੀ ਆਇਆ ਉਸ ਤੋਂ ਬਾਅਦ ਅਧਿਆਤਮਿਕ ਤੌਰ ਤੇ ਅੰਦਰ ਸੁਣਨ ਵਾਲਿਆਂ ਦੇ ਨਾਲ ਵੀ ਸ਼ਬਦ ਪੰਚ ਆਇਆ ਹੈ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗ ਹੈ ਕਿਉਂਕਿ ਇੱਥੇ ਗੁਰੂ ਜੀ ਨੇ ਨਾ ਸ਼ਬਦ ਵਰਤਿਆ ਹੈ ਨਾ ਇਹਦੇ ਨਾਲ ਕੋਈ ਤਤ ਵਰਤਿਆ ਨਾ ਗਿਆਨ ਇੰਦਰਾ ਵਰਤਿਆ ਇੱਥੇ ਸਿੱਧਾ ਲਫ਼ਜ਼ ਵਰਤਿਆ ਪੰਜ ਪਰਵਾਨ ਪੰਜ ਪ੍ਰਧਾਨ ਫਿਰ ਬੇਨਤੀ ਉੱਥੇ ਹੁਣ ਪੰਜ ਜਿਹੜਾ ਹੈ ਉਹ ਅੰਦਰ ਦੇ ਸ਼ਬਦਾਂ ਨਾਲ ਜੁੜਿਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੇ ਦੇਹੀ ਪੰਜਾਂ ਤਤਾਂ ਦੀ ਪੰਜ ਗਿਆਨ ਇੰਦਰੇ ਪੰਜ ਕਰਮ ਇੰਦਰੇ ਪੰਜ ਗੁਣ ਉਸ ਤੋਂ ਬਾਅਦ ਪੰਜ ਸ਼ਬਦ ਤੇ ਇਸੇ ਦੇਹੀ ਦੇ ਵਿੱਚ ਪੰਜ ਵਿਕਾਰ ਵੀ ਬੈਠੇ ਹੋਇਆ ਇਸ ਦੇਹੀ ਅੰਦਰ ਪੰਜ ਚੋਰ ਵਸੈ ਇਸ ਕਰਕੇ ਨਹੀਂ ਵੀ ਆਪਾਂ ਕੋਈ ਜ਼ਿਆਦਾ ਗਿਆਨ ਵੰਡਣ ਦੀ ਗੱਲ ਸਿਰਫ ਇਸ ਪੰਜ ਸ਼ਬਦ ਤੇ ਅਰਥ ਅਸੀਂ ਕਰ ਸਕੀਏ ਹੁਣ ਉੱਥੇ ਗੁਰਦੇਵ ਨੇ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਉੱਥੇ ਵੀ ਪੰਜ ਕਿਆ ਪੰਜ ਸ਼ਬਦ ਆਇਆ ਉੱਥੇ ਇਨ ਪੰਚਨ ਮੇਰੋ ਮਨ ਜੋ ਵਿਗਾਰਿਓ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੁੰਦਾ ਜੇ ਮੁਖ ਪੰਚੋ ਅੰਮ੍ਰਿਤ ਖਾਇ ਉੱਥੇ ਵੀ ਪੰਚ ਆਇਆ ਉੱਥੇ ਪੰਚ ਜਿਹੜਾ ਸ਼ਬਦ ਹੈ ਦੁੱਧ ਦਹੀਂ ਘਿਓ ਖੰਡ ਸ਼ਹਿਦ ਇਹਨਾਂ ਪੰਜਾਂ ਵਾਸਤੇ ਵਰਤਿਆ ਗਿਆ ਹੈ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਵਿੱਚ ਬੇਨਤੀ ਕਰਾਂ ਪੰਜ ਸ਼ਬਦ ਇਸਲਾਮ ਦੀ ਸ਼ਰਾਂ ਨਾਲ ਜੁੜਾ ਵੀ ਆਇਆ ਹੈ ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ ਕਵੀ ਚੱਲ ਨਾ ਆਇਓ ਪੰਜੇ ਵਕਤ ਉੱਥੇ ਵੀ ਸ਼ਬਦ ਪੰਜ ਵਰਤਿਆ ਗਿਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਹਜ਼ੂਰ ਨੇ ਪੰਜ ਸ਼ਬਦ ਦੀ ਬਹੁਤ ਥਾਵਾਂ ਤੇ ਬਹੁ ਵਾਰੀ ਵਰਤੋਂ ਕੀਤੀ ਪਰ ਜੋ ਇੱਥੇ ਹੈ ਮੈਂ ਬੇਨਤੀ ਕਰਾਂਗਾ ਇਹਦੇ ਪੰਜ ਤੱਤਾਂ ਨਾਲ ਮਿਲ ਕੇ ਵੀ ਅਰਥ ਹੋਣਗੇ ਪੰਜ ਪ੍ਰਵਾਨ ਦੇ ਤੇ ਇੱਕ ਜੇ ਅਸੀਂ ਪਿਸ਼ੋਕੜ ਪੜੀਏ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਚੋਂ ਅਸਲ ਚ 15 ਪੌੜੀਆਂ ਤੱਕ ਪੰਜ ਬਖਸ਼ਾਂ ਜਿਸ ਗੁਰਮੁਖ ਨੂੰ ਨਸੀਬ ਹੋ ਗਈਆਂ ਸੱਚ ਇਹ ਵੇ ਉਹ ਇਸ ਪੌੜੀ ਦੇ ਵਿੱਚ ਪੰਜ ਪ੍ਰਵਾਨ ਸਵਕਾਰਿਆ ਗਿਆ ਪ੍ਰਧਾਨ ਸਭ ਤੋਂ ਪਹਿਲਾ ਹੁਕਮ ਰਜ਼ਾਈ ਚੱਲਣਾ ਪੰਜ ਗਿਣ ਲਈਏ ਬਸ ਹੁਣ ਬਹੁਤ ਕੁਝ ਮਿਲੇਗਾ ਪਰ ਪੰਜ ਪਹਿਲਾ ਹੁਕਮ ਰਜ਼ਾਈ ਚੱਲਣਾ ਚੱਲਣ ਵਾਸਤੇ ਗਾਉਣਾ ਬਹੁਤ ਜ਼ਰੂਰੀ ਹੈ ਦੂਸਰਾ ਗਾਵੀਏ ਤੀਸਰਾ ਸ਼ਬਦ ਸੁਣੀਏ ਚੌਥਾ ਸ਼ਬਦ ਮੰਨੀਏ ਤੇ ਪੰਜਵਾਂ ਸ਼ਬਦ ਮੈਂ ਵਰਤਾਂਗਾ ਭਾਉ ਆਪ ਕਹਾਂਗੇ ਵੀ ਆ ਗਿਆ ਅੰਮ੍ਰਿਤ ਵੇਲਾ ਸੱਚ ਨੂੰ ਸਭ ਕੁਝ ਗਾਉਣ ਵਿੱਚ ਆਉਣਾ ਹੁਕਮ ਰਜਾਈ ਚੱਲਣਾ ਉਸ ਨੂੰ ਗਾਣਾ ਉਹਨੂੰ ਸੁਣਨਾ ਉਹਨੂੰ ਮੰਨ ਲੈਣਾ ਉਸ ਤੋਂ ਬਾਅਦ ਧੁਰ ਅੰਦਰ ਅਥਾ ਭਾਵਨਾ ਸ਼ਰਧਾ ਜਿਹੜਾ ਇਹ ਪੰਜ ਬਖਸ਼ਾਂ ਨੂੰ ਆਪਣੀ ਜ਼ਿੰਦਗੀ 'ਚ ਮਾਨ ਰਿਹਾ ਹੈ ਮੇਰਾ ਗੁਰੂ ਨਾਨਕ ਸਾਹਿਬ ਕਹਿੰਦਾ ਉਹ ਪੰਜ ਬਣ ਚੁੱਕਾ ਹੈ ਸ਼੍ਰੀਮਾਨ ਭਾਈ ਵੀਰ ਸਿੰਘ ਉਹਨਾਂ ਨੇ ਜਦੋਂ ਅਰਥ ਕੀਤੇ ਇਸ ਤਰੀਕੇ ਨਾਲ ਕੀਤੇ ਉਹਨਾਂ ਨੇ ਕਹਿੰਦੇ ਅਸਲ 'ਚ ਜੇ ਦੇਖੋ ਇਹ ਪੰਜ ਬਖਸ਼ਾਂ ਉਹ ਮਾਨ ਚੁੱਕਾ ਹੈ ਹਜ਼ੂਰ ਨੇ ਇੱਥੇ ਜਿਹੜਾ ਸ਼ਬਦ ਵਰਤਿਆ ਹੈ ਮੈਂ ਆਪ ਨੂੰ ਬੇਨਤੀ ਕਰਾਂ ਇਹ ਸ਼ਬਦ ਆ ਜਿਹੜੀ ਪੌੜੀ ਹੈ ਨਾ ਇਹ ਅਸਲ ਚ ਰਿਪੀਟ ਹੋਣੀ ਹੈ ਧਰਮ ਖੰਡ ਵਿੱਚ ਜਾ ਕੇ ਫਿਰ ਬੇਨਤੀ ਇੱਥੇ ਆ ਸ਼ਬਦ ਆਉਣਾ ਹੈ ਕਿ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝਾ ਖੋਵੇ ਸਚਿਆਰ ਧਬਰੈ ਉਪਰ ਕੇਤਾ ਭਾਰ ਧਰਤੀ ਖੋਰ ਪਰੈ ਹੋਰ ਹੋਰ ਅੱਗੇ ਆਏਗਾ ਹੁਣ ਇੱਥੇ ਸ਼ਬਦ ਆ ਗਿਆ ਪੰਚ ਪ੍ਰਵਾਨ ਪੰਚ ਪ੍ਰਧਾਨ ਹੁਣ ਆਪ ਜੀ ਇਸੇ ਪੌੜੀ ਨੂੰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਵੁੜੀ ਕਲਾਮ ਤੇ ਸੱਚ ਜੇ ਐਸ 16ਵੀਂ ਪੌੜੀ ਤੋਂ ਲੈ ਕੇ ਮੁੰਦਾ ਸੰਤੋਖ ਤੱਕ ਸੋਦਰ ਦੀ ਪੌੜੀ ਤੱਕ ਗੁਰੂ ਨੇ ਰੱਬ ਦੀ ਕੀਤੀ ਹੋਈ ਸ੍ਰਿਸ਼ਟੀ ਵਿੱਚ ਜਿੰਨੀ ਰਹਿਮਤ ਵਰਦੀ ਪਈ ਹੈ ਨੇਤ ਨੇਤ ਕਹਿ ਕੇ ਉਹਦਾ ਸ਼ੁਕਰਾਨਾ ਹੀ ਕਰਨਾ ਫਿਰ ਬੇਨਤੀ ਸੁਣੀ ਇਸ ਨੂੰ ਹੁਣ ਇੱਥੇ ਸੀ ਸ਼ਬਦ ਵਰਤਿਆ ਪੰਜ ਪ੍ਰਵਾਨ ਪੰਜ ਪ੍ਰਧਾਨ ਤੇ ਆਪ ਜੀ ਦੇਖੋ ਹੁਣ ਜਦੋਂ ਅਸੀਂ ਪਹਿਲਾ ਖੰਡ ਪੜਾਂਗੇ ਉੱਥੇ ਬਚਨ ਹੁੰਦਾ ਰਾਤੀ ਰੁੱਤੀ ਥਿੱਤੀ ਵਾਰ ਗੁਰਮਖੋ ਧਿਆਨ ਜਦੇ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਤਾਪ ਰੱਖੀ ਧਰਤੀ ਥਾਪ ਰੱਖੀ ਧਰਮਸਾਲ ਉਹ ਜਿੰਨੇ ਥਾਪੀ ਉਸ ਤਰੀਕੇ ਦਾ ਜ਼ਿਕਰ ਕਰਦੇ ਨੇ ਤਿਸ ਵੀ ਧਰਤੀ ਥਾਪ ਰੱਖੀ ਧਰਮਸਾਲ ਤਿਸ ਵੀ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਤੇ ਵੀ ਜੀ ਜਾਤ ਰੰਗਾ ਕੇ ਨਾਮ ਮੈਂ ਪਿਛਲੇ ਦਿਨ ਹੀ ਕਿਹਾ ਸੀ ਗੱਲ ਇੱਕ ਰਿਪੀਟ ਕਰ ਰਿਹਾ ਜਦੋਂ ਅਸੀਂ ਜਪਜੀ ਸਾਹਿਬ ਨੂੰ ਤੁਰ ਅੰਦਰ ਤੋਂ ਵਾਚਾਂਗੇ ਮੈਂ ਇੱਕੋ ਗੱਲ ਸੋਚਣਾ ਮੇਰਾ ਬਾਬਾ ਵਾਰ-ਵਾਰ ਜਪਜੀ ਦੇ ਅਰਥ ਜਪਜੀ ਵਿੱਚ ਕਰੀ ਜਾ ਰਿਹਾ ਇੱਥੇ ਜੀ ਜਾਤ ਰੰਗਾ ਕੇ ਨਾਮ ਸਿਮਨਾ ਲਿਖਿਆ ਬੁੜੀ ਕਲਾਮ ਉੱਥੇ ਗੁਰਦੇਵ ਜੀ ਕਹਿ ਰਹੇ ਆ ਫਿਰ ਅਸੀਂ ਪੜੀਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵੀ ਧਰਤੀ ਥਾਪ ਰੱਖੀ ਧਰਮਸਾਲ ਤਿਸ ਵੀ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਕੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੇ ਮਹਾਰਾਜ ਕਹਿੰਦੇ ਤਿੱਥੈ ਸੋਹਣ ਪੰਚ ਪਰਵਾਨ ਆ ਜਿਹੜੇ ਅੱਜ ਪੰਚ ਪਰਵਾਨ ਪੰਚ ਪ੍ਰਧਾਨ ਹੈ ਇਹ ਸੱਚ ਇਹ ਵੇ ਧਰਮ ਖੰਡ ਦੀ ਵਿਆਖਿਆ ਇਹਦੇ ਵਿੱਚ ਹੈ ਇਸ ਚ ਤੇ ਇਹ ਵਿਆਖਿਆ ਧਰਮਖੰਡ ਵੀ ਜਾ ਕੇ ਹੋਣੀ ਪਰ ਗੁਰੂ ਬਖਸ਼ਿਸ਼ ਕਰੇ ਅਸੀਂ ਉਹਨੂੰ ਉਸ ਉਸ ਬਚਨ ਨੂੰ ਵੀ ਵਾਚਾਂਗੇ ਮੈਂ ਆਪ ਨੂੰ ਬੇਨਤੀ ਕਰਾਂ ਇਹ ਪੰਜ ਬਖਸ਼ਾਂ ਜਿਸ ਉੱਪਰ ਹੋ ਗਈਆਂ ਉਹਦੇ ਲਈ ਸਤਿਗੁਰੂ ਨੇ ਸ਼ਬਦ ਵਰਤੇ ਹੈ ਪੰਜ ਪਰਵਾਨ ਉੰਜ ਗੁਰੂ ਘਰ ਵਿੱਚ ਪੰਜਾਂ ਦੀ ਬੜੀ ਵੱਡੀ ਮਹਾਨਤਾ ਹੈ ਮੈਂ ਆਪ ਨੂੰ ਕਿਹਾ ਪੰਜਾਂ ਦੀ ਇਵਨ ਕਿ ਸਾਡੀ ਦੇਗ ਵੀ ਜਿਹੜੀ ਤਿਆਰ ਹੁੰਦੀ ਉਹਨੂੰ ਅਸੀਂ ਅੰਮ੍ਰਿਤ ਕਹਿੰਦੇ ਭਾਵਾਂ ਉਥੇ ਪੰਜ ਅੰਮ੍ਰਿਤ ਮੈਂ ਜੈਮੁਖ ਪੰਚੋ ਅੰਮ੍ਰਿਤ ਖਾਏ ਉਹ ਵੱਖਰਾ ਗਿਨੇ ਦੁੱਧ ਦਹੀਂ ਘਿਓ ਖੰਡ ਤੇ ਸ਼ਹਿਦ ਇਹਨੂੰ ਅਸੀਂ ਪੰਚਾਮ੍ਰਿਤ ਕਹਿੰਦੇ ਆ ਘਿਓ ਆਟਾ ਮਿੱਠਾ ਪਾਣੀ ਤੇ ਪੰਜਵੀਂ ਅੱਗ ਇਹਨੂੰ ਤਾਂ ਆਪਾਂ ਪਰ ਪੰਚਾਮ੍ਰਿਤ ਕਹਿੰਦੇ ਕਹਿੰਨੇ ਇਹ ਇਹ ਵੀ ਸ਼ਬਦ ਸਾਡੇ ਬਜ਼ੁਰਗ ਵਰਤੇ ਰਹੇ ਭਾਈ ਸਾਹਿਬ ਨੇ ਪੰਜ ਸ਼ਬਦ ਦੀ ਬਹੁਤ ਸੋਹਣੀ ਇੱਕ ਵਿਆਖਿਆ ਕੀਤੀ ਅਸੀਂ ਕਹਾਂਗੇ ਗੁਰਦੇਵ ਨੇ ਪੰਜ ਪਿਆਰੇ ਸਾਜੇ ਪੰਜਾਂ ਨੇ ਸੀਸ ਪੇਟ ਕੀਤੇ ਪਰ ਭਾਈ ਸਾਹਿਬ ਪਹਿਲਾਂ ਕਹਿ ਕੇ ਗਏ ਇੱਕ ਸਿੱਖ ਦੋ ਸਾਧ ਸੰਗ ਪੰਜੀ ਪਰਮੇਸ਼ਵਰ ਉੱਥੇ ਪੰਜਾਂ ਦਾ ਜ਼ਿਕਰ ਕੀਤਾ ਗਿਆ ਇੱਥੇ ਮੈਂ ਆਪ ਨੂੰ ਬੇਨਤੀ ਕਰਾਂ ਇਹ ਪੰਜ ਪ੍ਰਵਾਨ ਜਿਹੜੇ ਨੇ ਇਹ ਸ਼ਬਦ ਨੂੰ ਸੁਣ ਹਾਰੇ ਨੇ ਇਹ ਸ਼ਬਦ ਨੂੰ ਅੰਦਰੋਂ ਮੰਨਣ ਖਾਰੇ ਨੇ ਇਹ ਹੁਕਮ ਰਜ਼ਾਈ ਚੱਲਣ ਵਾਲੇ ਨੇ ਇਹ ਸੱਚਮੁੱਚ ਗਾਉਣ ਵਾਲੇ ਨੇ ਇਹ ਅੰਮ੍ਰਿਤ ਵੇਲੇ ਵਡਿਆਈ ਵਿਚਾਰ ਕਰਨ ਵਾਲੇ ਨੇ ਇਹ ਨਾਨਕ ਭਗਤਾਂ ਸਦਾ ਵਿਗਾਸ ਦੀ ਅਵਸਥਾ ਨੂੰ ਖੰਡਾਣ ਵਾਲੇ ਨੇ ਇਹ ਸੁਖ ਘਰ ਲੈ ਜਾਏ ਵਾਲੀ ਅਵਸਥਾ ਵਿੱਚ ਪਹੁੰਚ ਚੁੱਕੇ ਨੇ ਗੁਰੂ ਜੀ ਨੇ ਕਿਹਾ ਜੋ ਕੁਝ ਤੂੰ ਪਿਛਾ ਸੁਣ ਕੇ ਆਇਆ ਤੈਨੂੰ ਅਗਾ ਦੱਸਾਂ ਇਹ ਗੁਰਮੁਖ ਜਨਾਂ ਨੂੰ ਫਿਰ ਪੰਚ ਕਿਹਾ ਜਾਂਦਾ ਹੈ ਮੈਂ ਸ਼ਬਦ ਵਰਤਾਂਗਾ ਪੰਚ ਦਾ ਅਰਥ ਕੀਤਾ ਸੀ ਗੁਰਮੁਖ ਜਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇਹਨਾਂ ਦਾ ਸੁਣਨਾ ਇਹਨਾਂ ਦਾ ਦੇਖਣਾ ਇੱਕ ਸ਼ਬਦ ਅਸੀਂ ਪੜ੍ਹ ਲਈਏ ਸੌਖਾ ਹੋ ਜਾਏਗਾ ਇੱਕ ਸ਼ਬਦ ਅਕਸਰ ਮ੍ਰਿਤਕ ਵੇਲੇ ਪੜਿਆ ਜਾਂਦਾ ਹੈ ਕਿ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਪਰ ਮੈਂ ਬੇਨਤੀ ਕਰਾਂਗਾ ਬਹੁਤ ਸ਼ਬਦ ਐਸੇ ਨੇ ਕਿ ਜਿਨ੍ਹਾਂ ਵਿੱਚ ਅਧਿਆਤਮਕ ਅਰਥ ਹੋਰ ਨੇ ਪਰ ਉਹਨਾਂ ਨੂੰ ਕਈ ਵਾਰੀ ਅਸੀਂ ਜੋਤੀ ਜੋਤ ਲਈ ਸਮਝ ਕੇ ਪਰ ਦਿਨੇ ਦਾ ਸਬੰਧ ਮੌਤ ਨਾਲ ਹੈ ਜੀ ਸਦਕੇ ਸ਼ਬਦ ਪੜੋ ਗੁਰਮਖੋ ਪਰ ਉਹਦਾ ਸਬੰਧ ਮ੍ਰਿਤਕ ਪ੍ਰਾਣੀ ਨਾਲ ਨਹੀਂ ਉਹਦਾ ਸਬੰਧ ਪੰਜ ਪ੍ਰਵਾਨ ਨਾਲ ਹੈ ਸੁਣੋ ਸੂਰਜ ਕਿਰਨ ਮਿਲੇ ਜਲ ਕਾ ਜਲ ਖੂਵਾ ਰਾਮ ਸੂਰਜ ਕਿਰਨ ਮਿਲੇ ਇਹਦੇ ਅਰਥ ਗੁਰਮੁਖ ਕਰਦੇ ਆ ਕਿ ਸੂਰਜ ਦੀ ਕਿਰਨ ਜਦੋਂ ਜੰਮੀ ਕੋਈ ਬਰਫ਼ ਤੇ ਪੈਂਦੀ ਏ ਤੇ ਪਹਿਲਾਂ ਵੀ ਪਾਣੀ ਸੀ ਤੇ ਉਹ ਦੁਬਾਰਾ ਫਿਰ ਉਸੇ ਰੂਪ ਵਿੱਚ ਆ ਗਿਆ ਜਿਹੜਾ ਉਹਦਾ ਮੂਲ ਸੀ ਉਂਝ ਇਹ ਵੀ ਅਰਥ ਕਰਦੇ ਆ ਕਿ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਵਾ ਰਾਮ ਫਿਰ ਬੇਨਤੀ ਜਿਵੇਂ ਸੂਰਜ ਤੇ ਸੂਰਜ ਦੀ ਕਿਰਨ ਆਪਸ ਵਿੱਚ ਇੱਕ ਨੇ ਫਿਰ ਬੇਨਤੀ ਇਹ ਤਾਂ ਅਰਥ ਪ੍ਰੋਫੈਸਰ ਸਹਿਬ ਸਿੰਘ ਹੁਣਾ ਇਸ ਤਰ੍ਹਾਂ ਕੀਤੇ ਕਿ ਜਿਵੇਂ ਪਾਣੀ ਜੰਮ ਜਾਏ ਕਠੋਰ ਬਰਫ਼ ਬਣ ਜਾਂਦਾ ਸੂਰਜ ਦੀ ਕਿਰਨ ਪਵੇ ਤੇ ਉਹ ਪਿਗਲ ਕੇ ਫਿਰ ਪਾਣੀ ਦਾ ਪਾਣੀ ਬਣ ਜਾਂਦਾ ਉਹਨਾਂ ਸੂਰਜ ਕਿਰਨ ਦਾ ਸਬੰਧ ਪਾਣੀ ਨਾਲ ਬਣਾਇਆ ਜੇ ਇਉਂ ਦੇਖੀਏ ਕਿ ਕਿਰਨ ਸੂਰਜ ਤੋਂ ਬਿਨਾ ਕਦੀ ਰਹਿ ਹੀ ਨਹੀਂ ਸਕਦੀ ਇਹ ਨਹੀਂ ਹੁੰਦਾ ਵੀ ਸੂਰਜ ਅਸਤ ਹੋ ਗਿਆ ਤੇ ਕਿਰਨ ਉਹਦੇ ਤੋਂ ਬਿਨਾ ਆਪਣੀ ਖੋਂਦ ਕਾਇਮ ਕਰੀ ਬੈਠੀ ਸੂਰਜ ਕਿਰਨ ਮਿਲੇ ਜਿਵੇਂ ਸੂਰਜ ਤੇ ਕਿਰਨ ਆਪਸ ਵਿੱਚ ਮਿਲੇ ਆ ਫਿਰ ਬੇਨਤੀ ਆਪਸ ਵਿੱਚ ਅਭੇਦ ਨੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਸੱਚਮੁੱਚ ਪੰਚ ਪ੍ਰਵਾਨ ਗੁਰਮੁਖ ਹੋਵੇ ਜਿਹੜਾ ਰੱਬ ਰੂਪੀ ਸੂਰਜ ਪਰਮਾਤਮਾ ਉਹਦਾ ਆਤਮਾ ਕਿਰਨ ਹੋ ਕੇ ਉਹਦੇ ਤੋਂ ਪ੍ਰਕਾਸ਼ਿਤ ਹੋ ਰਿਹਾ ਹੈ ਫਿਰ ਬੇਨਤੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਇਹ ਵੀ ਅਰਥ ਦੇਖਾਂਗੇ ਆਪਾਂ ਪਹਿਲਾ ਪਾਣੀ ਹੈ ਪਾਣੀ ਉੱਡਦਾ ਹੈ ਮੈਂ ਫਿਰ ਬੇਨਤੀ ਕਰਾਂ ਡਿੱਗਦਾ ਹੈ ਬਰਫ਼ ਬਣਦੀ ਹੈ ਰਹਿੰਦਾ ਹੈ ਸੱਚ ਇਹਦੇ ਵਿੱਚ ਕਠੋਰਤਾ ਹੁੰਦੀ ਹੈ ਪਹਿਲਾਂ ਬਿਲਕੁਲ ਉਹ ਕਠੋਰ ਨਹੀਂ ਸੀ ਪਰ ਫਿਰ ਕੋਈ ਸਮੇਂ ਬਾਅਦ ਸਰਦੀ ਨੇ ਨੂੰ ਕਠੋਰ ਬਣਾ ਦਿੱਤਾ ਉਹੀ ਪਾਣੀ ਜਦੋਂ ਪਿਗਣ ਲੱਗ ਪਿਆ ਉਸੇ ਅਵਸਥਾ ਵਿੱਚ ਆ ਗਿਆ ਜਿਵੇਂ ਪਹਿਲਾਂ ਸੀ ਇਹ RAM ਕੀ ਅੰਸ਼ ਹੈ ਸੱਚ ਇਹ ਵੇ ਦੁਈ ਕੁਦਰਤ ਮਾਇਆ ਦੀ ਠੰਡ ਕਹਿ ਲੋ ਐਸੀ ਲੱਗੀ ਇਹ ਜੰਮ ਗਿਆ ਜਦੋਂ ਗੁਰੂ ਦੇ ਸ਼ਬਦ ਦਾ ਸੇਕ ਲੱਗਾ ਸੱਚੀ ਮੁੱਚੀ ਪਿਗਲ ਕੇ ਉਹ ਹੀ ਹੋ ਗਿਆ ਜੇ ਇਸ ਵਿੱਚ ਮੂਲ ਵੀ ਸੀ ਫਿਰ ਬੇਨਤੀ ਜੀ ਸੂਰਜ ਕਿਰਨ ਮਿਲੇ ਇਸ ਕਰਕੇ ਮੈਂ ਬੇਨਤੀ ਕੀਤੀ ਨੂੰ ਦੇਖੀਏ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ RAM ਜੋਤੀ ਜੋਤਰੀ ਜਿਉ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਇੱਥੇ ਵੀ ਜੋਤੀ ਤੇ ਜੋਤ ਦੋ ਸ਼ਬਦ ਨੇ ਜੀ ਜੋਤੀ ਦਾ ਅਰਥ ਆਤਮਾ ਜੋਤ ਦਾ ਅਰਥ ਪਰਮਾਤਮਾ ਸੱਚ ਇਹ ਵੇ ਜਿਵੇਂ ਪਾਣੀ ਪਾਣੀ ਹੀ ਰਹੇਗਾ ਸੂਰਜ ਦੀ ਕਿਰਨ ਸੂਰਜ ਵਿੱਚ ਮਿਲੀ ਰਹੇਗੀ ਜਿਹੜੇ ਗੁਰਮੁਖ ਇਸ ਪਦਵੀ 'ਚ ਪਹੁੰਚਦੇ ਆ ਹਕੀਕਤ ਇਹ ਵੇ ਮਹਾਰਾਜ ਕਹਿੰਦੇ ਆ ਉਹ ਉਹਦੇ ਵਿੱਚ ਉਹਨਾਂ ਦੀ ਆਤਮਾ ਜਿਉਂਦੇ ਜੀ ਅਭੇਦ ਹੋ ਜਾਂਦੀ ਹੈ ਫਿਰ ਬੇਨਤੀ ਪੰਜ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ RAM ਜੋਤੀ ਜੋਤ ਰਲੀ ਹੁਣ ਅਗਲਾ ਬਚਨ ਕੀ ਹੈ ਸੰਪੂਰਨ ਥਿਆ RAM ਉਹ ਪੂਰਾ ਹੋ ਗਿਆ ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਪਰਮਾਤਮਾ ਨੂੰ ਪੂਰਾ ਕਿਹਾ ਦੂਜਾ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨੂੰ ਪੂਰਾ ਕਿਹਾ ਤੀਸਰਾ ਗੁਰੂ ਗ੍ਰੰਥ ਸਾਹਿਬ ਉੱਤੇ ਜਿਸ ਮਨੁੱਖ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਵਰਤ ਜਾਏ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮਰਨ ਤੋਂ ਪਹਿਲਾਂ ਸੰਪੂਰਨ ਹੋ ਜਾਂਦਾ ਹੈ ਸੰਪੂਰਨ ਦਾ ਅਰਥ ਸਰੀਰ ਦਾ ਸਵਾਸ ਪੂਰੇ ਹੋਣੇ ਨਹੀਂ ਅਸੀਂ ਕਹਿ ਦਿੰਦੇ ਆ ਬੰਦਾ ਪੂਰਾ ਹੋ ਗਿਆ ਜੀ ਫਲਾਣਾ ਪਰ ਨਹੀਂ ਗੁਰਮਖੋ ਸਾਸ ਮੁਕੰਮਲ ਹੋ ਜਾਂਦੇ ਆ ਪੂਰਾ ਤਾਂ ਕਦੀ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਹੁੰਦਾ ਹੈ ਬਾਕੀ ਪੂਰੇ ਨਹੀਂ ਹੁੰਦੇ ਬਾਕੀ ਮਰਦੇ ਆ ਦੇਖੋ ਬਾਣੀ ਚਾਹੁੰਦਾ ਪੂਰਾ ਪ੍ਰਭ ਆਰਾਧਿਆ ਉਹ ਇਕੱਲਾ ਪੂਰਾ ਨਹੀਂ ਉਹਦਾ ਨਾਮ ਵੀ ਪੂਰਾ ਹੈ ਕਿੱਟੀਆਂ ਬਖਸ਼ਾਂ ਗੁਰੂ ਗ੍ਰੰਥ ਸਾਹਿਬ ਕਰਦੇ ਆ ਕਿਤੇ ਸਾਡੇ ਸਿਦਕ ਨੂੰ ਡੋਲਣ ਨਹੀਂ ਦਿੰਦੇ ਪਰਮਾਤਮਾ ਪੂਰਾ ਹੈ ਤੇ ਨਾਲ ਸ਼ਬਦ ਕਿਹਾ ਮਤਾਂ ਤੂੰ ਸੋਚੇ ਕਿ ਨਾਮ ਐਵੇਂ ਠੋਸ ਦਿੱਤਾ ਗਿਆ ਜਿਸ ਪ੍ਰਮਾਤਮਾ ਦਾ ਤੂੰ ਨਾਮ ਜਪਣਾ ਪਏ ਉਹਦਾ ਨਾਮ ਵੀ ਪੂਰਾ ਹੈ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਪੂਰੇ ਗੁਰ ਕਾ ਸੁਣ ਉਪਦੇਸ਼ ਉੱਥੇ ਫਿਰ ਗੁਰੂ ਨੂੰ ਪੂਰਾ ਕਹਿ ਦਿੱਤਾ ਗੁਰ ਪੂਰਾ ਭੇਟਿਓ ਵਡ ਭਾਗੀ ਮਨ ਭਇਆ ਪ੍ਰਗਾਸਾ ਮੈਂ ਬੇਨਤੀ ਕਰਾਂਗਾ ਕਿ ਪੰਜ ਪ੍ਰਵਾਨ ਸੰਪੂਰਨ ਹੋਈਆਂ ਪਵਿੱਤਰ ਆਤਮਾਵਾਂ ਨੇ ਇਹ ਅਧੂਰੇ ਨਹੀਂ ਜਿਸ ਮਹਾਂਪੁਰਖ ਨੂੰ ਅਸੀਂ ਕਈ ਸਾਲਾਂ ਤੋਂ ਯਾਦ ਕਰ ਰਹੇ ਹਾਂ ਧੰਨ ਬਾਬਾ ਬੁੱਢਾ ਸਾਹਿਬ ਜੀ ਮੈਂ ਬੇਨਤੀ ਕਰਾਂਗਾ ਅੱਜ ਦਾ ਇਹ ਬਚਨ ਵੀ ਉਹਨਾਂ ਗੁਰਮਖਾਂ ਦੇ ਉੱਪਰ ਟੋਕ ਰਿਹਾ ਹੈ ਫਿਰ ਬੇਨਤੀ ਪ੍ਰਮਾਤਮਾ ਪੂਰਾ ਉਹਦਾ ਨਾਮ ਪੂਰਾ ਗੁਰੂ ਪੂਰਾ ਭਾਵੇਂ ਸਿੱਖ ਕਦੀ ਸਾਰੀ ਜ਼ਿੰਦਗੀ ਇਹ ਨਹੀਂ ਕਹਿੰਦਾ ਮੈਂ ਮੁਕੰਮਲ ਹੋ ਗਿਆ ਇਹ ਤੇ ਖਾਸੀਅਤ ਹੈ ਗੁਰਮਤ ਦੀ ਪਰ ਸੱਚ ਇਹ ਵੇ ਸਿੱਖ ਵੀ ਜਿਉਂਦੇ ਜੀ ਮੁਕੰਮਲ ਹੋ ਜਾਂਦਾ ਹੈ ਖਟ ਲਖਣ ਪੂਰਨੰਗ ਪੁਰਖ ਹੈ ਨਾਨਕ ਨਾਮ ਸਾਧ ਸੁਵਜਨ ਹੈ ਕਿੰਨ ਖਟ ਲਖਣ ਨੇ ਇਹ ਪੂਰਨ ਪੁਰਖਾਂ ਦੇ ਹਜ਼ੂਰ ਨੇ ਇੱਥੇ ਬਖਸ਼ਿਸ਼ ਕੀਤੀ ਵੀ ਸੂਰਜ ਕਿਰਨ ਮਿਲੇ ਜਲ ਕਾ ਜਲ ਖੂਵਾ RAM ਜੋਤੀ ਜੋਤ ਰਲੀ ਸੰਪੂਰਨ ਥਿਆ RAM ਇਹ ਮੈਂ ਕਿਉਂ ਬੇਨਤੀ ਕਰ ਲੱਗਾ ਮੇਰੇ ਮਨ ਸੀ ਅੱਜ ਮੇਰਾ ਖਿਆਲ ਜਿਹੜਾ ਆਸਤਾਨ ਨਾਲ ਅਰਥ ਸੁਣਾਗੇ ਕਰਾਂਗੇ ਨਾ ਉਹਦੀ ਅੱਧੀ ਕਲਪਨਾ ਅੱਜ ਦੀ ਕਥਾ ਨੇ ਮੁਕਾਣੀ ਇਹ ਚੰਗਾ ਕਿਉਂ ਇਹ ਮੰਦਾ ਕਿਉਂ ਇਹ ਰੱਬ ਨੇ ਇਉਂ ਨਾ ਕੀਤਾ ਇਉਂ ਨਾ ਕੀਤਾ ਗੁਰੂ ਜੀ ਅੱਜ ਸਾਨੂੰ ਉੱਤਰ ਦੇਣਗੇ ਸਾਰੀਆਂ ਗੱਲਾਂ ਦਾ ਹਜ਼ੂਰ ਨੇ ਇੱਥੇ ਬਖਸ਼ਿਸ਼ ਕੀਤੀ ਜੀ ਇਹ ਅਸਲ 'ਚ ਜਿਹੜਾ ਹੈ ਅਗਲਾ ਬਚਨ ਬ੍ਰਹਮ ਦੀਸ ਹੈ ਬ੍ਰਹਮ ਸੁਣੀਐ ਇਹ ਮਿਰਤਕ ਨਾਲ ਤੇ ਜੋੜੀ ਨਹੀਂ ਸਕਾਂਗੇ ਆਪਾਂ ਉਹ ਜਿਹੜਾ ਸੰਪੂਰਨ ਹੋ ਗਿਆ ਉਹਦੀ ਸੰਪੂਰਨਤਾ ਇਹ ਵੇ ਉਹਨੂੰ ਬ੍ਰਹਮ ਹੀ ਨਜ਼ਰ ਆਉਂਦਾ ਤੇ ਬ੍ਰਹਮ ਨੂੰ ਹੀ ਸੁਣਦਾ ਹੈ ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ ਉਹ ਇੱਕ ਦੀ ਵਿਆਖਿਆ ਕਰਦਾ ਇੱਕ ਨੂੰ ਹੀ ਬੋਲਦਾ ਵਿਆਖਿਆ ਦਰਤ ਕਥਾ ਨਹੀਂ ਕਰਾਂਗੇ ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ ਪ੍ਰਭ ਬਿਨਾ ਨਹੀਂ ਜਾਣੀਐ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਰੰਕਾਰ ਮਜ ਮੇਰੇ ਮਨ ਚ ਕੁਛ ਸਨਜ ਵਲਵਲੇ ਕਿਉਂਕਿ ਅੱਜ ਕੋਈ ਸ਼ਬਦ ਐਸੇ ਡੂੰਗੇ ਮਾਰੇ ਨੇ ਦਿੱਤੇ ਆ ਆਪ ਦੀ ਸੀਸ ਨਾਲ ਹੁਣ ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ ਆਤਮ ਪਸਾਰਾ ਕਰਨਹਾਰਾ ਕਰਨਹਾਰਾ ਕਿਉਂ ਜਦੋਂ ਅਸੰਖ ਜਪ ਅਸੰਖ ਭੋਗ ਹੈ ਉਹ ਵੀ ਮਾਲਕ ਜੀ ਦੋ ਤੁਦ ਭਾਵੈ ਸਾਈ ਭਲੀਕਾਰ ਜੇ ਅਸੰਖ ਮੂਰਖ ਅੰਸ ਅਸੰਖ ਅੰਧ ਘੋਰਖ ਹੈ ਉੱਥੇ ਗੁਰੂ ਫਿਰ ਕਹਿੰਦਾ ਜੋ ਤੁਦ ਭਾਵੈ ਸਾਈ ਭਲੀਕਾਰ ਕਰਨ ਵਾਲਾ ਤੇ ਤੂੰ ਹੈ ਨਾ ਆਤਮ ਪਸਾਰਾ ਕਰਨਕਾਰਾ ਪ੍ਰਭ ਬਿਨਾ ਨੇ ਜਾਣੀਏ ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ ਅੱਗੇ ਯਾਦ ਰੱਖਿਓ ਗੁਰੂ ਨਾਲ ਕਹਿ ਦੇਣਗੇ ਜਿਨੇ ਕਾਰਨ ਕੀਤਾ ਉਹਦਾ ਅੰਤ ਨਹੀਂ ਪਾਣਾ ਕਰਤੇ ਕਾ ਕਰਨਾ ਨਹੀਂ ਸ਼ੁਮਾਰ ਪਰ ਇਹ ਗੱਲ ਚੇਤੇ ਰੱਖੀ ਕਰਨੇ ਉਹਦੇ ਨੇ ਫਿਰ ਬਿੰਤੀ ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ ਆਤਮ ਪਸਾਰਾ ਕਰਨ ਖਾਰਾ ਪ੍ਰਭ ਬਿਨਾ ਨਹੀਂ ਜਾਣੀਐ ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ ਆਪੇ ਕਰਨ ਵਾਲਾ ਆਪੇ ਮਾਨਣ ਵਾਲਾ ਆਪੇ ਬਣਾਉਣ ਵਾਲਾ ਹੁਣ ਅਗਲੀ ਗੱਲ ਜਿਹੜੀ ਉਹ ਆਪਣੇ ਦੇ ਤੇ ਕੋਈ ਨਹੀਂ ਟੁਕੜੀ ਮਹਾਰਾਜ ਕਹਿੰਦੇ ਤੁਸੀਂ ਪੜ ਕੇ ਸੁਣਾ ਰਹੇ ਹੋ ਆਪ ਕਰਤਾ ਆਪ ਸਭ ਕੁਝ ਬ੍ਰਹਮ ਦੀਸਾ ਬ੍ਰਹਮ ਸੁਣੀਏ ਤੁਸੀਂ ਪੜ ਕੇ ਸੁਣਾ ਰਹੇ ਹੋ ਬਿਨਵੰਤ ਨਾਨਕ ਸਹੀ ਜਾਣੇ ਜਿਨੀ ਹਰ ਰਸ ਪੀਆ ਇਹ ਪੰਜ ਪ੍ਰਵਾਨ ਜਾਣਦੇ ਨੇ ਜਿਨ੍ਹਾਂ ਨੇ ਅਮਿਓ ਰਸ ਨੂੰ ਪੀਤਾ ਹੈ ਫਿਰ ਬੇਨਤੀ ਦੇਖੋ ਜੀ ਅਗਲੀ ਗੱਲ ਜੇ ਇਹਦੇ ਪੰਜ ਮੈਂ ਬਹੁ ਅਰਥ ਨਹੀਂ ਕਰਾਂਗਾ ਇੱਕ ਥਾਂ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬ੍ਰਹਮ ਗਿਆਨੀ ਦਾ ਜੀਵਨ ਪੰਜਾਂ ਤੱਤਾਂ ਨਾਲ ਮੇਲ ਕੇ ਗੱਲ ਕੀਤੀ ਉੱਥੇ ਵੀ ਪੰਜ ਕਿਹਾ ਅਬ ਮੈਂ ਪਾਠ ਕਰਨਾ ਆਪ ਸਭ ਨੂੰ ਚੇਤੇ ਬਚਨ ਹੈ ਅਪ ਤੇਜ ਬਾਏ ਕਬੀਰ ਸਾਹਿਬ ਪ੍ਰਿਥਵੀ ਆਕਾਸ਼ਾ ਇਹ ਪੰਜ ਤਤ ਨੇ ਅਪ ਪਾਣੀ ਤੇਜ ਅਗ ਬਾਏ ਵਾਯੂ ਪਵਨ ਖਵਾ ਪ੍ਰਿਥਵੀ ਧਰਤੀ ਮਿੱਟੀ ਤਤ ਆਕਾਸ਼ਾ ਕਬੀਰ ਸਾਹਿਬ ਕਹਿੰਦੇ ਨੇ ਮੈਂ ਪਰਮਾਤਮਾ ਦੇ ਨੇੜੇ ਇਸ ਤਰ੍ਹਾਂ ਰਹਿ ਰਿਹਾ ਇਸ ਤਰ੍ਹਾਂ ਭੇਦ ਕਾ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ ਐਸੀ ਰਹਿਤ ਰਹੂੰ ਹਰ ਪਾਸਾ ਅਪਦਰਥ ਪਾਣੀ ਪਾਣੀ ਦੀ ਰਹਿਤ ਕੀ ਹੈ ਪੰਜ ਪ੍ਰਵਾਨ ਕੌਣ ਹੈ ਪਾਣੀ ਦੀ ਰਹਿਤ ਹੈ ਜਿੰਨਾ ਮਰਜੀ ਕੋ ਗੰਦ ਸੱਟੀ ਜਾਏ ਮਿੱਟੀ ਸੱਟੀ ਜਾਏ ਉਹਨੇ ਆਪਣੇ ਨਿਰਮਲਤਾਈ ਦੇ ਗੁਣ ਨੂੰ ਕਿਸੇ ਹਾਲਤ ਵਿੱਚ ਖਤਮ ਨਹੀਂ ਹੋਣ ਦੇਣਾ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਪੰਜ ਪ੍ਰਵਾਨ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲੱਗੇ ਜਲਾ ਉਹ ਪਹਿਲੇ ਤਤ ਚੋਂ ਇਸ ਤਰ੍ਹਾਂ ਨਿਰਮਲ ਲੈਂਦਾ ਜਿਵੇਂ ਪਾਣੀ ਹੈ ਤੇਜ ਹਜ਼ੂਰ ਨੇ ਕਿਹਾ ਤੇਜ ਦਾ ਅਰਥ ਅਗ ਹਜ਼ੂਰ ਕਹਿੰਦੇ ਨੇ ਸੱਚਮੁੱਚ ਬ੍ਰਹਮ ਗਿਆਨੀ ਇਸ ਤਰ੍ਹਾਂ ਹੈ ਕਿ ਜਿਵੇਂ ਜੋ ਪਾਵਕ ਦਾ ਸਹਿ ਸੁਭਾਉ ਜਿਵੇਂ ਸੁੱਤੇ ਸਿੱਧ ਅਗ ਆਪਣੀ ਰੋਸ਼ਨੀ ਆਪਣਾ ਨਿਗ ਦਿੰਦੀ ਹੈ ਬ੍ਰਹਮ ਗਿਆਨੀ ਦਾ ਅਗ ਦੇ ਤਤ ਵਿੱਚੋਂ ਇਹ ਗੁਣ ਸਮਾਇਆ ਹੋਇਆ ਹੈ ਇਹ ਇਸ ਨੂੰ ਸੁਣੋ ਫਿਰ ਬੇਨਤੀ ਨੂੰ ਉਹਨੇ ਅੱਗ ਦੀ ਤਰ੍ਹਾਂ ਉਹ ਆਪਣੇ ਸਹਿਜ ਸੁਭਾਅ ਨੂੰ ਕਦੀ ਨਹੀਂ ਤਿਆਗਦਾ ਮੈਲ ਨੂੰ ਅੱਗ ਸਾੜ ਦਿੰਦੀ ਹੈ ਸ਼ੁੱਧਤਾ ਰੱਖ ਲੈਂਦੀ ਹੈ ਮਹਾਰਾਜ ਜੀ ਨੇ ਕਿਹਾ ਪਹਿਲੀ ਗੱਲ ਆਪ ਦੂਜੀ ਗਿਆ ਤੇਜ ਬ੍ਰਹਮ ਗਿਆਨੀ ਕਾ ਇਹ ਗੁਨਾਉ ਨਾਨਕ ਜੋ ਪਾਵਕ ਕਾ ਸਹਿ ਸੁਭਾਉ ਇਹਦਾ ਮਤਲਬ ਦੂਸਰਾ ਤਤ ਤੀਸਰਾ ਅਪ ਤੇਜ ਬਾਏ ਬਾਏ ਦਾ ਅਰਥ ਵਾਯੂ ਬ੍ਰਹਮ ਗਿਆਨੀ ਕਾ ਦ੍ਰਿਸ਼ ਸਮਾਨ ਜਿਉ ਰਾਜ ਰੰਗ ਕੋ ਲਾਗੈ ਪਵਨ ਕਬੀਰ ਦੇ ਸ਼ਬਦ ਦੀ ਤੁਕ ਦੀ ਵਿਆਖਿਆ ਸੁਖਮਨੀ ਸਾਹਿਬ ਕਰ ਰਹੀ ਹੈ ਇਹ ਸੱਚ ਮੈਂ ਹਰ ਰੋਜ਼ ਕਹਿਣਾ ਜਿਸ ਦਿਨ ਸ਼ੁੱਧ ਪਾਠ ਕਰਨ ਦੀ ਜਾਚ ਆ ਗਈ ਤੇ ਅੰਦਰ ਦੀ ਭਾਵਨਾ ਗੁਰੂ ਤੇ 20 ਵਿਸ਼ਵੇ ਗੁਰ ਕਾ ਮਨ ਮਾਨਨੇ ਵਾਲੀ ਖੇਡ ਹੋ ਜਾਏ ਮੇਰਾ ਖਿਆਲ ਦੂਜਾ ਗ੍ਰੰਥ ਫੋਲਣ ਦੀ ਲੋੜ ਨਹੀਂ ਗੁਰੂ ਗ੍ਰੰਥ ਸਾਹਿਬ ਆਪਣੀ ਵਿਆਖਿਆ ਆਪ ਹੀ ਕਰੀ ਜਾਂਦਾ ਇਹ ਸਾਰਾ ਖਜ਼ਾਨਾ ਵਿੱਚ ਪਿਆ ਹੁਣ ਅਸੀਂ ਕਬੀਰ ਜੀ ਦੇ ਇੱਕ ਤੁਕ ਪੜੀ ਅਪਤਾਏ ਤੇਜ ਬਾਏ ਪ੍ਰithvi ਆਕਾਸ਼ਾ ਤੇ ਇਹਦੀ ਵਿਆਖਿਆ ਸੁਖਮਨੀ ਸਾਹਿਬ ਚੋਂ ਮਿਲੀ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲੱਗੇ ਜਲਾ ਅਗ ਦੀ ਵਾਹ ਮਿਲ ਗਈ ਵਾਯੂ ਦੀ ਬ੍ਰਹਮ ਗਿਆਨੀ ਕੈ ਦ੍ਰਿਸ਼ ਸਮਾਨ ਜੂਜ ਰਾਜ ਰੰਗ ਕੋ ਲੱਗੇ ਤਿਲ ਪਵਾਨ ਚੌਥਾ ਹੈ ਪ੍ਰithvi ਬ੍ਰਹਮ ਗਿਆਨੀ ਕੈ ਧੀਰਜ ਏਕ ਚੋਂ ਬਸਦਾ ਕਉ ਖੋਦੈ ਕਉ ਚੰਦਨ ਲੇਪ ਕਹਿੰਦੇ ਧਰਤੀ ਦੀ ਤਰ੍ਹਾਂ ਸਹਾਰਨ ਦੀ ਤਾਕਤ ਬ੍ਰਹਮ ਗਿਆਨੀ ਕੋਲ ਪੰਜ ਪ੍ਰਵਾਨ ਕੋਲ ਹੈ ਬ੍ਰਹਮ ਗਿਆਨੀ ਕਾ ਮਨ ਹੋਏ ਪ੍ਰਗਾਸ਼ ਜੈਸੇ ਤਾਰੂ ਪਰ ਆਕਾਸ਼ ਜੇ ਪੰਜਾਂ ਤੱਤਾਂ ਦੇ ਰੂਹਾਨੀ ਤੌਰ ਤੇ ਅਰਥ ਕਰੀਏ ਮੈਨੂੰ ਇੰਜ ਲੱਗਦਾ ਹੈ ਕਬੀਰ ਜੀ ਕਹਿੰਦੇ ਆ ਰੱਬ ਨਾਲ ਮਿਲਾਪ ਪੰਜਾਂ ਤੋਂ ਬਿਨਾ ਹੋ ਹੀ ਨਹੀਂ ਸਕਦਾ ਇੱਕ ਸ਼ਬਦ ਪੜੋ ਤਨ ਰਹਿਨੀ ਮਨ ਪੁਨਰਪ ਕਰਹੂੰ ਆ ਪੰਜੇ ਆ ਗਏ ਨਾਲ ਉਹ ਪੰਜੋ ਤਤ ਬਰਾਤੀ ਉਹ ਪੰਜ ਤੱਤ ਜਿਹੜੇ ਨੇ ਪੰਜਾਂ ਤੱਤਾਂ ਦੇ ਅੰਦਰੂਨੀ ਜਿਹੜੇ ਪਰਮਾਤਮਾ ਨੇ ਗੁਣ ਪੈਦਾ ਕੀਤੇ ਆ ਕਿਉਂਕਿ ਜੋ ਕੁਝ ਬ੍ਰਹਿਮੰਡ ਵਿੱਚ ਹੈ ਉਹ ਕੁਝ ਪਿੰਡ ਵਿੱਚ ਵਰਤੇਗਾ ਮਹਾਰਾਜ ਕਹਿੰਦੇ ਆ ਉਹਨਾਂ ਪੰਜਾਂ ਤੱਤਾਂ ਨੇ ਬਰਾਤੀ ਬਣ ਕੇ ਮੈਨੂੰ ਰੱਬ ਦੇ ਨਾਲ ਮਿਲਾ ਦਿੱਤਾ ਉਹ ਬਰਾਤ ਲੈ ਕੇ ਆਏ ਕਿਉਂਕਿ ਬਰਾਤ ਤੇ ਮੁੰਡੇ ਵਾਲੇ ਪਾਸੇ ਹੁੰਦੀ ਹੈ ਨਾ ਰੱਬ ਵੱਲੋਂ ਦਿੱਤੇ ਹੋਏ ਉਹ ਗੁਣ ਸੱਚੀ ਮੁੱਚੀ ਉਧਰੋਂ ਆਏ ਮੇਰੇ ਕੁਝ ਨਹੀਂ ਇੱਥੇ ਮੈਂ ਬੇਨਤੀ ਕਰਾਂਗਾ ਪੰਚ ਦਾ ਅਰਥ ਜੇ ਅਸੀਂ ਪੰਜਾਂ ਤੱਤਾਂ ਦੇ ਸ਼ੁੱਧ ਗੁਣ ਜੁੜੇ ਆ ਉਹਨਾਂ ਵੱਲ ਕਰੀਏ ਤੇ ਸੱਚਮੁੱਚ ਜਿਹੜੇ ਇਸ ਪੰਜ ਤੱਕ ਪਹੁੰਚੇ ਹੋਇਆ ਇਸ ਅਵਸਥਾ 'ਚ ਨੇ ਗੁਰੂ ਜੀ ਨੇ ਉਹਨਾਂ ਲਈ ਸ਼ਬਦ ਵਰਤਿਆ ਪੰਜ ਮੈਂ ਬੇਨਤੀ ਕਰਾਂ ਗੁਰੂ ਘਰ 'ਚ ਪੰਜਾਂ ਦੀ ਬਹੁਤ ਵੱਡੀ ਥਾਂ ਹੈ ਪਰ ਇੱਕ ਗੱਲ ਬੜੀ ਔਖੀ ਜੀ ਲੱਗਣੀ ਹੈ ਪੰਜ ਗਿਣਤੀ ਦੀ ਬਹੁਤ ਵੱਡੀ ਥਾਂ ਹੈ ਪਰ ਸ਼ਰਤ ਕੇ ਪੰਜ ਗਿਣਤੀ ਹੋਣ ਤੋਂ ਪਹਿਲਾਂ ਐਸ ਪੰਜ ਪ੍ਰਵਾਨ ਦੀ ਅਵਸਥਾ ਵਿੱਚ ਖੇਡਦੇ ਹੋਣ ਨਹੀਂ ਤੇ ਮੇਰੇ ਪੰਜ ਪਿਆਰੇ ਤੁਹਾਡੇ ਜਿਵੇਂ ਸੇ ਕਰਦੇ ਰਹੇ ਉਹਨਾਂ ਆਪਣੇ ਪੰਜ ਇਕੱਠੇ ਕਰਕੇ ਨਾ ਦੂਜਿਆਂ ਨੇ ਆਪਣੇ ਪੰਜ ਚੇਤੇ ਰੱਖਿਓ ਉਦੋਂ ਪੰਜ ਸ਼ਬਦ ਦਾ ਅਪਮਾਨ ਆਪਾਂ ਕਰ ਰਹੇ ਹਾਂ ਇੱਥੇ ਗੁਰੂ ਜੀ ਨੇ ਸ਼ਬਦ ਵਰਤਿਆ ਅੱਜ ਜਿਹੜੀ ਵਿਆਖਿਆ ਹੈ ਕਿ ਪੰਜ ਪ੍ਰਵਾਨ ਇਹ ਨਾਣੇ ਨਾਲ ਹੈ ਪ੍ਰਧਾਨ ਨਾਲੇ ਨਾਲ ਨਹੀਂ ਉਹ ਨੰਨੇ ਨਾਲ ਹੈ ਪੰਚ ਪਰਵਾਨ ਐਸੇ ਗੁਰਮੁਖ ਜਨ ਜਿਹੜੇ ਸੱਚਮੁੱਚ ਪਰਮਾਤਮਾ ਵਿੱਚ ਅਭੇਦ ਨੇ ਹੁਕਮ ਰਜ਼ਾਈ ਚੱਲਣਾ ਗਾਵੀਐ ਸੁਣੀਐ ਮੰਨੀਐ ਤੇ ਭਾਉ ਜਿਨ੍ਹਾਂ ਅੰਦਰ ਵਰਤ ਚੁੱਕਾ ਉਹ ਪੰਜ ਜਨ ਉਹ ਗੁਰਮੁਖ ਜਨ ਪਰਮਾਤਮਾ ਦੇ ਘਰ ਵਿੱਚ ਸਵੀਕਾਰ ਨੇ ਉਹ ਪ੍ਰਮਾਣਿਕ ਨੇ ਉਹਨਾਂ ਨੂੰ ਸਵੀਕਾਰ ਕਰ ਲਿਆ ਪਰਮੇਸ਼ਵਰ ਨੇ ਪੰਜ ਪ੍ਰਧਾਨ ਫਿਰ ਬੇਨਤੀ ਕਰਾਂਗਾ ਇਹ ਨੰਨੇ ਨਾਲ ਕਹੇ ਉਹ ਪੰਜ ਜਨ ਪ੍ਰਧਾਨ ਨੇ ਉਹ ਮੁਖੀ ਨੇ ਉਹ ਆਗੂ ਨੇ ਸੱਚ ਐਵੇਂ ਪ੍ਰਮਾਤਮਾ ਦੀ ਦਰਗਾਹ ਵਿੱਚ ਵੀ ਉਹ ਮੁਖੀ ਨੇ ਉਹ ਆਗੂ ਨੇ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਪੰਜੇ ਪੌਂਦੇ ਨੇ ਪ੍ਰਾਪਤ ਕਰਦੇ ਨੇ ਦਰਗਾਹ ਮਾਨ ਮਾਨ ਦਾ ਅਰਥ ਇੱਜ਼ਤ ਜਿਵੇਂ ਉਸ ਦਿਨ ਇੱਕ ਬੇਨਤੀ ਕੀਤੀ ਸੀ ਕਿ ਗੁਰਮਖ ਨੂੰ ਜਿਵੇਂ ਆਪਾਂ ਗੁਰਦੁਆਰੇ ਸਰੋਪੇ ਦਿੰਨੇ ਆ ਜਾਂ ਕਿਸੇ ਦਾ ਸਨਮਾਨ ਕਰਨੇ ਆ ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਉਸ ਆਤਮਾ ਨੂੰ ਰੱਬ ਸਰੂਪਾ ਦਿੰਦਾ ਜਿਹੜਾ ਪੰਚ ਬਣ ਜਾਂਦਾ ਹੈ ਗੁਰੂ ਅਮਰਦਾਸ ਨੇ ਕਿਹਾ ਮੈਨੂੰ ਸਰੂਪਾ ਮਿਲਿਆ ਮਿਤ ਪਹਿਜੈ ਜਾਏ ਮਿਤ ਵਿਗਸੈ ਉਹਨਾਂ ਨੂੰ ਸਨਮਾਨ ਮਿਲਦਾ ਹੈ ਮਿੱਤ ਪੈਜੈ ਮਿੱਤ ਦਾ ਅਰਥ ਮਿੱਤਰ ਨੂੰ ਸਰੂਪਾ ਪਹਿਨਾਇਆ ਜਾ ਰਿਹਾ ਹੈ ਮਿੱਤ ਪੈਜੈ ਮਿੱਤ ਵਿਗਸੈ ਪਰ ਉਹ ਮਿੱਤਰ ਜਿਸ ਮਿੱਤ ਕੀ ਪਹਿਜ ਭਾਵੈ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪਹਿਨਾਵੇ ਜਿਹੜੇ ਇਹ ਗੁਰਮੁਖ ਜਨ ਨੇ ਇਹ ਪੰਜ ਪ੍ਰਵਾਨ ਨੇ ਇਹ ਗੁਰਮੁਖ ਜਨ ਪ੍ਰਧਾਨ ਨੇ ਫਿਰ ਮੈਂ ਬੇਨਤੀ ਕਰਾਂ ਅੱਜ ਦੇ ਪ੍ਰਧਾਨ ਚ ਲਫ਼ਜ਼ਾਂ ਚ ਨਹੀਂ ਉੰਜ ਮਹਾਰਾਜ ਨੇ ਪ੍ਰਭਾਨ ਦੀ ਪਰਿਭਾਸ਼ਾ ਵੀ ਦਿੱਤੀ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੇ ਮਨ ਚੇਤੇ ਰੱਖੇ ਕੋਰ ਵੀ ਪਰਿਭਾਸ਼ਾ ਦਿੱਤੀ ਇਹ ਤਾਂ ਹੋ ਗਿਆ ਸਗਲ ਪੁਰਖ में ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੈ ਅਭਿਮਾਨ ਮਹਾਰਾਜ ਕਹਿੰਦੇ ਆ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ ਸ਼ਰਮ ਧਰਮ ਦੋ ਛਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ ਪ੍ਰਧਾਨ ਸ਼ਬਦ ਕੂੜਤਾ ਨਾਲ ਵੀ ਜੋੜਿਆ ਮੈਂ ਬੇਨਤੀ ਕਰਾਂ ਇੱਥੇ ਪ੍ਰਧਾਨ ਉਹ ਮੁਖੀ ਨੇ ਉਹ ਮੁਖੀ ਸਥਾਪਨ ਨਹੀਂ ਕੀਤੇ ਹੋਏ ਉਹ ਮੁਖੀ ਵੋਟ ਨਾਲ ਨਹੀਂ ਬਣੇ ਉਹਨਾਂ ਨੂੰ ਪ੍ਰਧਾਨਤਾ ਪਰਮਾਤਮਾ ਨੇ ਪਰਮੇਸ਼ਵਰ ਨੇ ਦਿੱਤੀ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿਮਾਨ ਜਿਹਨੂੰ ਅੱਗੇ ਕਹਿੰਦੇ ਤਿੱਥੈ ਸੋਣ ਪੰਜ ਪ੍ਰਵਾਨ ਨਦਰੀ ਕਰਮ ਪਵੇ ਨਿਸ਼ਾਨ ਮੈਂ ਤਾਂ ਇਹਦੇ ਅੱਜ ਸੰਖੇਪ ਅਰਥ ਕਰ ਰਿਹਾ ਕਿਉਂਕਿ ਤਿੰਨ ਪੌੜੀਆਂ ਪੰਚੇ ਸੋਹੇ ਹੈ ਸ਼ੋਭਦੇ ਨੇ ਨਿਕ ਨੇ ਦਰ ਦਰ ਦੇ ਇੱਥੇ ਰਾਰੇ ਨੂੰ ਸਤਗੁਰਾਂ ਨੇ ਸਿਹਾਰੀ ਲਾਈਏ ਦਰ ਉੱਤੇ ਦਰ ਵਿੱਚ ਨਹੀਂ ਦਰ ਉੱਤੇ ਪੰਚੇ ਸੋਹੇ ਹੈ ਦਰ ਰਾਜਾਨ ਰਾਰੇ ਨੂੰ ਕੰਨਾ ਹੈ ਰਾਜਾਨ ਨੇ ਕੀ ਰਾਜਾਨ ਉਹ ਪੰਜ ਪਰਵਾਨ ਨੇ ਉਹ ਪ੍ਰਧਾਨ ਨੇ ਸੱਚਮੁੱਚ ਉਹ ਰੱਬ ਦੀ ਦਰਗਾਹ ਵਿੱਚ ਉਹਨਾਂ ਨੂੰ ਮਾਨ ਹੈ ਇੱਜ਼ਤ ਹੈ ਪੰਚੇ ਸੋਹੇ ਦਰ ਰਾਜਾਨ ਇੱਥੇ ਥੋੜੇ ਜਿਹਾ ਹੱਟ ਕੇ ਅਰਥ ਕਰਨੇ ਨੇ ਇਹ ਨਹੀਂ ਮੈਂ ਕਿਸੇ ਦੇ ਅਰਥ ਖੰਡਨ ਨਹੀਂ ਕਰਾਂਗਾ ਮੈਂ ਆਰੰਭ ਵਿੱਚ ਆਪ ਨੂੰ ਕਿਹਾ ਸੀ ਜਿੱਦਨ ਕਥਾ ਸ਼ੁਰੂ ਕੀਤੀ ਸੀ ਇੱਕੋ ਗੱਲ ਕਹੀ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਜਪਜੀ ਸਾਹਿਬ ਦੀ ਕਥਾ ਕੀਤੀ ਤੇ ਜਿਸ ਵਕਤ ਅਰਥ ਸੰਪੂਰਨ ਹੋਏ ਚਲੋ ਅਸੀਂ ਗੱਲ ਫਿਰ ਰਿਪੀਟ ਕਰ ਲੈਨੇ ਤੇ ਕਸ਼ਮੀਰ ਨਾਲ ਗਈ ਕੋਈ ਸੰਗਤ ਜਦੋਂ ਮਾਰ ਕਸ਼ਮੀਰ ਗਏ ਸੰਗਤ ਨੇ ਕਿਹਾ ਸਤਿਗੁਰੂ ਆਪ ਦਾ ਸ਼ੁਕਰ ਆਪ ਨੇ ਜਪ ਦੇ ਅਰਥ ਕੀਤੇ ਤੇ ਗੁਰੂ ਛੇਵੇਂ ਪਿਤਾ ਜੀ ਨੇ ਕਿਹਾ ਸੀ ਕਿ ਬੌਰ ਸ਼੍ਰੀ ਮੁਖ ਬਚਨ ਪਖਾਨੋ ਅੰਤ ਅਰਥ ਯਾਹੇ ਗੁਰੂ ਨਾਨਕ ਜਾਨੋ ਇਹਦੇ ਅਰਥ ਗੁਰੂ ਨਾਨਕ ਸਾਹਿਬ ਜਾਨ ਹੁਣ ਇੱਥੇ ਪੰਚੈ ਸੋਹ ਹੈ ਦਰ ਰਾਜਾਨ ਰਾਜਾਨ ਇਹਦੇ ਅਰਥ ਤਕਰੀਬਨ ਸਾਰੇ ਟੀਕਾਕਾਰਾਂ ਗੁਰਮਖਾਂ ਨੇ ਕੀਤੇ ਨੇ ਰਾਹ ਜਾਣ ਦਾ ਅਰਥ ਹੈ ਰਾਜਿਆਂ ਦੇ ਦਰਬਾਰ 'ਚ ਗੁਰਮਖ ਜਨ ਜਿਹੜੇ ਨੇ ਉਹਨਾਂ ਨੂੰ ਰਾਜਿਆਂ ਦੇ ਦਰਬਾਰ ਵਿੱਚ ਵੀ ਇੱਜ਼ਤ ਮਿਲਦੀ ਕੋਈ ਸ਼ੱਕ ਨਹੀਂ ਪਰ ਸਭ ਤੋਂ ਵੱਧ ਗੁਰਮਖ ਜ਼ਨਾ ਤੇ ਜੇ ਕਿਸੇ ਨੇ ਤਸ਼ੱਦਦ ਕੀਤਾ ਤੇ ਉਹ ਰਾਜਿਆਂ ਨੇ ਕੀਤਾ ਹੈ ਅਸੀਂ ਦੇਖਨੇ ਆ ਨਾਮਦੇਵ ਪੰਚ ਅਵਸਥਾ 'ਚ ਨਹੀਂ ਖੇਡਦੇ ਉਹ ਕਹਿੰਦੇ ਨੇ ਮੇਰੀਆਂ ਲੱਤਾਂ ਬਾਹ ਬੰਨ ਕੇ ਮੈਨੂੰ ਰਾਜਾ ਮਾਰਦਾ ਪਿਆ ਕਬੀਰ ਸਾਹਿਬ ਤੇ ਰਾਜਾ ਜ਼ੁਲਮ ਨਹੀਂ ਕਰ ਰਿਹਾ ਕੀ ਸਦਨੇ ਤੇ ਜ਼ੁਲਮ ਨਹੀਂ ਹੋ ਰਿਹਾ ਕੀ ਬਾਈ ਧਾਰ ਦੇ ਰਾਜੇ ਗੁਰੂ ਗੋਬਿੰਦ ਸਿੰਘ ਜੀ ਦੇ ਖੂਨ ਦੇ ਪਿਆਸੇ ਨਹੀਂ ਕੀ ਇੱਕ ਬਾਦਸ਼ਾਹ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਨਹੀਂ ਕਰ ਰਿਹਾ ਮੇਰੀ ਇਸ ਬੇਨਤੀ ਨੂੰ ਸੁਣਿਓ ਕੋਈ ਸ਼ੱਕ ਨਹੀਂ ਰਾਜੇ ਮਹਾਰਾਜੇ ਸੱਚੀ ਮੁੱਚੀ ਧਰਮੀ ਰਾਜੇ ਗੁਰਮਖਾਂ ਮਹਾਪੁਰਖਾਂ ਨੂੰ ਸਨਮਾਨ ਦਿੰਦੇ ਸਨ ਪਰ ਅੱਜ ਸਿਰਫ ਇੱਕ ਸਿਆਸਤ ਹੁੰਦੀ ਹੈ ਮੈਨੂੰ ਯਾਦ ਹੈ ਯਾਰਜ ਪੰਚਮ ਆਇਆ ਹਿੰਦੁਸਤਾਨ ਦੀ ਭਾਰਤ ਦੀ ਧਰਤੀ ਤੇ ਰਾਜੇ ਮਹਾਰਾਜੇ ਗਏ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਇਹ ਵੀ ਉੱਥੇ ਗਏ ਤੇ ਜਦੋਂ ਇੱਥੇ ਇਹ ਸ਼ਬਦ ਕਹਿ ਗਏ ਕਿ ਆਪ ਜੀ ਰਾਜੇ ਬਾਰੇ ਕੋਈ ਸ਼ਬਦ ਉਹਨਾਂ ਨੇ ਉਸ ਵਕਤ ਜਿਹੜੇ ਸਿੱਖ ਸੰਗਤ ਸੀ ਕੋਲ ਉਹਨਾਂ ਨੇ ਉੱਚੀ ਆਵਾਜ਼ ਵਿੱਚ ਇੱਕੋ ਧਾਰਨਾ ਪੜੀ ਸੀ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਕਿ ਇਹ ਰਾਜੇ ਜਿਹੜੇ ਨੇ ਚਾਰ ਦਿਨ ਦੀ ਖੇਡ ਪਰ ਮਨ ਮੇਰੇ ਚ ਵਾਰ-ਵਾਰ ਆ ਰਿਹਾ ਸੀ ਕਿ ਪੰਚੈ ਸੋਐ ਦਰ ਰਾਜਾਨ ਤਰਕ ਕਰਨ ਵਾਲਾ ਕਹਿ ਦਿੰਦਾ ਰਾਜੇ ਤਾਂ ਜ਼ੁਲਮ ਕਰਦੇ ਆ ਕਈ ਵਾਰੀ ਸੰਤਾਂ ਤੇ ਪਰ ਇੱਥੇ ਮਾਰੇ ਨੇ ਇੱਕ ਬਖਸ਼ਿਸ਼ ਕਰ ਦਿੱਤੀ ਇੱਥੇ ਫਿਰ ਵਿਆਕਨ ਦਾ ਸਹਾਰਾ ਲੈਣਾ ਪਿਆ ਨੰਨੇ ਨੂੰ ਔਂਕੜ ਲੱਗੀ ਹੈ ਔਂਕੜ ਲੱਗੀ ਹੈ ਨਾ ਔਂਕੜ ਇੱਕ ਵਚਨ ਦੀ ਲਖਾਇਕ ਹੈ ਪੰਚੇ ਸੋਹੇ ਦਰ ਰਾਜਾਨ ਅਰਥ ਇਹ ਕੀਤੇ ਗਏ ਉਹ ਰਾਜਿਆਂ ਦੇ ਦਰਬਾਰ ਵੀ ਸ਼ੋਭਾ ਪਾਉਂਦੇ ਆ ਪਰ ਜਿਹੜਾ ਸ਼ਬਦ ਹੈ ਉਹ ਇੱਕ ਵਚਨ ਬੋਲ ਰਿਹਾ ਰਾਜਾ ਤੇ ਫਿਰ ਇਹਦੇ ਅਰਥ ਇਉਂ ਕਿਉਂ ਨਾ ਕਰ ਲਈਏ ਰਾਜਾਨ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਪੰਚੇ ਪਾਵੇਂ ਦਰਗਹਿ ਮਾਨ ਪੰਚੇ ਸੋਹੇ ਦਰ ਰਾਜਾਨ ਜਿਹੜਾ ਰਾਜਿਆਂ ਦਾ ਰਾਜਾ ਅਕਾਲ ਪੁਰਖ ਹੈ ਗੁਰਮੁਖ ਪੰਜ ਜਨ ਉਹਦੀ ਦਰਗਾਹ ਦੇ ਵਿੱਚ ਸ਼ੋਭਾ ਪੈ ਪਾਉਂਦੇ ਆ ਫਿਰ ਬੇਨਤੀ ਹੈ ਕਿ ਪੰਚੇ ਸੋਹੇ ਦਰ ਰਾਜਾਨ ਉਹ ਉਸ ਦਰਗਾਹ ਵਿੱਚ ਕਿਉਂਕਿ ਸੱਚੇ ਵੇ ਰੱਬ ਤੋਂ ਵੱਡਾ ਕੋਈ ਰਾਜਾ ਨਹੀਂ ਕੋਈ ਉਸ ਤੋਂ ਵੱਡਾ ਰਾਜਾ ਨਹੀਂ ਦਾਸ ਨੇ ਇੱਕ ਵਾਰ ਬੇਨਤੀ ਕੀਤੀ ਜਿਨ੍ਹਾਂ ਨੂੰ ਬਾਬਾ ਜੀ ਨੇ ਬਖਸ਼ਾਂ ਦਿੱਤੀਆਂ ਸ਼ੇਖ ਬੈਲੋਲ ਬਾਰੇ ਇੱਕ ਵਾਰ ਮੈਂ ਅਰਜ਼ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਜਦੋਂ ਬਗਦਾਦ ਗਏ ਆ ਕਿਉਂਕਿ ਸੀ ਤੇ ਸਿਰ ਬਾਬਾ ਜੀ ਦਾ ਜਪ ਲਿਆ ਤੇ ਮੇਰੀ ਹਰ ਇੱਕ ਨੂੰ ਇੱਕੋ ਬੇਨਤੀ ਹੈ ਮੈਂ ਫਿਰ ਕਹਾਂਗਾ 550 ਸਾਲਾ ਆ ਰਿਹਾ ਪੁਰਬ ਤਾਂ ਹਰ ਸਾਲ ਆਉਂਦਾ ਹੈ ਬਸ ਘੱਟੋ ਘੱਟ ਜਿਹੜੇ ਬਾਕੀ ਸਾਰ ਰੱਬ ਨੇ ਜ਼ਿੰਦਗੀ ਦੇ ਲਿਖੇ ਆ ਨਾ ਕੋਈ ਦਿਨ ਐਸਾ ਨਾ ਜਾਏ ਜਿੱਦਨ ਆਪਾਂ ਗੁਰੂ ਨਾਨਕ ਦਾ ਜਪ ਨਾ ਪੜੀਏ ਰੋਜ਼ ਪੜੀਏ ਤੇ ਇੱਥੋਂ ਤੱਕ ਮੈਂ ਇੱਕ ਥਾਂ ਵੇਖਿਆ ਮਹਾਰਾਜ ਕਹਿ ਰਹੇ ਆ ਕਿ ਜਿਹੜਾ ਜਪ ਨੂੰ ਰੋਜ਼ ਰਟੇਗਾ ਰਟੇਗਾ ਪੜੇਗਾ ਦਰਗਾਹ ਵਿੱਚ ਮੈਂ ਉਹਦੀ ਇੰਤਜ਼ਾਰ ਕਰਾਂਗਾ ਸੱਚੀ ਮੁੱਚੀ ਫਿਰ ਮੇਰੇ ਮਨ ਚ ਆਇਆ ਬਾਬਾ ਜੀ ਤਾਂ ਕਹਿ ਰਹੇ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਉ ਨੇਤਰੀ ਸਤਗੁਰ ਪੇਖਣਾ ਸਰਵਣੀ ਸੁਰਨਾ ਗੁਰ ਨਾਉ ਸਤਗੁਰ ਸੇਤੀ ਰਤਿਆਂ ਦਰਗਹਿ ਪਾਈਐ ਠਾਉ ਗੁਰੂ ਜੀ ਇੱਥੇ ਸ਼ਬਦ ਵਰਤ ਰਿਹਾ ਕਿ ਅਸਲ 'ਚ ਉਹ ਪੰਚੈ ਸੋਹੈ ਦਰ ਰਾਜਾਨ ਪਰਮਾਤਮਾ ਰਾਜੇ ਦੇ ਘਰ ਦੇ ਵਿੱਚ ਉਹ ਪੰਜ ਜਨ ਜਿਹੜੇ ਨੇ ਉਹ ਸ਼ੋਭਾ ਪਾ ਰਹੇ ਨੇ ਪਰਮਾਤਮਾ ਦੇ ਘਰ 'ਚ ਉਹਨਾਂ ਨੂੰ ਸਵੀਕਾਰ ਕੀਤਾ ਗਿਆ ਇੱਥੇ ਉਂਝ ਯਾਦ ਰੱਖਿਓ ਜਦੋਂ ਰਾਜਾਨ ਸ਼ਬਦ ਬਹੁਵਚਨ ਚ ਆਏਗਾ ਨਾ ਇੱਕ ਤੋਂ ਕਿਤੇ ਪੜਿਓ ਤੁਸੀਂ ਜਾ ਕੇ ਦੇਖਿਓ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ ਉੱਥੇ ਨੰਨਾ ਮੁਕਤਾ ਹੈ ਉਹ ਬਹੁਵਚਨ ਹੈ ਉਸ ਬੀਬੀ ਨੂੰ ਉਸ ਇਸਤਰੀ ਨੂੰ ਕਿਉਂ ਤੂੰ ਨਿੰਦਣਾ ਪਿਆ ਜਿਨੇ ਰਾਜਿਆਂ ਨੂੰ ਜਨਮ ਦਿੱਤਾ ਹੈ ਇੱਥੇ ਮੈਨੂੰ ਇੰਜ ਪ੍ਰਤੀਤ ਹੁੰਦਾ ਗੁਰੂ ਜੀ ਕਹਿ ਰਹੇ ਆ ਪਰ ਮੈਂ ਦਾਵਾ ਨਹੀਂ ਕਰਾਂਗਾ ਕਿ ਪਰਮਾਤਮਾ ਜਿਹੜਾ ਰਾਜਿਆਂ ਦਾ ਰਾਜਾ ਹੈ ਸੱਚੀ ਮੁੱਚੀ ਉਦੋਂ ਵੱਡਾ ਕੋਈ ਨਹੀਂ ਇੱਕ ਉਦਾਹਰਨ ਦੇ ਕੇ ਸ਼ੇਖ ਬੈਲੋਲ ਗੁਰੂ ਨਾਨਕ ਸਾਹਿਬ ਨੂੰ ਮਿਲਦਾ ਹੈ ਬਗਦਾਦ ਫੇਰੀ ਤੇ ਜਿੰਨੇ ਦਿਨ ਬਾਬਾ ਜੀ ਰਹੇ ਆ ਇਹ ਫਕੀਰ ਗੁਰੂ ਨਾਨਕ ਸਾਹਿਬ ਦੇ ਨਾਲ ਰਿਹਾ ਇੱਕ ਕਿਤਾਬ ਸੀ ਸਨੋ ਬਰਡਸ ਉਹਦੇ ਰਾਈਟਰ ਨੇ ਉੱਥੇ ਜਾ ਕੇ ਦੇਖਿਆ ਤੇ ਉਹਨੇ ਲਿਖਿਆ ਸੀ ਆ ਉਸ ਕਿਤਾਬ 'ਚ ਕਹਿੰਦਾ ਮੈਂ ਇੱਕ ਸ਼ਿਲਾ ਲੇਖ ਪੜਿਆ ਉਸ ਸ਼ਿਲਾ ਲੇਖ ਤੇ ਲਿਖਿਆ ਹੋਇਆ ਸੀ ਕਿ ਗੁਰੂ ਨਾਨਕ ਸਾਹਿਬ ਖਿੰਦ ਤੋਂ ਪੀਰ ਜੋ ਸ਼ਬਦ ਹੈ ਖਿੰਦੀ ਪੀਰ ਉਹਦੇ ਤੇ ਸ਼ਬਦ ਮੈਂ ਥੋੜੀ ਵਿਆਖਿਆ ਲਈ ਵਰਤ ਰਿਹਾ ਕਿ ਉਹਦੇ ਜਾਣ ਤੋਂ ਬਾਅਦ ਸ਼ੇਖ ਬੈਲੋਲ ਨੂੰ ਜਿਹੜੀ ਆਤਮਿਕ ਜੀਵਨ ਦੀ ਜਾਗ ਬਾਬਾ ਨਾਨਕ ਫਕੀਰ ਲਾ ਗਿਆ ਉਹਦੇ ਤੋਂ ਬਾਅਦ ਉਸੇ ਧਰਤੀ ਤੇ 60 ਸਰਦੀਆਂ ਸ਼ੇਖ ਬੈਲੋਲ ਗੁਰੂ ਨਾਨਕ ਦੇ ਰੰਗ ਵਿੱਚ ਰੱਤਾ ਬੈਠਾ ਰਿਹਾ 60 ਸਰਦੀਆਂ ਦਾ ਅਰਥ ਹੋ ਗਿਆ 60 ਸਾਲ 60 ਸਾਲ ਅਗਲੀ ਗੱਲ ਅੰਤਲੇ ਸਿਮਾ ਦਿਨਾਂ 'ਚ ਉਹਦੀ ਅਵਸਥਾ ਐਸੀ ਬਣ ਗਈ ਉੰਜ ਜੇ ਕਿਸੇ ਨੇ ਇਹਨੂੰ ਅਧਿਆਤਮਕਤਾ 'ਚ ਰੰਗੇ ਹੋਏ ਪੜਨਾ ਹੈ ਤੇ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਕਿਤਾਬ ਵਿੱਚ ਚੁੱਪ ਪ੍ਰੀਤ ਦਾ ਸ਼ਹਿਨशाह ਵਪਾਰੀ ਪਲੀਜ਼ ਉਹ ਪੜਿਓ ਮੈਂ ਉਹਨਾਂ ਲਈ ਕਹਿ ਰਿਹਾ ਜਿਨ੍ਹਾਂ ਨੂੰ ਸ਼ੌਂਕ ਹੈ ਪੜਨ ਦਾ ਉੰਜ ਉੰਜ ਮੈਂ ਦੱਸ ਰਿਹਾ ਸਨ ਭਾਈ ਸਾਹਿਬ ਇੱਥੇ ਲਾਇਬ੍ਰੇਰੀ ਤਾਂ ਆਪਣੇ ਬੰਦੇ ਤਾਂ ਕਿਤਾਬਾਂ ਹੀ ਕੋਈ ਨਹੀਂ ਇਸ਼ੂ ਕਰਾਉਂਦੇ ਸਾਡਾ ਪੜਨ ਨਾਲ ਥੋੜਾ ਕਾਦਾ ਵਾਸਤਾ ਹੈ ਨਾ ਬਾਣੀ ਪੜ੍ਹੀਏ ਨਾ ਦੂਜਾ ਲਿਟਰੇਚਰ ਪੜ੍ਹੀਏ ਮੈਂ ਇਹ ਨਹੀਂ ਤੁਹਾਨੂੰ ਕੋਈ ਨਖੋਰਾ ਦੇ ਰਿਹਾ ਸੱਚੀ ਮੁੱਚੀ ਬਾਕੀ ਪੜਾਉਣ ਦਾ ਕੰਮ ਆ ਦੂਜੇ ਫੋਨ ਨੇ ਸਿਰੇ ਲਾ ਦਿੱਤਾ ਇੱਕ ਦਿਨ ਮੈਂ ਪੜ੍ਹ ਰਿਹਾ ਸਾਂ ਅਫਰੀਕਾ ਦਾ ਨੋਬਲ ਪ੍ਰਾਈਜ਼ ਮੈਂ ਨਾ ਭੁੱਲ ਗਿਆ ਉਹਨੇ ਕਿਹਾ ਜਿੱਦਨ ਅਸਾਈ ਮਿਸ਼ਨਰੀ ਸਾਡੇ ਕੋਲ ਆਏ ਅਸੀਂ ਜ਼ਮੀਨਾਂ ਦੇ ਮਾਲਕ ਸਾਂ ਤੇ ਇਹਨਾਂ ਦੇ ਹੱਥ ਵਿੱਚ ਬਾਈਬਲ ਸੀ ਇਹਨਾਂ ਨੇ ਕਿਹਾ ਤੁਹਾਡੇ ਲਈ ਅਰਦਾਸ ਪ੍ਰੇਰ ਕਰਨ ਆਇਆ ਤੁਹਾਨੂੰ ਸੁੱਖ ਮਿਲੇਗਾ ਕਹਿੰਦਾ ਅੱਜ ਉਹ ਜ਼ਮੀਨਾਂ ਦੇ ਮਾਲਕ ਨੇ ਸਾਡੇ ਹੱਥ 'ਚ ਬਾਈਬਲ ਆ ਗਈ ਅਸੀਂ ਜ਼ਮੀਨਾਂ ਦੇ ਮਾਲਕ ਸਾਹ ਬਾਬਲੋਨ ਬਾਈਬਲ ਉਹਨਾਂ ਕੋਲ ਸੀ ਅੱਜ ਸਾਡੇ ਹੱਥ ਬਾਈਬਲ ਉਹ ਜ਼ਮੀਨਾਂ ਦੇ ਮਾਲਕ ਜਿੱਦਾਂ ਨਾ ਚੱਲਿਆ ਸਭ ਕੁਝ ਫੇਸਬੁੱਕ WhatsApp ਉਹ ਜੋ ਸਭ ਕੁਝ ਫਰੀ ਜੇ ਸਭ ਕੁਝ ਫਰੀ ਜੇ ਉਹ ਕਹਿੰਦਾ ਤੁਸੀਂ ਚੁੱਪ ਕਰਕੇ ਸਵੇਰੇ ਸ਼ਾਮੀ ਤੁਹਾਡੇ ਨਿਆਣੇ ਪੜਨਗੇ ਤਰੱਕੀ ਆਪਾਂ ਕਰਾਂਗੇ ਮਾਨਸਿਕ ਗੁਲਾਮੀ ਨਹੀਂ ਹੈਗੀ ਮੇਰੀ ਗੱਲ ਗੁੱਸਾ ਨਾ ਕਰਿਓ ਮੈਂ ਵਿੱਚੇ ਤੁਹਾਡੇ ਆ ਸੱਚੀ ਮੁੱਚੀ ਸਾਡੇ ਮਾਨਸਿਕ ਤੌਰ ਤੇ ਇਹਨਾਂ ਕੋ ਗੁਲਾਮ ਕਰ ਲਿਆ ਕੋਈ ਚੀਜ਼ ਅੰਮ੍ਰਿਤ ਵੇਲਾ ਨਹੀਂ ਸੀ ਖੋ ਸਕਦੀ ਇਹਨਾਂ ਦੋਨਾਂ ਨੇ ਅੰਮ੍ਰਿਤ ਵੇਲਾ ਵੀ ਲੋਕਾਂ ਦਾ ਖੋ ਲਿਆ ਜਪਜੀ ਤੋਂ ਪਹਿਲਾਂ ਗੁਟਕਾ ਬਾਅਦ ਚ ਖੁੱਲਦਾ ਪਹਿਲਾਂ WhatsApp ਖੁੱਲਦਾ ਪਹਿਲਾਂ ਉਹ ਮੇਰੀ ਹੱਥ ਜੋੜ ਕੇ ਬੇਨਤੀ ਜੇ ਇਸ ਨੂੰ ਸਮਝੋ ਸਰੀਰਕ ਤੌਰ ਤੇ ਤੁਸੀਂ ਜਿੱਥੇ ਮਰਜ਼ੀ ਰੋ ਰੁਪਈਆ ਵਰਤੋ ਡਾਲਰ ਵਰਤੋ ਪਾਉਂਡ ਵਰਤੋ ਦਰਾਮ ਵਰਤੋ ਕਹਿਣ ਲੱਗੇ ਤੁਸੀਂ ਮੁਲਕਾਂ ਦੇ ਮਾਲਕ ਹੋ ਅਸਲੀ ਬੰਦਾ ਗੁਲਾਮ ਉਹ ਹੁੰਦਾ ਜਿਹਨੂੰ ਮਾਨਸਿਕ ਤੌਰ ਤੇ ਗੁਲਾਮ ਕੀਤਾ ਜਾਏ ਉਹਨਾਂ ਕਹੇ ਜਨੂੜ ਕੇ ਰੱਖ ਦਿੱਤੇ ਮਾਨਸਿਕ ਤੌਰ ਤੇ ਖੇਲ ਨਹੀਂ ਸਕਦੇ ਸੀ ਅਨਪੜ ਬੰਦੇ ਮੱਝਾਂ ਕੋਲ ਬੈਠੇ ਫੇਸਬੁੱਕ ਲਾਈਵ ਕਰੀ ਜਾਂਦੇ ਹੁਣ ਮੱਝ ਇੱਥੇ ਤੁਰ ਗਈ ਹੁਣ ਇੱਥੇ ਤੁਰ ਗਈ ਉਹਨਾਂ ਕਹੇ ਆਰਾਮ ਨਾਲ ਟਿਕ ਕੇ ਬਹਿ ਜਾਓ ਤੁਹਾਨੂੰ ਇਹੋ ਜਗ ਮੈਂ ਫਿਰ ਬੇਨਤੀ ਕਰਾਂਗਾ ਗੁਰਮਖੋ ਯਾਦ ਰੱਖਿਓ ਜੇ ਆਪਾਂ ਪੜਾਂਗੇ ਸਿਆਣੇ ਕਹਿੰਦੇ ਆ ਜੇ ਸਾਇੰਸ ਨੂੰ ਪੜਨਾ ਹੈ ਹਾਲਾ ਪੁਰਾਣੇ ਗ੍ਰੰਥਾਂ ਵਿੱਚ ਬਹੁਤ ਕੁਝ ਹੈ ਸਾਇੰਸ ਨੂੰ ਪੜਨਾ ਹੈ ਹਾਕਮਾਂ ਨੇ ਸੱਚੀ ਮੁੱਚੀ ਸਾੜਿਆ ਵੀ ਬਹੁਤ ਕੁਝ ਮਿਕਸਾ ਪੜਿਆ ਖਲੀਫੇ ਨੇ ਕੀਤਾ ਬਾਹਰ ਉਹਨਾਂ ਕਿਹਾ ਵੀ ਐਡੇ ਕਮਾਲ ਦੀ ਪ੍ਰਾਤਨ ਲਾਇਬ੍ਰੇਰੀ ਸੀ ਕਈ ਸਦੀਆਂ ਦੇ ਪੁਰਾਣੇ ਗ੍ਰੰਥ ਕਹਿੰਦਾ ਜੇ ਇਹਦੇ ਵਿੱਚ ਕੁਰਾਨ ਦੇ ਮੁਤਾਬਕ ਕੁਝ ਨਹੀਂ ਤਾਂ ਵੀ ਫੂਕ ਦਿਓ ਜੇ ਕੁਰਾਨ ਦੇ ਮੁਤਾਬਕ ਹੈ ਤਾਂ ਵੀ ਫੂਕਦੇ ਜਦੋਂ ਕੁਰਾਨ ਹੈ ਬਾਕੀ ਕਿਤਾਬਾਂ ਦੀ ਲੋੜ ਕੀ ਹੈ ਜੇ ਨਹੀਂ ਤਾਂ ਫੂਕਦੇ ਹੋ ਜੇ ਹੈ ਤਾਂ ਵੀ ਫੂਕਦੇ ਹੋ ਜੇ ਹੈ ਤੇ ਤਾਂ ਫੂਕਦੇ ਹੋ ਪੜਨ ਦੀ ਲੋੜ ਕੀ ਹੈ ਮੈਂ ਆਪ ਨੂੰ ਬੇਨਤੀ ਕਰਾਂਗਾ ਰਾਤ ਨੂੰ ਪੈਣ ਲੱਗਿਆ ਜ਼ਰੂਰ ਪਲੀਜ਼ ਅਰਜ ਹੈ ਕੋਈ ਧਰਮ ਗ੍ਰੰਥ ਖਾਸ ਕਰਕੇ ਟਿਕਾ ਵਾਲਾ ਕਿਸੇ ਮਹਾਪੁਰਖ ਦੀ ਜੀਵਨੀ ਬਹੁਤ ਚੰਗਾ ਹੋਵੇ ਘੱਟੋ ਘੱਟ ਜੇ ਫੌਣ ਹੀ ਦੇਖਣਾ ਕੋਈ ਗੱਲ ਨਹੀਂ ਤੂੰ ਰਾਤ ਨੂੰ ਸੌਣ ਲੱਗਿਆਂ ਵੀ ਜਪ ਸਹਿ ਪੜ ਲੈਂਗਾ ਤੇ ਗੁਰੂ ਨਾਨਕ ਸਾਹਿਬ ਉਹਦੇ ਵਿੱਚ ਵੀ ਕਿਰਪਾ ਵਰਤਾਣਗੇ ਉੱਥੇ ਉਹਨੇ ਸੁਣੋ ਜਿਨੇ ਉਹ ਕਿਤਾਬ ਹੈ ਚੁੱਪ ਪ੍ਰੀਤ ਦਾ ਸ਼ਹਿਨशाह ਵਪਾਰੀ ਉਸ ਵਿੱਚ ਕਿਹਾ ਜਾਂਦਾ ਉਹ ਸੱਤ ਸਰਦੀਆਂ ਬੈਠਾ ਤੇ ਉਹਦੇ ਨੇਤਰ ਬਿਲਕੁਲ ਪਲਕਾਂ ਬੰਦ ਰਹਿੰਦੀਆਂ ਸਨ ਚਿਹਰੇ ਤੇ ਨੂਰ ਸੀ ਜਦੋਂ ਕਿਤੇ ਉਹ ਅੱਖਾਂ ਖੋਲਦਾ ਸੀ ਸੱਚ ਇਹ ਵੀ ਉਹਦੀ ਅੱਖ ਜਿਹਦੇ ਤੇ ਨਜ਼ਰ ਪੈਂਦੀ ਸੀ ਉਹਦੇ ਅੰਦਰ ਉਹਦਾ ਔਰਾ ਜ਼ਬਰਦਸਤ ਪ੍ਰਵੇਸ਼ ਕਰ ਜਾਂਦਾ ਸੀ ਬਿਲਕੁਲ ਟਿਕ ਜਾਂਦਾ ਸੀ ਉਹ ਚੁੱਪ ਚਲਾ ਜਾ ਚੁੱਪ ਪ੍ਰੀਤ ਜਿੱਦਨ ਰੱਬ ਦੇ ਦਿੱਤੀ ਸਮਝੋ ਸਿਮਰਨ ਦਾ ਮੁਕਾਮ ਮਿਲ ਗਿਆ ਹੁਣ ਬੋਲਨੇ ਵਾਹਿਗੁਰੂ ਬੋਲਨੇ ਜਪ ਬੋਲਨੇ ਤੇ ਜਿੱਦਨ ਖਮੋਸ਼ੀ ਵਿੱਚ ਸਿਮਰਨ ਚੱਲ ਪਿਆ ਜਿੱਦਨ ਪਰਮ ਪਿਆਲਾ ਚੁੱਪ ਚ ਬੋਲਾ ਹੋ ਗਿਆ ਮੈਂ ਤੁਹਾਨੂੰ ਸਿਰਫ ਇੱਕ ਉਦਾਹਰਨ ਦੇਣ ਲੱਗਾ ਉਹ 60 ਸਰਦੀਆਂ ਉਸ ਜਗ੍ਹਾ ਤੇ ਬੈਠਾ ਰਿਹਾ ਜਿਸ ਜਗ੍ਹਾ ਤੇ ਗੁਰੂ ਨਾਨਕ ਸਾਹਿਬ ਨੂੰ ਜੀ ਦਾਨ ਦਿੱਤਾ ਇੱਕ ਹੋਰ ਬੇਨਤੀ ਜੀ ਦਾਨ ਕੋਈ ਨਹੀਂ ਦੇ ਸਕਦਾ ਗੁਰੂ ਤੋਂ ਬਿਨਾ ਗੁਰਮੁਖ ਤੋਂ ਬਿਨਾ ਮੈਂ ਇੱਕ ਵਾਰ ਇੱਥੇ ਕਥਾ ਕੀਤੀ ਸੀ ਕਿਨਕਾ ਏਕ ਜਿਸ ਜੀ ਬਸਾਵੇ ਅਸੀਂ ਕਿਨਕਾ ਦਾ ਲਫ਼ਜ਼ੀ ਅਰਥ ਕਰਨਿਆ ਥੋੜਾ ਇਸ ਤਰ੍ਹਾਂ ਕਰ ਰਹੇ ਨੇ ਕਿਨਕਾ ਇੱਕ ਸਾਰੇ ਟੀਕਾਕਾਰ ਹੀ ਕਹਿੰਦੇ ਆ ਥੋੜਾ ਜਿਹਾ ਕਿਸੇ ਅੰਦਰ ਵਸਾ ਦੇ ਤਾਂ ਕਿ ਮਹਿਮਾ ਉਹ ਥੋੜਾ ਨਹੀਂ ਉਹ ਕਿਨਕਾ ਸ਼ੁਰੂਆਤ ਹੈ ਉਸ ਕਿਨਕੇ ਨੇ ਵਿਰਾਟ ਹੋਣਾ ਹੈ ਤੇਰਾ ਮੇਰਾ ਸਾਰਿਆਂ ਦਾ ਸਰੀਰ ਸਿਰਫ ਪਿਓ ਦੇ ਇੱਕ ਕਿਨਕੇ ਨਾਲ ਬਣਿਆ ਹੈ ਉਹ ਕਿਨਕਾ ਸ਼ੁਰੂਆਤ ਹੈ ਉਦੋਂ ਬਾਅਦ ਤਾਂ ਕਈ ਸਾਲ ਨੇ ਜੀ ਕੇ ਜਾਣਾ ਹੈ ਚਿੰਗਾਰੀ ਇੱਕ ਕਿਨਕਾ ਹੈ ਇੱਕ ਚਿੰਗਾਰੀ ਹੈ ਨਾ ਤੇ ਜਦੋਂ ਭਾਮੜ ਬੰਦਾ ਪੂਰਾ ਸ਼ਹਿਰ ਲੈ ਜਾਂਦੀ ਫਿਰ ਬੇਨਤੀ ਕਿਨਕੇ ਦਾ ਅਰਥ ਥੋੜਾ ਨਹੀਂ ਕਰਨਾ ਕਿਨਕੇ ਦਾ ਅਰਥ ਉਹ ਛੋਟੀ ਜੀ ਨਿੱਕੀ ਜੀ ਘੜੀ ਜਿਸ ਘੜੀ ਤੇਰੇ ਉੱਤੇ ਗੁਰੂ ਨੇ ਬਖਸ਼ਿਸ਼ ਵਰਤਾਈ ਉਸ ਘੜੀ ਤੋਂ ਬਾਅਦ ਸਾਰਾ ਜੀਵਨ ਕੀ ਘੜੀਆਂ ਤਬਦੀਲ ਹੋ ਜਾਣਗੀਆਂ ਇਹਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਏਕ ਚਿੱਤ ਜੇ ਇੱਕ ਛਿਨ ਤੇ ਆਇਓ ਕਾਲ ਫਾਂਸ ਕੇ ਵਿੱਚ ਨਾ ਉਹ ਬੈਠਾ ਰਹਿੰਦਾ ਚਲੋ ਮੈਂ ਸਾਖੀ ਲੈ ਲਈ ਬਾਬਾ ਜੀ ਦੀ ਵੀ ਕੋਈ ਉਕਤਾਏ ਨਾ ਸ਼ਬਦਾਂ ਦੇ ਅਰਥਾਂ 'ਚ ਜਦੋਂ ਨੇਤਰ ਖੋਲਦਾ ਸੱਚਮੁੱਚ ਉਹਦਾ ਔਰਾ ਇਨਾ ਕਮਾਲ ਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਆ ਜਿਹੋ ਜਿਹਾ ਪਰਿਵਾਰ ਵਿੱਚ ਔਰਾ ਹੋਵੇਗਾ ਉਹ ਕੁਜਰੇਗਾ ਇੱਕ ਕਬੀਰ ਸੋਈ ਮੁਖ ਧਨਖ ਹੈ ਜੇ ਮੁਕਈਏ RAM ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏਗੋ ਗ੍ਰਾਮ ਇਸੇ ਕਰਕੇ ਦਰਬਾਰ ਸਾਹਿਬ ਦਾ ਔਰਾ ਇੰਨੇ ਕਮਾਲ ਦਾ ਹੈ ਗੁਰੂ ਕੇ ਸਿੱਖਾਂ ਨੇ ਕਹਿ ਦਿੱਤਾ ਧਨ ਸੋ ਤੇਰਾ ਥਾਨਖ ਹੈ ਉੱਥੇ ਜਦੋਂ ਉਹ ਬੈਠਾ ਹੈ ਤੇ ਪ੍ਰਿੰਸੀਪਲ ਸਤਬੀਰ ਸਿੰਘ ਨੇ ਘਟਨਾ ਲਿਖੀ ਹੈ ਕਿ ਸ਼ੇਖ ਬਹਿਲੋਲ ਦੇ ਕੋਲ ਉਥੋਂ ਦਾ ਹਾਕਮ ਆਇਆ ਉਹਨੇ ਆ ਕੇ ਸਲਾਮ ਦੁਆ ਕੀਤੀ ਦੁਆ ਸਲਾਮ ਕੀਤੀ ਉਹਨੇ ਨੇਤਰ ਨਹੀਂ ਖੋਲੇ ਉਹਨੇ ਫਿਰ ਕਿਹਾ ਮੈਂ ਆਇਆ ਆਪ ਜੀ ਦੱਸੋ ਕੋਈ ਤੁਹਾਡੀ ਸੇਵਾ ਕੋਈ ਖਿਦਮਤ ਮੈਂ ਰਾਜਾ ਖਾਂ ਬਸ ਨੇਤਰ ਖੋਲ ਕੇ ਨੇ ਸ਼ਬਦ ਕਿਹਾ ਜ਼ਿੰਦਗੀ ਬਹੁਤ ਕੀਮਤੀ ਹੈ ਨਾ ਤੂੰ ਆਪਣਾ ਵਕਤ ਜ਼ਾਇਆ ਕਰਨਾ ਮੇਰਾ ਕਹਿੰਦਾ ਮੈਂ ਕੁਝ ਦੇਣਾ ਚਾਹਨਾ ਮੈਂ ਰਾਜਾ ਕਹਿਣ ਲੱਗੇ ਰਾਜਿਆਂ ਦਾ ਰਾਜਾ ਝੋਲੀ ਭਰ ਗਿਆ ਝੋਲੀ ਖਾਲੀ ਹੋਵੇ ਤੇ ਕਿਸੇ ਅੱਗੇ ਮੰਗਾ ਉਹ ਰਮਜ਼ਾ ਮਾਰ ਰਿਹਾ ਬਾਦਸ਼ਾਹ ਜਾਂ ਰਾਜਾ ਚਲਾ ਗਿਆ ਬਾਅਦ ਵਿੱਚ ਕੁਝ ਬੰਦੇ ਸਾਰੇ ਬੰਦੇ ਇੱਕੋ ਬਿਰਤੀ ਵਾਲੇ ਕਿਤੇ ਵੀ ਨਹੀਂ ਹੁੰਦੇ ਜਿੰਨਾ ਮਰਜੀ ਵੱਡਾ ਬ੍ਰਹਮ ਗਿਆਨੀ ਹੋਵੇ ਸਾਰੇ ਤਰ੍ਹਾਂ ਦਾ ਮਹਿਕਮਾ ਉੱਥੇ ਇਕੱਠਾ ਹੁੰਦਾ ਉਸ ਵਕਤ ਉਹਨਾਂ ਕਿਹਾ ਜੇ ਆਪ ਨਹੀਂ ਕੁਝ ਮੰਗਣਾ ਸੀ ਆਪਣੇ ਲਈ ਤੇ ਆ ਇਬਾਦਤਖਾਨੇ ਦੀ ਛੱਤ ਡਿੱਗ ਚੱਲੀ ਉਹਨੇ ਹੱਸ ਕੇ ਕਿਹਾ ਜਦੋਂ ਬਾਦਸ਼ਾਹ ਆ ਮੈਂ ਬੈਠਾ ਕਿਸ ਤਰ੍ਹਾਂ ਸੀ ਕਹਿਣ ਲੱਗੇ ਪੀਰ ਬਾਬਾ ਤੂੰ ਲੱਤਾਂ ਪਸਾਰ ਕੇ ਬੈਠਾ ਸੀ ਕਹਿੰਦਾ ਚੇਤੇ ਰੱਖਿਓ ਜਿਹੜੇ ਲੱਤਾਂ ਹੱਥ ਪਸਾਰਨੀ ਸ਼ੁਰੂ ਕਰ ਦੇਣ ਉਹਨਾਂ ਦੀਆਂ ਲੱਤਾਂ ਪਸਾਰਨੀਆਂ ਬੰਦ ਹੋ ਜਾਂਦੀਆਂ ਫਿਰ ਸੁਣਿਓ ਬੇਪਰਵਾਹੀ 'ਚ ਬੈਠਾ ਜੇ ਮੈਂ ਹੱਥ ਅੱਡਦਾ ਤੇ ਮੈਨੂੰ ਉੱਠ ਕੇ ਅੱਗੋਂ ਲੈਣ ਜਾਣਾ ਪੈਣਾ ਸੀ ਕਹਿੰਦਾ ਇਸ ਕਰਕੇ ਜਿਨੇ ਮੈਨੂੰ ਦਾਤ ਦਿੱਤੀ ਉਹਨੇ ਹੱਥ ਪਸਾਰਨ ਦੀ ਉਹਨੇ ਲੱਤਾਂ ਪਸਾਰ ਕੇ ਰਹਿਣ ਦੀ ਜ਼ਿੰਦਗੀ ਦਿੱਤੀ ਹੈ ਇਹਦਾ ਮਤਲਬ ਬੇਪਰਵਾਹੀ ਮੈਂ ਇੱਥੇ ਤਾਂ ਬੇਨਤੀ ਕੀਤੀ ਇਹ ਜਿਹੜੇ ਪੰਚੇ ਹੈ ਦਰ ਰਾਜਾਨ ਉਹਦੇ ਦਰ ਉੱਤੇ ਮੈਂ ਫਿਰ ਅਰਜ਼ ਕੀਤੀ ਇੱਥੇ ਰਾਰ ਨੂੰ ਸਿਹਾਰੀ ਲੱਗੀ ਜੇ ਅਰਥ ਚੰਗੇ ਲੱਗੇ ਜ਼ਰੂਰ ਸਵੀਕਾਰ ਕਰਿਓ ਕਿਉਂਕਿ ਰਾਜਿਆਂ ਨੇ ਬਹੁਤ ਜ਼ੁਲਮ ਕੀਤਾ ਸੰਤਾਂ ਤੇ ਗੁਰੂ ਜੀ ਕਹਿ ਰਹੇ ਆ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੈ ਸੋਹੈ ਇਹ ਪੰਚੇ ਪਾਵੇਂ ਦਰਗਹਿ ਮਾਨ ਪੰਚੈ ਸੋਹੈ ਦਰ ਰਾਜਾਨ ਪਰ ਇਹ ਪੰਚ ਗਿਣਤੀ ਦੇ ਨਹੀਂ ਪੰਚਾਂ ਕਾ ਗੁਰ ਇੱਕ ਧਿਆਨ ਉਹ ਇੱਕ ਵਹਿਗੁਰੂ ਇੱਥੇ ਗੁਰ ਦੇ ਅਰਥ ਆਪਾਂ ਗੁਰੂ ਰੂਪ ਕਰੀਏ ਜੀ ਪ੍ਰਕਾਸ਼ ਵਿੱਚ ਅੰਦਰ ਦਾ ਅੰਧਕਾਰ ਮਿਟਾਉਣ ਵਾਲਾ ਉਹ ਪੰਚ ਜਨਾਂ ਦਾ ਅੰਦਰ ਜਿਹੜਾ ਸਿਰਫ ਤੇ ਸਿਰਫ ਇੱਕੋ ਤਾਂ ਤੇ ਉਹ ਕੇਂਦਰਤ ਨੇ ਇਕਾਗਰ ਨੇ ਵੀ ਸਾਡੇ ਅੰਦਰੋਂ ਗੁਰੂ ਨਾ ਕਿਤੇ ਵਿਸਰ ਜਾਏ ਫਿਰ ਬੇਨਤੀ ਇਹ ਗੱਲਾਂ ਨਾਲ ਨਹੀਂ ਗੁਰੂ ਜੀ ਕਹਿੰਦੇ ਉਹ ਧਿਆਨ 'ਚ ਰਹਿੰਦੇ ਉਹ ਹਰ ਵਕਤ ਧਿਆਨ 'ਚ ਨੇ ਮੈਂ ਫਿਰ ਬੇਨਤੀ ਕਰਾਂ ਇਹਨੂੰ ਥੋੜਾ ਜਿਹਾ ਸਮਝਣ ਲਈ ਕਿ ਕੀ ਉਹ ਪੰਜ ਜਨ ਕੰਮ ਨਹੀਂ ਕਰਦੇ ਕੀ ਉਹ ਪੰਜ ਜਨ ਪਰਿਵਾਰ 'ਚ ਨਹੀਂ ਵਰਤਦੇ ਮਹਾਰਾਜ ਕਹਿੰਦੇ ਬਿਲਕੁਲ ਵਰਤਦੇ ਇੱਕ ਧਿਆਨ 'ਚ ਜੁੜੇ ਰਹਿਣਾ ਇਹ ਕੀ ਅਵਸਥਾ ਇਹਦਾ ਉੱਤਰ ਦੋ ਸ਼ਲੋਕ ਨਾਮਾ ਮਾਇਆ ਮੋਹਿਆ ਪੰਚਾਂ ਕਾ ਗੁਰੂ ਇੱਕ ਧਿਆਨ ਨਾਮਾ ਮਾਇਆ ਮੋਇਆ ਕਹਿ ਤਲੋਚਨ ਮੀਤ ਕਾਹੇ ਛਿਪੋ ਛੈਲੇ RAM ਨ ਲਾਵੋ ਚੀਤ ਨਾਮਾ ਕਹਿ ਤਲੋਚਨਾ ਮੁਖ ਤੇ RAM ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਪੰਚਾਂ ਕਾ ਗੁਰੂ ਇੱਕ ਧਿਆਨ ਉਹਨਾਂ ਦਾ ਅੰਦਰ ਜਿਹੜਾ ਹੈ ਇੱਕ ਧਿਆਨ ਵਿੱਚ ਇੱਕ ਪ੍ਰਮਾਤਮਾ ਦੀ ਯਾਦ ਵਿੱਚ ਹੈ ਪੰਚਾਂ ਕਾ ਗੁਰੂ ਇੱਕ ਧਿਆਨ ਹੁਣ ਇੱਥੇ ਸਬਜੈਕਟ ਬਦਲ ਜਾਣਾ ਪੌੜੀ ਇੱਕੋ ਹੀ ਹੈ ਇੱਥੇ ਪੰਜ ਜਨ ਹੁਣ ਅੱਗੇ ਗੁਰੂ ਜੀ ਜਿਹੜੀ ਹਿੰਦੁਸਤਾਨ ਵਿੱਚ ਬਣੀ ਕੋਈ ਮਨੌਤ ਸੀ ਇਹ ਧਰਤੀ ਕਿਦੇ ਸਾਰੇ ਖਲੋਤੀ ਹੈ ਉਹਦਾ ਉੱਤਰ ਦੇਣ ਲੱਗੇ ਆ ਹੁਣ ਮੈਂ ਤਾਂ ਕਿਹਾ ਵੀ ਇੱਥੇ ਸਬਜੈਕਟ ਬਦਲ ਗਿਆ ਇੱਥੇ ਗੁਰਮੁਖ ਜਨ ਸਵੀਕਾਰ ਨੇ ਸ਼ੋਭਦੇ ਨੇ ਜੇ ਕੋ ਕਹੇ ਜਿਹੜਾ ਗੁਰਮੁਖ ਜਨ ਇਸ ਅਵਸਥਾ 'ਚ ਪਹੁੰਚ ਵੀ ਗਿਆ ਜੇ ਕੋ ਦਰ ਤੇ ਜੇਕਰ ਕੋਈ ਕੋ ਦਰਥ ਕੋਈ ਕਰਾਂਗੇ ਜੇ ਕੋਈ ਕਹੇ ਹਾਹੇ ਨੂੰ ਦਲਾਮਾਂ ਲੱਗੀਆਂ ਨੇ ਕਹੇ ਨਹੀਂ ਜੇ ਕੋ ਕਹੇ ਕਰੈ ਕਰੇ ਨਹੀਂ ਕਰੈ ਜੇਕਰ ਕੋਈ ਇਹ ਬੋਲੇ ਕਹਿ ਦਰ ਤੇ ਬੋਲੇ ਕਰੈ ਵਿਚਾਰ ਵਿਚਾਰ ਨਹੀਂ ਬਿਹਾਰੀ ਹੈ ਜੇਕਰ ਕੋਈ ਬੰਦਾ ਆਪਣੀ ਜ਼ਬਾਨ ਤੋਂ ਕਹਿ ਬੋਲੇ ਕਰੈ ਵਿਚਾਰ ਤੇ ਇਸ ਗੱਲ ਦੀ ਵਿਚਾਰ ਕਰੇ ਕਾਦੀ ਕਰਤੇ ਇੱਥੇ ਕਰਤਾ ਨਹੀਂ ਲਾਂਕ ਹੈ ਕਰਤੇ ਕਹਿ ਕਰਨੇ ਕਰਨੇ ਦੁਲਾਵਾ ਨਹੀਂ ਨਹੀਂ ਪਾਠ ਕਰਨਾ ਨਹੀਂ ਅਕਸਰ ਕੰਨਾ ਛੱਡ ਜਾਂਦੇ ਆ ਕਈ ਵਾਰੀ ਕਰਤੇ ਕਹਿ ਕਰਨੇ ਨਹੀਂ ਸੁਮਾਰ ਕਰਤੇ ਦਾ ਅਰਥ ਹੋ ਗਿਆ ਵੈਗੁਰੂ ਜਿਹਨੂੰ ਕਰਤਾ ਪੁਰਖਿਆ ਕਹਿ ਦਾ ਅਰਥ ਹੈ ਦਾ ਫਿਰ ਬੇਨਤੀ ਕਹਿ ਦਾ ਅਰਥ ਦਾ ਕਹਿ ਦਾ ਅਰਥ ਜਾਂ ਵੀ ਹੁੰਦਾ ਹੈ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਜਾਂ ਹੁਣ ਇੱਥੇ ਵੇ ਕਰਤੇ ਕਹਿ ਕਰਤੇ ਦੇ ਵੈਗੁਰੂ ਦੇ ਕਰਨੈ ਉਹਦੇ ਕੀਤੇ ਕੋਈ ਆ ਜੋ ਕੁਝ ਉਹਨੇ ਕੀਤਾ ਕਰਨ ਕਾਰਨ ਪ੍ਰਵੇਕ ਜੀ ਨੂੰ ਕਹਿੰਦੇ ਜੋ ਕੁਝ ਉਹਨੇ ਕਰ ਦਿੱਤਾ ਕਰਨੇ ਦਾ ਅਰਥ ਜਿਵੇਂ ਧਰਤੀ ਉਹਦਾ ਕਰਨਾ ਹੈ ਸੂਰਜ ਉਹਦਾ ਕਰਨਾ ਉਹਦਾ ਕੀਤਾ ਹੋਇਆ ਨਾ ਗੁਰੂ ਜੀ ਕਹਿੰਦੇ ਆ ਦੇਖੋ ਇਹਦਾ ਮਤਲਬ ਇਹ ਨਹੀਂ ਕਿ ਗੁਰਮੁਖ ਜਨ ਡੀਂਗ ਮਾਰਦੇ ਨੇ ਸੀ ਰੱਬ ਬਾਰੇ ਸਭ ਕੁਝ ਜਾਣ ਗਏ ਗੁਰੂ ਜੀ ਕਹਿੰਦੇ ਨਹੀਂ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਨਹੀਂ ਦਰਤ ਨਹੀਂ ਸੁਮਾਰ ਅਸਲ ਚ ਫਾਰਸੀ ਸ਼ੁਮਾਰ ਪਾਠ ਅਸੀਂ ਇਹ ਕਰਾਂਗੇ ਸੁਮਾਰ ਸੁਮਾਰ ਦਰਤੇ ਤੇ ਗਿਣਤੀ ਕਰਤੇ ਕਹਿ ਕਰਨੇ ਨਹੀਂ ਸੁਮਾਰ ਉਸ ਕਰਤੇ ਦੇ ਕੀਤੇ ਹੋਏ ਕਰਨਿਆਂ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ ਉਹਦਾ شمار ਉਹਦੀ ਗਿਣਤੀ ਨਹੀਂ ਹੋ ਸਕਦੀ ਜਿਹਨੂੰ ਅਸੀਂ ਬੇਸ਼ੁਮਾਰ ਵੀ ਕਹਿੰਦੇ ਆ ਨਾ ਬਾਬਾ ਜੀ ਨੇ ਬੇਸ਼ੁਮਾਰ ਵੀ ਵਰਤੇ ਹੁਣ ਇੱਥੇ ਕਹੇ ਕਰ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾਰ ਮਹਾਰਾਜ ਕੀ ਕਹਿਣਾ ਚਾਹੁੰਦੇ ਹੋ ਗੁਰੂ ਸਾਹਿਬ ਕਹਿੰਦੇ ਨੇ ਰੱਬ ਦੇ ਕਰਨਿਆਂ ਦਾ ਅੰਤ ਪਾਣ ਤੁਰੇ ਲੋਕ ਕੀ ਜੀ ਧੌਲ ਕਨੌੜਾ ਹੈ ਹੋੜਾ ਨਹੀਂ ਧੌਲ ਧਰਮ ਦਇਆ ਕਾ ਪੂਤ ਧੌਲ ਅਬਲਦ ਧੌਲ ਦਾ ਲਫ਼ਜ਼ੀ ਅਰਥ ਵੈਸੇ ਚਿੱਟਾ ਹੁੰਦਾ ਧੌਲਾ ਅਕਾਲੀ ਹੁਣ ਧੌਲੇ ਆਏ ਚਿੱਟੇ ਧੌਲ ਧਰਮ ਸੁਣਿਓ ਮੇਰੀ ਬੇਨਤੀ ਇਹਦੇ ਅਰਥ ਮੇ ਤਾਂ ਹੋਣਗੇ ਥੋੜਾ ਜਿਹਾ ਅੱਗੇ ਜਾ ਕੇ ਫਿਰ ਪਿਛਾ ਤੁਕਾਂ ਤੇ ਆਵਾਂਗੇ ਧੌਲ ਧਰਮ ਧੌਲ ਸ਼ਵੇਤ उंज धौलदार थे बलद जिन्हें धरती चुकी धौल धर्म दया का पूत दया दा पुत्र धर्म अगला जी संतोख संत सबर थाप थाप दर थे टिकाया संतोख थाप रखिया संतोख ने थाप के टिका के रखे किवें जी जिन सूत जिसने सूत दर थे ਇਹ ਸਾਰੀ ਸ੍ਰਿਸ਼ਟੀ ਨੂੰ ਧਰਮ ਨੇ ਜੋ ਦਇਆ ਵਿੱਚੋਂ ਪੈਦਾ ਹੋਇਆ ਉਸ ਧਰਮ ਨੇ ਸੰਤੋਖ ਦੇ ਰਾਹੀਂ ਪੂਰੀ ਦੀ ਪੂਰੀ ਸ੍ਰਿਸ਼ਟੀ ਨੂੰ ਇਸ ਤਰ੍ਹਾਂ ਬੰਨ ਕੇ ਰੱਖਿਆ ਜਿਵੇਂ ਸੂਤ ਲਾ ਕੇ ਚੀਜ਼ ਬੰਨੀ ਹੋਵੇ ਤੇ ਫਰਕ ਹੀ ਨਹੀਂ ਪੈਣ ਦਿੱਤਾ ਹੁਣ ਅਸੀਂ ਇਹਦੀ ਇਹਦੀ ਵਿਆਖਿਆ ਕਰਾਂਗੇ ਬਾਣੀ 'ਚੋਂ ਵੀ ਦਇਆ ਕੀ ਹੈ ਇਹ ਸੰਪਰਦਾਇਕ ਦਇਆ ਹੈ ਇਹ ਧਰਮਾਂ ਦੀ ਦੱਸੀ ਹੋਈ ਦਇਆ ਹੈ ਇਹ ਜੈਨੀਆਂ ਦੀ ਦਇਆ ਹੈ ਹਿੰਦੂਆਂ ਦੀ ਦਇਆ ਹੈ ਸਿੱਖਾਂ ਦੀ ਦਇਆ ਹੈ ਕਿ ਮੁਸਲਮਾਨਾਂ ਦੀ ਦਇਆ ਇਹ ਦਇਆ ਕੀ ਹੈ ਇਹ ਥੋੜਾ ਕਿ ਸਿੱਖ ਧਰਮ ਹਿੰਦੂ ਧਰਮ ਇੱਥੇ ਗੁਰੂ ਜੀ ਦੀ ਇਸ ਗੱਲ ਨੂੰ ਅਸੀਂ ਸੁਣੀਏ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਹੁਣ ਇਸ ਤੋਂ ਅੱਗੇ ਮੈਨੂੰ ਅਰਥ ਕਰਨੇ ਪੈਣੇ ਨੇ ਜੇ ਕੋ ਬੂਝੈ ਜਿਹੜਾ ਗੱਲ ਬੰਦਾ ਇਸ ਗੱਲ ਨੂੰ ਜੇ ਕੋ ਜੇ ਕੋਈ ਵੀ ਐ ਬਿਲਕੁਲ ਕਹਿ ਦਿੱਤਾ ਕੋਈ ਸੰਪਰਦਾ ਨਹੀਂ ਕੋਈ ਵੀ ਬੁੱਝੈ ਇਹਨੂੰ ਸਮਝ ਜਾਏ ਹੋਵੇ ਸਚਿਆਰ ਕਿਉਂਕਿ ਇੱਥੇ ਵੀ ਸਚਿਆਰਤਾ ਦੀ ਗੱਲ ਜਿਹੜਾ ਇਸ ਗੱਲ ਨੂੰ ਸਮਝ ਜਾਏ ਜਿਹਨੂੰ ਇਸ ਗੱਲ ਦੀ ਸਮਝ ਪੈ ਜਾਏ ਹੁਣ ਇਹ ਤੁਕ ਜਿਹੜੀ ਇਹ ਗੁਰਮਖੋ ਯਾਦ ਰੱਖਿਓ ਪੂਰੀ ਦੀ ਪੂਰੀ ਤੁਕ ਪਹਿਲੀਆਂ ਤਿੰਨ ਤੁਕਾਂ ਨਾਲ ਤੇ ਅਗਲੀਆਂ ਵੀ ਤਿੰਨ ਤੁਕਾਂ ਨਾਲ ਜੁੜ ਕੇ ਅਰਥ ਕਰੇਗੀ ਜਿਹੜਾ ਪਹਿਲੀਆਂ ਵੀ ਸਮਝ ਜਾਏ ਤੇ ਜਿਹੜਾ ਅਗਲੀ ਗੱਲ ਵੀ ਸਮਝ ਜਾਏ ਫਿਰ ਬੇਨਤੀ ਜੇ ਕੋ ਬੁੱਝੈ ਹੋਵੇ ਸਚਿਆਰ ਜਿਹੜਾ ਇਸ ਗੱਲ ਨੂੰ ਬੁੱਝ ਜਾਏ ਹੋਵੇ ਸਚਿਆਰ ਉਹ ਸਚਿਆਰ ਹੋ ਜਾਏਗਾ ਉਹਦੀ ਬੁੱਧੀ ਚਮਕ ਜਾਏਗੀ ਕੀ ਤਵਲੇ ਉੱਪਰ ਕੇਤਾ ਭਾਰ ਤਵਲੇ ਸੁਣਿਓ ਬੇਨਤੀ ਤਵਲੇ ਇੱਥੇ ਪਹਿਲਾਂ ਸੀ ਧੌਰ ਸ਼ਬਦ ਇੱਥੇ ਤਵਲੇ ਤਬਲੇ ਉਪਰ ਕੇਤਾ ਪਾਰ ਪਹਿਲਾਂ ਮੈਂ ਅਖਰੀ ਅਰਥ ਕਰ ਰਿਹਾ ਗੁਰਮਖੋ ਧੌਲ ਬਲਦ ਉੱਤੇ ਕੇਤਾ ਦਰ ਤੇ ਕਿੰਨਾ ਭਾਰ ਕਹਿੰਦੇ ਨੇ ਇਹ ਲੌਜੀਕ ਨਾਲ ਗੱਲ ਕਰੋ ਗੁਰੂ ਜੀ ਕਹਿੰਦੇ ਆ ਜੇ ਸ਼ਬਦ ਵਰਤਾ ਦਲੀਲ ਦੇ ਰਹੇ ਆ ਜੇ ਕੋ ਬੂਝੈ ਖੋਵੈ ਸਚਿਆਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਜ਼ਮੀਨ ਇੱਕ ਥੋੜਾ ਇਸ ਧਰਤੀ ਤੋਂ ਅੱਗੇ ਧਰਤੀ ਇਸ ਧਰਤੀ ਤੋਂ ਅੱਗੇ ਧਰਤੀ ਆ ਪਤਾ ਨਹੀਂ ਕਿੰਨੇ ਕੁ ਮਹਾਰਾਜ ਨੇ ਜਿਹੜਾ ਅਸੀਂ ਵੀ ਤਾਂ ਸਪੇਸ ਵਿੱਚ ਹੀ ਖਲੋਤੇ ਆ ਇਹ ਵੇਖਿਆ ਜੇ ਸਾਇੰਸ ਸਹੀ ਕਹਿ ਰਹੀ ਹੈ ਤੇ ਮੈਂ ਉਦੋਂ ਕਿਹਾ ਸੀ ਮੈਂ ਬਿਲਕੁਲ ਕਿਸੇ ਤੋਕ ਨੂੰ ਸਾਇੰਸ ਦੇ ਸੂਤਰਾਂ ਨਾਲ ਨਹੀਂ ਤੁਰਨਾ ਆਪਣੇ ਲਈ ਤਾਂ ਬਾਣੀਆਂ ਸਿਰ ਬਾਣੀ ਗੁਰਬਾਣੀ ਹੁਣ ਇੱਥੇ ਗੁਰੂ ਜੀ ਕਹਿੰਦੇ ਨੇ ਕਿ ਧਰਤੀ ਖੋਰ ਪਰ ਹੈ ਖੋਰ ਖੋਰ ਇਸ ਧਰਤੀ ਤੋਂ ਹੋਰ ਅੱਗੇ ਧਰਤੀ ਉਸ ਧਰਤੀ ਤੋਂ ਹੋਰ ਅੱਗੇ ਧਰਤੀ ਤਿਸ ਤੇ ਭਾਰ ਜਿਹੜੀ ਅਖੀਰ ਵਾਲੀ ਧਰਤੀ ਹੋਵੇ ਜਿੱਥੇ ਅੰਤ ਪਰੁੰਜ ਗੁਰੂ ਜੀ ਕਹਿ ਗਏ ਨੇ ਕਰਤੇ ਕਾ ਕਰਨਾ ਨਹੀਂ ਸੁਮਾਰ ਇੱਥੇ ਸਮਝਾਉਂਦੇ ਪਏ ਨੇ ਤੁਸੀਂ ਕੌਣ ਹੋ ਰੱਬ ਦੇ ਕੀਤੇ ਹੋਏ ਨੂੰ ਦਾਅਵੇ ਬੰਨ ਕੇ ਨਹੀਂ ਜੀ ਇਸ ਤੋਂ ਇਸ ਤਰ੍ਹਾਂ ਧਰਤੀ ਖੋਰ ਪਰੈ ਖੋਰ ਹੋਰ ਤਿਸਤੇ ਭਾਰ ਤਲੈ ਜਿਹੜੀ ਅਖੀਰ ਵਾਲੀ ਹੈ ਤਲੈ ਕਵਣ ਕਵਣ ਦਰਤ ਕੌਣ ਜੋਰ ਜੋਰ ਦਰਤ ਤਾਕਤ ਸ਼ਕਤੀ ਕਹਿੰਦੇ ਨੇ ਮੈਨੂੰ ਇਹ ਦੱਸੋ ਕਿ ਜਿਹੜੀ ਅਖੀਰ ਵਾਲੀ ਧਰਤੀ ਹੈ ਉਸ ਧਰਤੀ ਤੇ ਅਖੀਰ ਨੂੰ ਕਿਸ ਤਾਕਤ ਨੇ ਰੋਕਿਆ ਹੋਇਆ ਹੈ ਇੱਥੇ ਪਰਕਰਨ ਯਾਦ ਰੱਖਿਓ ਵੱਖਰਾ ਬਣ ਗਏ ਇਹਨੂੰ ਫਿਰ ਦੁਬਾਰਾ ਆਓ ਮੈਂ ਬੇਨਤੀ ਕਰਾਂਗਾ ਆਪ ਜੀ ਦਾ ਬਹੁਤ ਧੰਨਵਾਦ ਤੁਸੀਂ ਅਰਥ ਵੱਲ ਧਿਆਨ ਦੇ ਰਹੇ ਹੋ ਸਵਾਲ ਇਹ ਵੇ ਹਾਲਾ ਗੁਰੂ ਜੀ ਨੇ ਭਾਈ ਗੁਰਦਾਸ ਸਾਹਿਬ ਨੇ ਸ਼ਬਦ ਵਰਤੇ ਧਵਲ ਖੜਾ ਧਰ ਹੇਟ ਬੁਕਾਰਾ ਉੱਥੇ ਕੀ ਕਿਹਾ ਜਾਂਦਾ ਵੀ ਜਿਹੜੀ ਧਰਤੀ ਹੈ ਇਹਦੇ ਥੱਲੇ ਕੱਛੂ ਕੁਮਾ ਕੱਛੂ ਕੁੰਮੇ ਦੀ ਪਿੱਠ ਉੱਤੇ ਚਿੱਟਾ ਬਲਦ ਖਲੋਤਾ ਹੈ ਉਸ ਬਲਦ ਨੇ ਕੱਚੂ ਕੁਮੇ ਦੀ ਫਿੱਟ ਤੇ ਕਈਆਂ ਨੇ ਨਾ ਕਿਆ ਆਪਾਂ ਉਹ ਲੈਣਾ ਜੋ ਬਾਬਾ ਜੀ ਕਹਿ ਰਹੇ ਜਿੱਥੇ ਅਜੇ ਪ੍ਰਕਰਨ ਚੱਲ ਰਿਹਾ ਉਹਦੇ ਉੱਤੇ ਬਲਦ ਖਲੋਤਾ ਉਸ ਚਿੱਟੇ ਬਲਦ ਨੇ ਇਹ ਪੁਰਾਤਨ ਮਨੋ ਤੇ ਉੱਥੋਂ ਦੀ ਉਸ ਚਿੱਟੇ ਬਲਦ ਨੇ ਆਪਣੇ ਸਿੰਘ ਉੱਤੇ ਧਰਤੀ ਚੁੱਕੀ ਹੈ ਅਰਥ ਕਿ ਜਦੋਂ ਹੁੰਦਾ ਹੈ ਉਹ ਕਹਿੰਦੇ ਤਾਂ ਹੁੰਦਾ ਉਹ ਥੱਕ ਜਾਂਦਾ ਤੇ ਫਿਰ ਸਿੰਘ ਬਦਲ ਲੈਂਦਾ ਬਜੋ ਸਿੰਘ ਬਦਲ ਗਿਆ ਧਰਤੀ ਨਹੀਂ ਮਹਾਰਾਜ ਮੁੱਦਤਾ ਪਹਿਲਾਂ ਗੁਰਮਖੋ ਅੱਜ 550 ਸਾਲਾਂ ਮਾਰੇ ਦਾ ਆ ਗਿਆ ਸਾਲ 500 ਸਾਲ ਪਹਿਲਾਂ ਮੈਂ 500 ਵਰਤ ਲਾਂ 450 ਪੌਣੇ 500 ਸਾਲ ਪਹਿਲਾਂ ਮੇਰਾ ਬਾਬਾ ਕਹਿੰਦਾ ਨਹੀਂ ਨਹੀਂ ਤੁਸੀਂ ਸਪਿਰਚੁਅਲ ਤੌਰ ਤੇ ਸਮਝੋ ਰੋਖਾਨੀ ਤੌਰ ਤੇ ਸਮਝੋ ਧਰਤੀ ਕਿਵੇਂ ਟਿਕੀ ਹੈ ਸਵਾਲ ਹੈ ਇਹ ਕਹਿੰਦੇ ਕੱਛੂ ਕੁੰਮੇ ਤੇ ਬਲਦ ਹੈ ਸਤਜੁਗ ਵਿੱਚ ਚਾਰੇ ਪੈਰਾਂ ਤੇ ਸੀ ਇਹ ਲੋਕਾਂ ਨੇ ਕੰਮ ਖਰਾਬ ਕੀਤਾ ਧਰਮ ਕਰਨਾ ਛੱਡ ਦਿੱਤਾ ਉਹਨੇ ਇੱਕ ਇੱਕ ਪੈਰ ਚੁੱਕ ਲਿਆ ਇੱਕ ਕੱਲ ਇੱਕ ਪੈਰ ਚੁੱਕ ਲਿਆ ਤਿੰਨਾਂ ਤੇ ਖਲੋ ਗਿਆ ਤ੍ਰੇਤੇ 'ਚ ਉਹਨੇ ਫਿਰ ਇੱਕ ਦੂਜਾ ਵੀ ਚੁੱਕ ਲਿਆ ਦੁਆਪਰ ਵਿੱਚ ਪਹਿਲਾਂ ਇੱਕ ਚੁੱਕਿਆ ਤ੍ਰੇਤੇ 'ਚ ਦੁਆਪਰ 'ਚ ਦੂਜਾ ਚੁੱਕ ਲਿਆ ਤੇ ਕਲਯੁਗ ਆ ਗਿਆ ਉਹਨੇ ਤੀਜਾ ਚੁੱਕ ਲਿਆ ਕਹਿੰਦਾ ਉਹਨੂੰ ਇੱਕ ਤਰ ਇੱਕ ਇੱਕ ਇੱਕ ਲੱਤ ਉੱਤੇ ਖਲੋਤਾ ਹੈ ਇਹ ਵੀ ਨਾਲ ਕਹੀ ਗਏ ਮੈਨੂੰ ਲੱਗਦਾ ਉਹ ਸਿੰਬਲ ਵਰਦੇ ਰਹੇ ਵੀ ਹੁਣ ਸਭ ਕੁਝ ਘਟ ਰਿਹਾ ਹੁਣ ਗੁਰੂ ਜੀ ਸ਼ਬਦ ਵਰਤ ਰਿਹਾ ਕਿ ਜੇ ਕੋ ਬੂਝੈ ਹੋਵੇ ਸਚਿਆਰ ਜਿਹੜਾ ਇਸ ਗੱਲ ਨੂੰ ਸਮਝੇਗਾ ਕੀ ਜੀ ਧਵਲੇ ਉਪਰ ਕੇਤਾ ਪਾਰ ਪਹਿਲਾ ਭਲੇ ਮਾਨਸੋ ਦੱਸੋ ਇਸ ਜ਼ਮੀਨ ਦੀ ਮੈਂ ਮਹਾਰਾਜ ਕਹਿੰਦੇ ਗੱਲ ਕਰ ਰਿਹਾ ਇਸ ਧਰਤੀ ਤੇ ਇੰਨੇ ਪਹਾੜ ਇੰਨੇ ਦਰਿਆ ਇੰਨੇ ਪਸ਼ੂ ਇੰਨੇ ਪੰਛੀ ਇੰਨੇ ਮਨੁੱਖ ਇੰਨਾ ਪਾਣੀ ਇੰਨਾ ਸਮੁੰਦਰ ਇੰਨਾ ਇਸ ਧਰਤੀ ਤੇ ਪਾਰ ਹੈ ਕਿਹੜਾ ਬੰਦਾ ਤੁਹਾਡੀ ਗੱਲ ਸੱਚੀ ਮੰਨ ਲੂਗਾ ਵੀ ਇਹਨੂੰ ਧੱਗੇ ਨੇ ਆਪਣੇ ਸਿੰਘਾਂ ਤੇ ਚੁੱਕਿਆ ਮੈਨੂੰ ਦੱਸੋ ਮਹਾਰਾਜ ਕਹਿੰਦੇ ਤਬਲੇ ਉੱਪਰ ਕੇਤਾ ਭਾਰ ਕੇਤਾ ਦਰ ਤੇ ਕਿੰਨਾ ਕਿੰਨਾ ਬਲਦ ਉੱਤੇ ਭਾਰ ਹੈ ਤੇ ਗੱਲ ਅਗਲੀ ਕੀਤੀ ਕਹਿੰਦੇ ਮੈਨੂੰ ਹੋਰ ਦੱਸੋ ਉਹ ਬਲਦ ਦੀਆਂ ਲੱਤਾਂ ਕਿੱਥੇ ਉਹਨੂੰ ਵੀ ਤੇ ਸਪੋਰਟ ਚਾਹੀਦੀ ਖਲੋਣ ਲਈ ਨਾ ਚਲੋ ਮੈਂ ਕੱਛੂ ਵਰਤਿਆ ਗੁਰੂ ਜੀ ਨੇ ਤੇ ਕੱਛੂ ਨਹੀਂ ਵਰਤਿਆ ਇੱਥੇ ਗੁਰੂ ਜੀ ਨੇ ਵਰਤਿਆ ਉਹਨੂੰ ਪੁੱਛਿਆ ਵੀ ਦੱਸ ਵੀ ਇਹ ਬਲਦ ਕਿਦੇ ਸਾਰੇ ਖਲੋਤਾ ਉਹਦੀਆਂ ਚਾਰ ਖੁਰ ਕਿੱਥੇ ਉਹ ਕਹਿੰਦੇ ਉਸਕੇ ਨੀਚੇ ਹੋਰ ਧਰਤੀ ਤੇ ਮਹਾਰਾਜ ਕਹਿੰਦੇ ਨੇ ਉਹਦੇ ਥੱਲੇ ਜਿਹੜੀ ਧਰਤੀ ਉਹਨੂੰ ਕਿਨੇ ਚੁੱਕਿਆ ਕਹਿੰਦੇ ਉਹਦੇ ਥੱਲੇ ਹੋਰ ਬਲਦ ਮਹਾਰਾਜ ਫਿਰ ਕਹਿੰਦੇ ਚੱਲ ਅੱਗੇ ਉਹ ਬਲਦ ਜਿਹੜਾ ਹੈ ਉਹ ਕਿਦੇ ਥੱਲੇ ਉਹਦੇ ਥੱਲੇ ਕੀ ਉਹ ਕਹਿੰਦੇ ਹੋਰ ਧਰਤੀ ਹੋਰ ਧਰਤੀ ਹੋਰ ਬਲਦ ਬਾਬਾ ਜੀ ਕਹਿੰਦੇ ਮੈਨੂੰ ਅਖੀਰ ਵਾਲੀ ਗੱਲ ਦੱਸ ਅਖੀਰ ਤੇ ਕੌਣ ਕਹਿੰਦਾ ਉਹ ਤੋਂ ਧਰਮ ਕੇ ਸਹਾਰੇ ਮਹਾਰਾਜ ਕਹਿੰਦੇ ਢੱਗਾ ਵਿੱਚ ਕਿੱਥੇ ਵਾੜੀ ਬੈਠਾ ਤੂੰ ਪਹਿਲੀ ਗੱਲ ਧਰਮ ਦੀ ਕਰ ਫਿਰ ਬੇਨਤੀ ਸੁਣੋ ਇਹ ਬਲਦ ਵਿੱਚੋਂ ਕਿੱਥੋਂ ਆ ਗਿਆ ਜੇ ਕੋ ਬੂਝੈ ਹੋਵੇ ਸਚਿਆਰ ਧਬਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਧਰਤੀਆਂ ਇਸ ਤੋਂ ਅੱਗੇ ਨੇ ਮੈਂ ਇੱਕ ਬੇਨਤੀ ਹੋਰ ਕਰਾਂ ਆਉਣ ਵਾਲੇ ਦਿਨਾਂ ਚ ਪੌੜੀ ਆਉਣੀ ਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਅੱਜ ਨਹੀਂ ਅਸੀਂ ਮੰਨਦੇ ਅੱਜ ਕਾਂਗੇ ਕਰਾਮਾਤ ਹੈ ਸੱਚ ਐਵੇਂ ਇਸ ਪਲੈਨਟ ਤੋਂ ਬਿਨਾ ਵੀ ਗੁਰੂ ਗ੍ਰੰਥ ਸਾਹਿਬ ਕਹਿੰਦਾ ਜੀਵਨ ਹੈ ਤੇ ਉੱਥੇ ਵੀ ਰੱਬ ਦੀ ਗੱਲ ਚੱਲਦੀ ਹੈ ਅਸੀਂ ਦੇਖਾਂਗੇ ਅੱਗੇ ਕਿਉਂਕਿ ਅਸੀਂ ਜੀਵਨ ਦੇ ਅਰਥ ਕਰਨੇ ਜੋ ਸਾਡਾ ਜੀਵਨ ਹੈ ਮੈਂ ਸਾਹ ਲੈ ਰਿਹਾ ਮੈਂ ਗੱਲ ਕਰ ਰਿਹਾ ਇੱਥੇ ਜੀਵਨ ਹੈ ਜੀ ਪਾਣੀ ਹੈ ਤੇ ਜੀਵਨ ਹੈ ਇਹ ਪਾਣੀ ਸਾਡੀ ਸਮੱਸਿਆ ਇਸ ਬਾਡੀ ਦੀ ਰੱਬ ਨੇ ਤਾਂ ਉਹ ਵੀ ਜੀਵਨ ਪੈਦਾ ਕੀਤੇ ਨੇ ਜਿਨ੍ਹਾਂ ਨੂੰ ਪਾਣੀ ਦੀ ਲੋੜ ਹੀ ਨਹੀਂ ਸਾਇੰਸ ਕਹਿੰਦੀ ਮੰਗਲ ਤੇ ਜੀਵਨ ਨਹੀਂ ਅਸੀਂ ਸਾਰੇ ਜੋ ਸੁਣ ਰਹੇ ਹਾਂ ਅੱਜ ਚੰਦਰਮਾ ਤੇ ਜੀਵਨ ਨਹੀਂ ਪਰ ਮੈਂ ਇੱਕ ਬੇਨਤੀ ਕਰਾਂ ਗੁਰਮਖੋ ਇਹ ਬਾਹਰ ਮੁਕੀ ਸਾਡੇ ਮੁਤਾਬਕ ਜੀਵਨ ਨਹੀਂ ਆਕਸੀਜਨ ਨਹੀਂ ਪਾਣੀ ਨਹੀਂ ਪਰ ਗੁਰੂ ਤੇ ਕਹਿੰਦਾ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ ਜੀਵਨ ਦਾ ਦਾਤਾ ਹਰ ਥਾਂ ਤੇ ਗੁਰੂ ਜੀ ਨੇ ਇੱਥੇ ਬਖਸ਼ਿਸ਼ ਕੀਤੀ ਕਿ ਧਰਤੀ ਹੋਰ ਪਰੈ ਹੋਰ ਹੋਰ ਧਰਤੀ ਤੋਂ ਅੱਗੇ ਹੋਰ ਧਰਤੀ ਤਿਸ ਤੇ ਭਾਰ ਤਲੈ ਤਿਸ ਤੇ ਭਾਰ ਤਲੈ ਸਵੇਰ ਸੁਣਿਓ ਜਿਹੜੀ ਹੋਰ ਹੋਰ ਕਿਆ ਦੋ ਵਾਰੀ ਧਰਤੀ ਹੋਰ ਪਰ ਹੈ ਹੋਰ ਹੋਰ ਜਿਹੜੀ ਹੋਰ ਹੈ ਤੀਜੀ ਥਾਂ ਤੇ ਤਿਸਤੇ ਭਾਰ ਤਲੇ ਕਵਣ ਜੋਰ ਉਹਨੂੰ ਕਿਹੜੀ ਤਾਕਤ ਨੇ ਕਿਸ ਜ਼ੋਰ ਨੇ ਕਿਸ ਸ਼ਕਤੀ ਨੇ ਇਹ ਟਿਕਾਇਆ ਮੈਨੂੰ ਇਹ ਦੱਸੋ ਮਹਾਰਾਜ ਕਹਿੰਦੇ ਜਿਹਨੂੰ ਇਸ ਗੱਲ ਦੀ ਸਮਝ ਪੈ ਗਈ ਨਾ ਫਿਰ ਜੇ ਕੋ ਬੂਝੈ ਹੋਵੇ ਸਚਿਆਰ ਉਹ ਸਚਿਆਰ ਹੋ ਜਾਏ ਹੁਣ ਗੁਰੂ ਜੀ ਇਹ ਤਾਂ ਚਲੋ ਦਲੀਲ ਸਭ ਨੂੰ ਸਮਝ ਪੈ ਗਈ ਜੀ ਮੈਂ ਬੇਨਤੀ ਕਰਾਂ ਵੀ ਧਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਭਾਰ ਤਲੈ ਕਮਣ ਜੋਰ ਹੁਣ ਪਿਛਾਓ ਫਿਰ ਦੁਬਾਰਾ ਗੁਰੂ ਨਾਨਕ ਸਾਹਿਬ ਜੀ ਮੁਤਾਬਕ ਹੀ ਗੁਰੂ ਜੀ ਕਹਿੰਦੇ ਆ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਤਿੰਨ ਸ਼ਬਦ ਨੇ ਦਇਆ ਧਰਮ ਤੇ ਸੰਤੋਖ ਸੂਤ ਦਾ ਅਰਥ ਮਰਿਆਦਾ ਚ ਕਹਿ ਲੋ ਬਣਿਆ ਪਹਿਲੀ ਬੇਨਤੀ ਇਹ ਵੀ ਦਇਆ ਦੇ ਮੇਰੇ ਮਨ ਚ ਸੱਚੀ ਲੋਵੇਂ ਕਥਾ ਦੇ ਕਰ ਜਾਣਾ ਪਰ 24 ਘੰਟੇ ਹੀ ਚੱਲਦਾ ਰਹਿੰਦਾ ਕੱਲ ਨੂੰ ਕਿਹੜੀ ਪੌੜੀ ਮਨ ਚ ਸੀ ਜੈਨੀ ਕਹਿੰਦਾ ਪਾਣੀ ਪੁਣ ਕੇ ਪੀਓ ਦਇਆ ਹੈ ਉਸ ਦਇਆ ਦੇ ਸਾਰੇ ਖਲੋਤਾ ਬਾਣੀ ਵਿੱਚ ਹੀ ਆਉਂਦਾ ਹੈ ਅਰਸਰ ਤੀਰਤ ਸਗਲ ਪੁੰਨ ਜੀ ਦਇਆ ਪਰਵਾਨ ਮੁਸਲਮਾਨ ਕਹਿੰਦਾ ਦਇਆ ਤਾਂ ਹੋਵੇਗੀ ਜੇ ਜੀਵ ਦੀ ਕੁਰਬਾਨੀ ਦਿਆਂਗੇ ਤਾਂ ਇਸ ਤਰੀ ਹੈ ਨਾ ਮੈਂ ਇੱਕ ਬੇਨਤੀ ਕਰਾਂ ਇਹ ਦਇਆ ਲਫ਼ਜ਼ ਸਾਡੇ ਧਰਮ ਨਾਲ ਬਾਹਰ ਮੁਕੀ ਇੱਥੇ ਧਰਮ ਦੇ ਅਰਥ ਡੂੰਗੇ ਨੇ ਧਰਮ ਦੇ ਅਰਥ ਇੱਥੇ ਦਇਆ ਲਫ਼ਜ਼ ਇਹ ਅਰਥ ਦਇਆ ਵਰਤੇ ਦਇਆ ਦਰਤ ਤਰਸ ਮਿਹਰਬਾਨੀ ਕਿਰਪਾ ਦਿਆਲਤਾ ਅਸਲ ਚ ਕੀ ਹੈ ਕਿ ਪਰਮੇਸ਼ਵਰ ਦਾ ਆਪਣਾ ਆਪ ਇੱਕ ਸਭ ਤੋਂ ਪਹਿਲਾ ਸੁਭਾਅ ਹੈ ਦਇਆਲੂ ਹੈ ਕਿਉਂਕਿ ਉਹ ਉਹਦੇ ਵਿੱਚੋਂ ਦਿਆਲਤਾ ਵਿੱਚੋਂ ਦਇਆ ਨਿਕਲਦੀ ਪਈ ਹੈ ਮੇਰੀ ਬੇਨਤੀ ਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ ਮੈਂ ਇੱਥੇ ਥੋੜਾ ਜ਼ੋਰ ਲਾਣਾ ਚਾਹੁੰਦਾ ਇਸ ਗੱਲ ਤੇ ਦਇਆ ਉਸ ਆਪਣੇ ਵਿੱਚੋਂ ਵੇ ਕਿਉਂਕਿ ਉਹਦੀ ਦਇਆ ਦਾ ਸਭ ਤੋਂ ਵੱਡਾ ਸਬੂਤ ਇਹ ਵੇ ਉਹ ਹੰਸਿਆਰਾ ਨਹੀਂ ਸਭ ਤੋਂ ਵੱਡਾ ਸਬੂਤ ਇਹ ਵੇ ਮੇਰਾ ਤੁਹਾਡਾ ਜਿੰਨੀ ਮਾਨਵਤਾ ਹੈ ਇਹਦੇ ਸਰੀਰ ਦੇ ਢਾਂਚੇ ਬਾਅਦ ਚ ਬਣੇ ਆ ਉਹ ਕਰਤਾ ਬਾਅਦ ਵਿੱਚ ਬਣਿਆ ਪਹਿਲਾਂ ਦਾਤਾ ਬਣ ਗਿਆ ਉਹਨੇ ਕਿਹਾ ਤੇਰੇ ਮਾਂ ਦੀ ਕੁੱਖ ਤੋਂ ਜਨਮ ਲੈਣ ਤੋਂ ਪਹਿਲਾਂ ਮੈਂ ਤੇਰੇ ਲਈ ਮਾਂ ਦੇ ਸੀਨੇ ਵਿੱਚ ਦੁੱਧ ਜਮਾ ਕੇ ਰੱਖਾਂਗਾ ਇਹ ਦਿਆਲਤਾ ਦਾ ਚਿੰਨ ਹੈ ਸੁਣੋ ਪਹਿਲਾਂ ਉਹ ਦਾਤਾ ਬਾਬਾ ਜੀ ਨੇ ਕਿਹਾ ਦਾਤਾ ਕਰਤਾ ਆਪ ਤੂੰ ਪਹਿਲਾਂ ਉਹ ਦਾਤਾ ਹੈ ਬਾਅਦ ਵਿੱਚ ਕਰਤਾ ਹੈ ਉਹਨੇ ਬਾਤ ਜਨ ਪਹਿਲਾਂ ਪਹਿਲੋਂ ਦੇਤਾ ਰਿਜਕ ਸਮਾ ਪਿੱਛੋਂ ਦੇਤਾ ਜੰਤੂ ਵਾਹ ਪ੍ਰਥਮੈ ਮੱਖਣ ਪਾਛੈ ਦੁੱਧ ਮੈਲੋ ਕੀਨੋ ਸਾਬਣ ਸੁਦੇ ਕਿਸੇ ਸਿਰਫ ਇੱਕ ਉਦਾਹਰਨ ਲਈਏ ਪਹਿਲਾਂ ਮੱਖਣ ਦੀ ਤਰ੍ਹਾਂ ਜੰਮੀ ਕੋਈ ਫੀਡ ਕੇ ਦੁੱਧ ਜੰਮਿਆ ਹੈ ਸੀਨੇ 'ਚ ਗਏ ਮੱਝ ਡੰਗਰ ਪਸ਼ੂ ਉਹਨਾਂ 'ਚ ਪਰ ਜਦੋਂ ਉਹਦੇ ਬੱਚੇ ਨੂੰ ਜਨਮ ਦਿਵਾਇਆ ਦਿੱਤਾ ਰੱਬ ਨੇ ਜੰਮੇ ਕੋਈ ਮੱਖਣ ਨੂੰ ਲਿਕਵਿਡ ਕਰ ਦਿੱਤਾ ਦੁੱਧ ਬਣਾ ਦਿੱਤਾ ਕਿ ਬੱਚੇ ਨੇ ਮੰਗਿਆ ਨਹੀਂ ਨਹੀਂ ਸੱਚੀ ਮੁੱਚੀ ਉਹਦੀ ਮਿਹਰਬਾਨੀ ਉਹਦੀ ਆਪਣੀ ਆਪ ਦਇਆ ਹੈ ਦੂਸਰੀ ਗੱਲ ਗੁਰੂ ਗ੍ਰੰਥ ਸਾਹਿਬ ਇੱਕ ਬਚਨ ਕਹਿੰਦੇ ਨੇ ਮਿਹਰਬਾਨ ਸਾਹਿਬ ਇਹ ਇਥੋਂ ਦਇਆ ਲੈ ਕੇ ਚਲੀਏ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਹੁਣ ਅਗਲੇ ਸਾਡੇ ਮਨ 'ਚ ਸਵਾਲ ਉੱਠਣੇ ਜੇ ਦਿਆਲੂ ਹੈ ਤੇ ਪਾਪ ਕਿਉਂ ਉਹਦਾ ਉੱਤਰ ਵੀ ਗੁਰੂ ਅੱਗੇ ਦੇਗਾ ਜੋ ਅਸੰਖ ਮੂਰਖੰਦ ਕੋਰ ਤੇ ਪਹੁੰਚਣ ਦਇਆ ਉਹਦਾ ਆਪਣਾ ਹੈ ਚਿੰਨ ਇੱਥੋਂ ਤੱਕ ਇੰਨਾ ਦਿਆਲੂ ਹੈ ਜਿਹੜੇ ਬੰਦੇ ਰੋਜ਼ ਉਹਦੀ ਖਸਤੀ ਨੂੰ ਇਨਕਾਰਨ ਲਈ ਜ਼ੋਰ ਲਾਈ ਬੈਠੇ ਆ ਰੱਬ ਨਾਂ ਦੀ ਕੋਈ ਚੀਜ਼ ਨਹੀਂ ਮੈਂ ਤੁਹਾਡੇ ਰੱਬ ਸਾਡੇ ਪ੍ਰਚਾਰਕ ਤੁਹਾਡੇ ਰੱਬ ਨੂੰ ਨਹੀਂ ਮੰਨਦਾ ਸਾਡੇ ਰੱਬ ਨੂੰ ਨਹੀਂ ਮੰਨਦਾ ਲੋਕੀ ਪਿੱਛੇ ਜੈ ਜੈਕਾਰ ਕਰੀ ਜਾਂਦੇ ਆ ਮੈਨੂੰ ਇੰਜ ਪ੍ਰਤੀਤ ਹੁੰਦਾ ਹੈ ਸੱਚੀ ਮੁੱਚੀ ਉਦੋਂ ਇੱਕ ਗੰਗੂ ਸੀ ਉਂਗਲ ਲਾ ਕੇ ਲੈ ਗਿਆ ਅੱਜ ਸਤਿਗੁਰੂ ਤੇਰੇ ਬੱਚਿਆਂ ਨੂੰ ਪਤਾ ਨਹੀਂ ਕਿੰਨੇ ਕੋ ਗੰਗੂ ਉਂਗਲਾਂ ਲਾ ਕੇ ਲਈ ਫਿਰਦੇ ਉਂਗਲ ਪਕੜਾ ਕੇ ਮਿਹਰਬਾਨਤਾ ਉਹਦਾ ਅਰਥ ਕੱਲਾ ਦੇਣਾ ਨਹੀਂ ਉਸ ਦੀ ਦਿਆਲਤਾ ਦਾ ਚਿੰਨ ਕਿ ਜਿਹੜਾ ਬੰਦਾ ਰੋਜ਼ ਉਹਦੇ ਬਰਖਲਾ ਬੋਲਦਾ ਕਹਿੰਦਾ ਮੈਂ ਰੱਬ ਦੀ ਖਸਤੀ ਨੂੰ ਬਿਲਕੁਲ ਨਹੀਂ ਮੰਨਦਾ ਰੱਬ ਦਿਆਲੂ ਕਹਿੰਦਾ ਤਾਂ ਕੀ ਹੋਇਆ ਇਸ ਵਿਚਾਰੇ ਦਾ ਕੁਝ ਨਹੀਂ ਰੋਟੀ ਰਾਤ ਨੂੰ ਇਹਨੂੰ ਵੀ ਦੇਣੀ ਹੈ ਦਇਆ ਇਸ ਲਈ ਨਹੀਂ ਕੀਤੀ ਜਾਂਦੀ ਮੰਨ ਲਓ ਮੈਂ ਬੇਨਤੀ ਕਰਾਂ ਬੰਦੇ ਚਾਰ ਗਾਲਾਂ ਕੱਢ ਲਗਾ ਕਹਿੰਦਾ ਵੀ ਬਾਹਰ ਕੱਢ ਕੇ ਜੁੱਤੀਆਂ ਮਾਰੋ ਇਹਨੂੰ ਇਸ ਲਈ ਪੰਜਾਬੀ ਸਿੱਧੀ ਗੱਲ ਮੈਂ ਵਰਤਨ ਇਹਨੂੰ ਲਾਓ ਸੋਧਾ ਜਿਹੜਾ ਰੱਬ ਨੂੰ ਦਿਨ ਰਾਤ ਭੈੜਾ ਕਹਿੰਦਾ ਰੱਬ ਤਾਂ ਉਹਨੂੰ ਵੀ ਦੇਈ ਜਾਂਦਾ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਭਾਰ ਗਨੀ ਮਨ ਗਾਰੈ ਪਛ ਪਸ਼ੂ ਨਗ ਨਾਗਣ ਰਾਤਬ ਸਰਬ ਸਮੈ ਸਭ ਕੋ ਪ੍ਰਤਪਾਰੈ ਪੋਕਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਲ ਕੇ ਨਹੀਂ ਕਰਮ ਵਿਚਾਰੈ ਸੰਖ ਮੂਰਖ ਅੰਧਕਾਰ ਕਾਲ ਜੋ ਤੁਧ ਭਾਵੈ ਸਾਈ ਭਲੀ ਕਾਰ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਿਆਲ ਦਇਆ ਨਿਧ ਆਖੇ ਦਇਆ ਦੀਨ ਦਿਆਲ ਦਇਆ ਨਿਧ ਦਇਆ ਦਾ ਖਜ਼ਾਨਾ ਹੈ ਦੋਖਨ ਦੇਖਤ ਹੈ ਪਰ ਦੇਤ ਨਹਾਰ ਹੈ ਮੈਂ ਬੇਨਤੀ ਕਰਾਂਗਾ ਸਭ ਤੋਂ ਪਹਿਲਾਂ ਜਿਹੜੀ ਦਇਆ ਹੈ ਉਸ ਦਾ ਆਪਾ ਤਰਸ ਹੈ ਉਹਦੇ ਤਰਸ ਚੋਂ ਹੁਣ ਉਹਨੇ ਸ੍ਰਿਸ਼ਟੀ ਨੂੰ ਚਲਾਣਾ ਇੱਥੇ ਤੇ ਸੰਪਰਦਾ ਬਣੀ ਕੋਈ ਨਹੀਂ ਜਦੋਂ ਦੀ ਗੱਲ ਬਾਬਾ ਜੀ ਕਰ ਰਹੇ ਕੋਈ ਸੰਪਰਦਾ ਨਹੀਂ ਸੀ ਕੋਈ ਨਹੀਂ ਸੀ ਹੁਣ ਉਸ ਦੇ ਆਪਣੀ ਦਿਆਲਚਾ ਤੋਂ ਸੁਣਿਓ ਇੱਕ ਧਰਮ ਦਾ ਅਰਥ ਰਿਲੀਜਨ ਸੰਪਰਦਾ ਉਂਝ ਧਰਮ ਦੇ ਅਰਥ ਬਹੁਤ ਜ਼ਿਆਦਾ ਜੇ ਮੈਂ ਆਪ ਨੂੰ ਬੇਨਤੀ ਕਰਾਂ ਬੜੇ ਅਰਥ ਜੇ ਧਰਮਖੰਡ ਆਏਗਾ ਚਲੋ ਅਸੀਂ ਖੁੱਲ ਕੇ ਗੱਲ ਕਰਾਂਗੇ ਉਦਨ ਉਂਝ ਧਰਮ ਦਾ ਅਰਥ ਸੰਪਰਦ ਧਰਮ ਦਾ ਅਰਥ ਕਰਮ ਮਾਪਿਆਂ ਦਾ ਧਰਮ ਔਲਾਦ ਦਾ ਧਰਮ ਰਾਜੇ ਦਾ ਧਰਮ ਪੰਡਤ ਦਾ ਧਰਮ ਬ੍ਰਾਹਮਣ ਦਾ ਧਰਮ ਜੋਗੀ ਦਾ ਧਰਮ ਕਾਜ਼ੀ ਦਾ ਧਰਮ ਮੁੱਲਾ ਦਾ ਧਰਮ ਇਹ ਸਾਰੇ ਧਰਮ ਹੀ ਨੇ ਇਸ ਤਰ੍ਹਾਂ ਹੈ ਨਾ ਜੀ ਉਂਝ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਰੋਖਾਨੀ ਧਰਮ ਦੀ ਵਿਆਖਿਆ ਕੀ ਹੈ ਤੇ ਗੁਰੂ ਗ੍ਰੰਥ ਸਾਹਿਬ ਕਹਿੰਦਾ ਸਿਰਫ ਦੋ ਹੀ ਗੱਲਾਂ ਨੇ ਜਿਹਦੇ ਸੀਨੇ 'ਚ ਰੱਬ ਦਾ ਸ਼ਬਦ ਚੱਲਦਾ ਹੈ ਤੇ ਜਿਹਦੇ ਬਾਡੀ ਵਿੱਚੋਂ ਕੰਮ ਚੰਗੇ ਨਿਕਲਦੇ ਨੇ ਉਹ ਹੀ ਧਰਮ ਹੈ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਅਸੀਂ ਉਹਨਾਂ ਨੂੰ ਯਾਦ ਕਰਾ ਦਿਓ ਧਰਮਖੰਡ ਜਿੱਦਣ ਉਹਨਾਂ ਭੁੱਲ ਜਾਂਦਾ ਕਈ ਵਾਰੀ ਸਗਲ ਕਿਰਿਆ ਮੈਂ ਉਤਮ ਕਿਰਿਆ ਸਭ ਕੁਝ ਅਸੀਂ ਪੜਾਂਗੇ ਹੁਣ ਉਹ ਧਰਮ ਕੀ ਹੈ ਵੈਸੇ ਧਰਮ ਦੇ ਲਫ਼ਜ਼ੀ ਅਰਥ ਇੱਥੇ ਕਰਾਂਗੇ ਸਹਾਰਾ ਧਰਮ ਤੇ ਫਰਜ਼ ਧਰਮ ਤੇ ਨਿਯਮ ਧਰਮ ਦਾ ਅਰਥ ਹੈ ਕਾਇਦਾ ਕਾਨੂੰਨ ਪਰ ਬੰਦੇ ਦਾ ਬਣਾਇਆ ਨਹੀਂ ਪਰਮਾਤਮਾ ਦੇ ਤਰਸ ਵਿੱਚ ਉਹਨੇ ਕਿਹਾ ਮੈਂ ਖੋਣਾ ਹੈ ਹੁਣ ਇਸ ਖੋਣੇ ਵਿੱਚ ਜੀਵ ਜੰਤ ਪੈਦਾ ਹੋਣੇ ਨੇ ਸਪੇਸ ਵਿੱਚ ਗ੍ਰਹਿ ਘੁੰਮਣੇ ਨੇ ਸੂਰਜ ਘੁੰਮਣੇ ਨੇ ਉਸ ਨੇ ਆਪਣੀ ਦਿਆਲਤਾ ਵਿੱਚੋਂ ਇਹ ਸਭ ਕੁਝ ਕਰਤਾ ਬਣਿਆ ਬਾਅਦ ਵਿੱਚ ਪਹਿਲਾਂ ਦਿਆਲਤਾ ਵਰਤੀ ਉਹਨੇ ਆਪਣੀ ਦਇਆ ਵਿੱਚੋਂ ਜਿਸ ਨੇਮ ਨੂੰ ਜਿਸ ਕਾਨੂੰਨ ਨੂੰ ਜਨਮ ਦਿੱਤਾ ਉਹਨੂੰ ਧਰਮ ਕਿਹਾ ਉਸ ਧਰਮ ਨੇ ਪੂਰੀ ਦੀ ਪੂਰੇ ਬ੍ਰਹਿਮੰਡ ਵਿੱਚ ਸੰਤੁਸ਼ਟੀ ਪੈਦਾ ਕਰ ਦਿੱਤੀ ਸਿਰਫ ਇੱਕ ਬੰਦਾ ਹੈ ਜਿਹੜਾ ਝੱਖ ਮਾਰਦਾ ਬਾਕੀ ਸਾਰੇ ਆਪਣੀ ਥਾਂ ਤੇ ਸੰਤੁਸ਼ਟ ਨੇ ਫਿਰ ਸੁਣਿਓ ਸੂਤ ਮੈਂ ਇਸ ਕਰਕੇ ਕਿਹਾ ਮੈਂ ਦੇ ਅਰਥਾਂ ਨਹੀਂ ਕਰ ਲਗਾ ਬਾਕੀ ਸੰਤੋਖ ਰੋਹਾਨੀ ਜੋ ਦਾ ਨੇਮ ਹੈ ਜਿਹਨੂੰ ਆਪਾਂ ਉੱਤੇ ਪੜਿਆ ਜੀ ਤਿਸ ਵੀ ਧਰਤੀ ਥਾਪ ਰੱਖੀ ਧਰਮਸ਼ਾਲਾ ਦਇਆ ਵਿੱਚੋਂ ਧਰਮ ਨਿਕਲਿਆ ਉਸ ਧਰਮ ਨੂੰ ਜੇ ਹੁਣ ਬਾਹਰ ਮੁਖੀ ਅਰਥ ਕਰਾਂਗੇ ਮਨੁੱਖ ਨੂੰ ਵੀ ਧਰਮ ਦੇ ਰਸਤੇ ਤੇ ਚਲਾਉਣ ਲਈ ਸਭ ਤੋਂ ਪਹਿਲਾਂ ਦਇਆ ਹੈ ਦਇਆ ਵਿੱਚੋਂ ਧਰਮ ਹੈ ਜਿੱਥੇ ਸਹੀ ਅਰਥਾਂ ਚ ਰੋਹਾਨੀ ਧਰਮ ਹੈ ਉੱਥੇ ਤ੍ਰਿਸ਼ਨਾ ਮਰ ਜਾਂਦੀ ਉੱਥੇ ਸਬਰ ਹੈ ਸੰਤੋਖ ਹੈ ਗੁਰੂ ਜੀ ਨੇ ਕਿਹਾ ਦਇਆ ਜਿਸ ਧਰਮ ਚ ਦਇਆ ਨਹੀਂ ਤੇ ਮੈਂ ਇਹ ਗੱਲ ਕਹਿਣ ਤੋਂ ਇੱਕ ਦਿਨ ਸੀ ਬਹਿ ਰਹਿ ਸਾਂ ਸੱਚੀ ਮੁੱਚੀ ਜਿਹੜਾ ਅਸਲੀ ਧਰਮ ਹੈ ਉਹਨੂੰ ਕੋਈ ਕਰੋੜਾਂ ਵਿੱਚੋਂ ਇੱਕ ਅੱਧੇ ਨੂੰ ਨਸੀਬ ਹੁੰਦਾ ਹੈ ਨਹੀਂ ਤੇ ਸਰ ਸੱਚ ਜੇ ਜਿੰਨੀ ਧਰਮ ਦੇ ਨਾਂ ਤੇ ਕੁਦਾਇਆ ਕਰਕੇ ਲੋਕਾਂ ਦੇ ਸਿਰ ਵੱਡੇ ਜਾਂਦੇ ਆ ਸ਼ਾਇਦ ਇਹਨੇ ਲੁਟੇਰਿਆਂ ਨੇ ਬੰਦੇ ਨਹੀਂ ਮਾਰੇ ਹੋਣੇ ਜਿੰਨੇ ਧਰਮ ਦੇ ਨਾਂ ਤੇ ਖੂਨ ਦੀਆਂ ਨਦੀਆਂ ਵਗੀਆਂ ਪਰ ਕੀ ਉਹ ਧਰਮ ਹੈ ਉੰਜ ਗੁਰੂ ਜੀ ਨੇ ਕਿਹਾ ਜਦੋਂ ਅਸੀਂ ਪਾਠ ਕਰਨੇ ਇੱਕ ਹਮ ਇਹ ਕਾਜ ਜਗਤ ਮੋ ਆਏ ਕਾਦੇ ਲਈ ਧਰਮ ਹੇਤ ਗੁਰਦੇਵ ਪਠਾਏ ਚਾਹ ਤਾਂ ਤੁਮ ਧਰਮ ਬਿਥਾਰੋ ਦੁਸ਼ਟ ਦੋਖੀਨ ਪਕਰ ਪਛਾਰੋ ਯਹੀ ਕਾਜ ਤਰਾ ਹਮ ਜਨਮੰਗ ਸਮਝ ਲਿਓ ਸਾਧੂ ਸਮ ਮਨਮੰਗ ਧਰਮ ਚਲਾਵਨ ਮੈਂ ਬੇਨਤੀ ਕਰਾਂਗਾ ਮੈਂ ਧਰਮ ਨੂੰ ਚਲਾਣ ਆਇਆ ਹਾਂ ਸੰਤ ਉਭਾਰਨ ਦੁਸ਼ਟ ਸਬਨ ਕੋ ਮੂਲ ਉਭਾਰ ਮੇਰੀ ਫਿਰ ਬੇਨਤੀ ਸਮਝ ਜਿਉਣਿਓ ਉਹਦੇ ਆਪਣੇ ਚੋਂ ਦਿਆਲਤਾ ਨਿਕਲੀ ਦਇਆ ਨਿਕਲੀ ਮੈਂ ਇਹਨਾਂ ਕੁਝ ਕਰਨਾ ਇਹਨੂੰ ਟਿਕਾਵਾਂਗੇ ਕਿਵੇਂ ਉਹਨੇ ਇੱਕ ਨੇ ਬਣਾ ਦਿੱਤਾ ਇਵਨ ਕਿ ਯਾਦ ਰੱਖੋ ਪਾਣੀ ਦਾ ਧਰਮ ਉਹਨੇ ਨਿਵਾਨ ਨੂੰ ਚੱਲਣਾ ਹਵਾ ਦਾ ਧਰਮ ਉਹਨੇ ਉੱਡਣਾ ਰੁੱਖ ਦਾ ਧਰਮ ਹੈ ਉਹਨੇ ਇੱਕ ਥਾਂ ਤੇ ਖਲੋਣਾ ਰੁੱਖ ਹਵਾ ਦੇ ਧਰਮ ਤੇ ਰੀਸ ਨਹੀਂ ਕਰਦਾ ਤੇ ਚੇਤੇ ਰੱਖੋ ਹਵਾ ਰੁੱਖ ਦੇ ਧਰਮ ਦੀ ਰੀਸ ਨਹੀਂ ਕਰਦੀ ਇਹਨੂੰ ਸਮਝਣ ਲਈ ਇੱਕ ਪੌੜੀ ਮੈਂ ਪੜਾਂਗਾ ਭਾਈ ਸਾਹਿਬ ਦੀ ਮੇਰਾ ਖਿਆਲ ਸੌਖਾ ਹੋ ਜਾਊਗਾ ਧਰਮ ਇਹ ਇਹ ਕੋਈ ਚੀਜ਼ ਐਸੀ ਨਹੀਂ ਜਿਹਨੂੰ ਰੱਬ ਦੀ ਸ਼ਕਤੀ ਨੇ ਨਹੀਂ ਬੰਨਿਆ ਜਿਹਨੂੰ ਗ੍ਰੈਵਿਟੀ ਕਹਿੰਦੇ ਆ ਇਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਜਬ ਉਦ ਕਰਖ ਕਰਾ ਕਰਤਾਰਾ ਪਰਜਾ ਤਰਤ ਤਬ ਦੇ ਅਪਾਰਾ ਜਬ ਆ ਕਰ ਕਰਤ ਹੂੰ ਕਬੂ ਤੁਮ ਮੈਂ ਮਿਲਤ ਦੇ ਧਰ ਸਭ ਤੇਰੇ ਚ ਇਹ ਮਿਲ ਗਏ ਫਿਰ ਬੇਨਤੀ ਹੈ ਕਿ ਅਸਲ ਚ ਕੋਈ ਚੀਜ਼ ਧਰਮ ਤੋਂ ਬਿਨਾ ਨਹੀਂ ਭਾਈ ਸਾਹਿਬ ਦੀ ਇੱਕ ਪੌੜੀ ਹੈ ਸੁਣਿਓ ਪੰਜਾਬੀ ਦੀਆਂ ਨੇ ਸੱਚਾ ਸਿਰਜਣਹਾਰ ਸੱਚ ਸਮਾਇਆ ਅਰਥ ਸੌਕੇ ਨੇ ਸੱਚਾ ਸਿਰਜਣਹਾਰ ਸੱਚ ਸਮਾਇਆ ਆਪਣੇ ਆਪੇ ਸਮਾਇਆ ਸੀ ਸੱਚੋਂ ਉਪਜੀ ਪਾਉਣ ਨੌ ਖੰਡ ਛਾਇਆ ਆਪਣੇ ਆਪਣੇ ਧਰਮ ਚੋਂ ਪਾਉਣ ਬਣਾਈ ਪਾਉਣੋ ਪਾਣੀ ਸਾਜ ਸੀਸ ਨਵਾਇਆ ਇੱਕ ਦਾ ਧਰਮ ਬਣਾ ਦਿੱਤਾ ਤੂੰ ਨੀਵਾ ਚੱਲਣਾ ਨੀਵਾ ਚੱਲਦਾ ਪਿਆ ਸੱਚਾ ਸਿਰਜਣਹਾਰ ਸੱਚ ਸਮਾਇਆ ਸੱਚੋ ਪਾਉਣ ਉਪਾਏ ਘਟ ਘਟ ਛਾਇਆ ਪੌਣੋ ਪਾਣੀ ਸਾਜ ਸੀ ਨਵਾਇਆ ਦੁਲਹਾ ਧਰਤ ਬਣਾਏ ਨੀਰ ਤਰਾਇਆ ਆ ਧਰਮ ਨੇ ਸੰਭਿਆ ਨਹੀਂ ਉਸ ਦਿਨ ਮੈਂ ਬੇਨਤੀ ਕੀਤੀ ਤਿੰਨ ਕਿਸੇ ਪਾਣੀ ਇੱਕ ਕਿਸਾ ਬਾਹਰ ਉਹਦੇ ਧਰਮ ਨੇ ਬੰਨ ਕੇ ਰੱਖ ਦਿੱਤਾ ਭੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੇ ਪਾਇਆ ਇਹ ਧਰਮ ਨੇ ਸੂਤਰ ਚ ਬੰਨਿਆ ਮੇਰੀ ਬੇਨਤੀ ਹੈ ਧਰਤੀ ਤੁਲਾ ਬਣਾਏ ਨੀਰ ਤਰਾਇਆ ਇਹਦੇ ਚੁਗਿਰਦੇ ਵੀ ਪਾਣੀ ਥੱਲੇ ਵੀ ਪਾਣੀ ਨੀਰੋ ਉਪਜੀ ਅਗ ਵਨਖੰਡ ਛਾਇਆ ਤੁਸੀਂ ਮੰਨ ਲਓ 베ਰੀ ਲਾਈ ਸੰਤਰੇ ਲਾਏ ਅੰਬ ਲਾਏ ਜਿੰਨੇ ਫਲ ਦਾ ਰੁੱਖ ਲਏ ਉਹਦੀਆਂ ਜੜਾਂ 'ਚ ਕੀ ਦਿੱਤਾ ਜੀ ਪਾਣੀ ਪਾਣੀ ਨੇ ਆਪਣਾ ਧਰਮ ਨਿਭਾਇਆ ਉਸ ਪਾਣੀ 'ਚੋਂ ਫਲਦਾਰ ਰੁੱਖ ਨਿਕਲੇ ਲੱਕੜ ਨਿਕਲੀ ਉਹ ਲੱਕੜ ਅੱਗ ਨਾਲ ਭਰੀਏ ਉਸ ਲੱਕੜ ਵਾਲੀ ਅੱਗ ਵਿੱਚੋਂ ਰੱਬ ਨੇ ਮਿੱਠੇ ਫਲ ਪੈਦਾ ਕਰ ਦਿੱਤੇ ਕੌਣ ਸੀ ਇਹ ਥਵਾਪ ਰੱਖਿਆ ਜਨਸੂਤ ਅੰਬ ਖਾਣੇ ਆ ਤੇ ਜਿਹੜੀ ਲੱਕ ਲੱਕੜ ਚੋਂ ਲੱਗਾ ਹੈ ਅੰਬ ਉਹ ਚ ਅੱਗ ਨਹੀਂ ਭਰੀ ਪਈ ਫਿਰ ਬੇਨਤੀ ਸੁਣਿਓ ਤੁਲਹ ਧਰਤ ਬਣਾਏ ਨੀਰ ਤਰਾਇਆ ਨੀਰੋਂ ਉਪਜੀ ਅਗ ਵਨਖੰਡ ਖਛਾਇਆ ਅੱਗੀ ਖੁੰਦੀ ਬਿਰਖ ਸਫਲ ਫੁਲਾਇਆ ਕੌਣ ਪਾਣੀ ਬੈਸੰਤਰ ਮੇਲ ਮਿਲਾਇਆ ਆਦ ਪੁਰਖ ਆਦੇਸ਼ ਖੇਲ ਰਚਾਇਆ ਧੌਲ ਧਰਮ ਦਇਆ ਕਾ ਪੂਤ ਜਿਸ ਧਰਮੀ ਬੰਦਾ ਕਹਿੰਦਾ ਮੈਂ ਧਰਮੀ ਤੇ ਹੰਸਿਆਰੀ ਬਿਰਤੀ ਵਾਲਾ ਉਹ ਧਰਮੀ ਹੈ ਹੀ ਨਹੀਂ गुरु जी ने क्या वैसे तुलसी का ਸ਼ਬਦ ਸੀ ਦਇਆ ਧਰਮ का ਮੂਲ ਹੈ ਪੂਪ ਪਾਪ ਮੂਲ ਅਭਿਮਾਨ ਤੁਲਸੀ ਦਇਆ ਨਾ ਛੋੜੀਏ ਜਬ ਲਗ ਘਟ ਮੈਂ ਪ੍ਰਾਨ ਗੁਰੂ ਗੋਬਿੰਦ ਸਿੰਘ ਜੀ ਨੇ ਚਲੋ ਤੁਹਾਡਾ ਧਿਆਨ ਉਧਰ ਹੋਣਾ ਹੈ ਸਭ ਤੋਂ ਪਹਿਲਾਂ ਜਿੱਦਨ ਖਾਲਸਾ ਜੀ ਇਸ ਨਿਰਮਲ ਨਿਰਵੈਲ ਪੰਥ ਨੂੰ ਆਖਰੀ ਛੂ ਦਿੱਤੀ ਮੈਂ ਸ਼ੁਰੂਆਤ ਨਹੀਂ ਕਹਾਂਗਾ ਆਖਰੀ ਛੂ ਦਿੱਤੀ ਪਹਿਲਾ ਜਿਹੜਾ ਮਰਜੀਵੜਾ ਉੱਥਿਆ ਰੱਬ ਨੇ ਮੇਲ ਹੀ ਐਸਾ ਬਣਾਇਆ ਉਹਦਾ ਨਾਮ ਹੀ ਦਇਆ ਰਾਮ ਸੀ ਜਿਹੜਾ ਦੂਸਰਾ ਉੱਠ ਕੇ ਆਇਆ ਉਹਦਾ ਨਾਮ ਧਰਮ ਚੰਦ ਸੀ ਕਿਉਂਕਿ ਗੁਰੂ ਸਿਧਾਂਤ ਕਹਿੰਦਾ ਦਇਆ ਤੋਂ ਬਿਨਾ ਧਰਮ ਜਨਮ ਨਹੀਂ ਲੈ ਸਕਦਾ ਆਪਣਾ ਆਪਾ ਫਿਰ ਬੇਨਤੀ ਕਰਾਂਗਾ ਜੀ ਸਮਝਿਓ ਮੈਂ ਦਇਆ ਦੇ ਅਰਥ ਕੀਤੇ ਨੇ ਉਹਦੀ ਆਪਣੀ ਦਿਆਲਤਾ ਉਸ ਤੋਂ ਬਾਅਦ ਉਸ ਦਿਆਲੂ ਨੇ ਧਰਮ ਪੈਦਾ ਕੀਤਾ ਨੇਮ ਮੇਰਾ ਤੁਹਾਡਾ ਸਰੀਰ ਵੀ ਧਰਮ ਹੈ ਜੀ ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਅੱਖਾਂ ਦਾ ਧਰਮ ਕੰਨ ਨਹੀਂ ਕਰ ਸਕਦੇ ਤੇ ਕੰਨਾਂ ਦਾ ਧਰਮ ਇਹ ਸਭ ਸੂਤਰ ਚ ਵੱਜੇ ਜੇ ਮੈਂ ਬੇਨਤੀ ਕਰਾਂ ਇਸ ਇਸ ਤੁਕ ਦੇ ਤਾਂ ਜਿੰਨੇ ਦਿਨ ਮਰਜ਼ੀ ਅਰਥ ਕਰੀ ਜੋ ਅੱਖਾਂ ਨੂੰ ਧਰਮ ਦਿੱਤਾ ਤੁਸੀਂ ਦੇਖਣਾ ਹੈ ਤੁਸੀਂ ਪੈਰਾਂ ਦੀ ਹੈਲਪ ਕਰਨੀ ਹੈ ਕਿਉਂਕਿ ਪੈਰਾਂ ਨੇ ਚੱਲਣਾ ਪੈਰਾਂ ਨੂੰ ਕੋਈ ਚੀਜ਼ ਚੁੱਭੇ ਨਾ ਠੁੱਡਾ ਨਾ ਲੱਗੇ ਤੁਹਾਡਾ ਧਰਮ ਹੈ ਪੈਰਾਂ ਨੂੰ ਰਾਹ ਦਿਖਾਓ ਤੇ ਪੈਰਾਂ ਦਾ ਧਰਮ ਬਣਾਇਆ ਤੁਹਾਡਾ ਧਰਮ ਹੈ ਪੂਰੀ ਬਾਡੀ ਲੈ ਕੇ ਚੱਲਣਾ ਜੇ ਕੰਨ ਦਾ ਧਰਮ ਸੁਣਨਾ ਹੈ ਨੱਕ ਦਾ ਧਰਮ ਗੰਧ ਸੁਗੰਧ ਹੈ ਗੁਰੂ ਜੀ ਕਹਿੰਦੇ ਨੇ ਉਸ ਦੀ ਆਪਣੀ ਦਇਆ ਵਿੱਚੋਂ ਧਰਮ ਪੈਦਾ ਹੋਇਆ ਉਸ ਧਰਮ ਵਿੱਚੋਂ ਸੰਤੋਖ ਹੈ ਜਿੱਥੇ ਕਿਸੇ ਨੂੰ ਰੱਖ ਦਿੱਤਾ ਸੰਤੁਸ਼ਟ ਸੱਚੀ ਜੇ ਰੁੱਖ ਰੱਖਿਆ ਸੋਈ ਉਂਝ ਜਦੋਂ ਬੰਦਾ ਇਨਸਾਨੀ ਜਾਮੇ ਚ ਆਇਆ ਕਹਿੰਦਾ ਰੱਬਾ ਟੇਡੀਆਂ ਮੇਡੀਆਂ ਜੂਨਾ ਤੋਂ ਬਚਾਈ ਚਲੋ ਬਾਬਾ ਜੀ ਨੇ ਕਿਹਾ ਚਾਰ ਪਾਮ ਦੋਏ ਸਿੰਘ ਗੁੰਗਮੁਖ ਤੈ ਤਬ ਕੈਸੇ ਗੁਣ ਗਈ ਹੈ ਕਿਵੇਂ ਗਾਏਗਾ ਪਰ ਢੱਗਾ ਤੇ ਨਹੀਂ ਕਦੀ ਕਹਿੰਦਾ ਮੈਂ ਕਿਵੇਂ ਗੁਣ ਗਾਵਾਂਗਾ ਇੱਥੋਂ ਤੱਕ ਸੱਪ ਪੈਦਾ ਕੀਤਾ ਸੰਤੋਖ ਦੇ ਸੂਤਰ 'ਚ ਉਹਨੂੰ ਵੀ ਬੰਨ ਦਿੱਤਾ ਇੰਨਾ ਜ਼ਹਿਰੀ ਹੋਣ ਦੇ ਬਾਵਜੂਦ ਉਹਨੂੰ ਮਾਰਨ ਤੁਰੋ ਦਾ ਵੀ ਦਿਲ ਨਹੀਂ ਕਰਦਾ ਮੈਂ ਆਪਣੀ ਜੂਨ ਨੂੰ ਛੱਡ ਦਿਆਂ ਕਿੰਨੇ ਦਿੱਤਾ ਉਹਨੂੰ ਸਬਰ ਕੀੜੇ ਮਕੌੜਿਆਂ ਨੂੰ ਦਿੱਤਾ ਸੰਤੋਖ ਦਾ ਅਰਥ ਜਿੱਥੇ ਤੂੰ ਰੱਖ ਦਿੱਤਾ ਸੰਤੋਖ ਦਾ ਹੁਕਮ ਰਜਾਈ ਚੱਲਣਾ ਨਾਲ ਬੜਾ ਸਬੰਧ ਹੈ ਦਇਆ ਵਿੱਚੋਂ ਧਰਮ ਮਹਾਰਾਜ ਕਹਿੰਦੇ ਆ ਧੌਲ ਧਰਮ ਅਸਲ 'ਚ ਪਿਆਰਿਓ ਧਰਮ ਹੈ ਬਲਦ ਨੇਮ ਹੈ ਕਾਨੂੰਨ ਹੈ ਉਹਦਾ ਪਰ ਇਹ ਕਾਨੂੰਨ ਬੰਦਿਆਂ ਦੇ ਕਾਨੂੰਨ ਵਰਗਾ ਨਹੀਂ ਇਹ ਰੂਹਾਨੀ ਹੈ ਅਸਲੀ ਹੈ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਦਇਆ ਚ ਧਰਮ ਧਰਮ ਚ ਐਸੀ ਮਰਿਆਦਾ ਉੰਜ ਮੈਂ ਇੱਕ ਵਾਰ ਅਰਜ਼ ਕੀਤੀ ਸੀ ਮਰਿਆਦਾ ਲਫ਼ਜ਼ ਦੇ ਬਹੁਤ ਅਰਥ ਨੇ ਉੰਜ ਇਹ ਲਫ਼ਜ਼ ਬਣਿਆ ਹੈ ਮਰਿਆ ਤੋਂ ਮਰਿਆਦਾ ਅਸੀਂ ਮਰਿਆਦਾ ਪੜਨੇ ਗੁਰੂ ਗ੍ਰੰਥ ਸਾਹਿਬ ਚ ਹੈ ਮਿਰਜਾਦ ਨਾਮ ਮਿਰਜਾਦ ਆਇਆ ਕਲਪੀਤਰ ਮਰੀਆ ਦਾ ਲਫ਼ਜ਼ੀ ਅਰ ਸੰਸਕ੍ਰਿਤ ਦਾ ਮਰੀਆ ਮਰੀਆ ਦਾ ਅਰਥ ਮਰਨਾ ਨਹੀਂ ਮਰੀਆ ਦਾ ਅਰਥ ਹੈ ਕੰਡੇ ਕਿਨਾਰੇ ਜਿਹੜਾ ਪਾਣੀ ਕਿਨਾਰਿਆਂ ਵੀ ਚੱਲੇਗਾ ਨਦੀ ਦੇ ਕਿਨਾਰੇ ਆੜ ਦੇ ਕਿਨਾਰੇ ਸੂਆ ਰਜ਼ਵਾਇਆ ਜੋ ਕਹਿੰਨੇ ਜਿਹੜਾ ਕੰਡਿਆਂ ਵਿੱਚ ਪਾਣੀ ਚੱਲੇਗਾ ਮੁਕਾਮ ਤੇ ਪਹੁੰਚੇਗਾ ਜਿਹੜਾ ਆਪਣੀ ਜ਼ਿੰਦਗੀ ਵਿੱਚ ਗੁਰੂ ਦੇ ਦਿੱਤੇ ਕੰਡਿਆਂ ਤੇ ਚੱਲੇਗਾ ਉਹ ਰੱਬ ਦੇ ਘਰ ਤੱਕ ਪਹੁੰਚੇਗਾ ਮਰਿਆਦਾ ਬੱਚੀ ਹੈ ਗੁਰੂ ਸਾਹਿਬ ਕਹਿੰਦੇ ਆ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਇਸ ਗੱਲ ਦੀ ਜਿੰਨੂੰ ਸਮਝ ਪੈ ਗਈ ਉਹ ਹੀ ਸਚਿਆਰ ਹੈ ਕਿਉਂਕਿ ਇੱਕ ਤਾਂ ਦਇਆ ਉਹਦੇ ਚ ਆ ਗਈ ਦੂਜਾ ਧਰਮ ਆ ਗਿਆ ਤੀਜਾ ਸਬਰ ਆ ਗਿਆ ਜਿਹਦੇ ਤਿੰਨੇ ਗੁਣ ਆ ਗਏ ਬਾਹਰ ਮੁਖਿਓ ਵੀ ਸੁੱਚਾ ਬਣ ਗਿਆ ਜੇ ਕੋ ਬੁੱਝਾ ਖੋਵੇ ਸਚਿਆਰ ਤੇ ਜਿਹਨੂੰ ਸਚਿਆਰ ਦੇ ਸਮਝ ਪੈ ਗਈ ਫਿਰ ਇਹਦੇ ਦੂਜੇ ਪਾਸੇ ਅਰਥ ਲਾਓ ਕਿ ਧਵਲੇ ਉਪਰ ਕੇਤਾ ਪਹਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਅੱਗੇ ਹੁਣ ਗੁਰੂ ਜੀ ਇਸ ਧਰਤੀ ਤੇ ਕੀ ਹੈ ਐਸ ਪਲੈਨਟ ਦੀ ਗੱਲ ਕਰਨ ਲੱਗਿਆ ਹੁਣ ਮਹਾਰਾਜ ਕਹਿੰਦੇ ਤਿਸ ਤੇ ਭਾਰ ਤਲੈ ਕਵਣ ਜੋਰ ਅਸੀਂ ਸਮਝ ਗਏ ਨਾ ਕਿਹੜੀ ਤਾਕਤ ਉਹ ਗੁਰੂ ਜੀ ਉੱਤੇ ਦੱਸ ਰਿਹਾ ਮੈਂ ਤਾਂ ਬੈਕ ਜਾ ਰਿਹਾ ਸਾਂ ਵਾਰ-ਵਾਰ ਤਿਸ ਤੇ ਭਾਰ ਤਲੈ ਕਵਣ ਜੋਰ ਦਾ ਉੱਤਰ ਉਹਦੇ ਵਿੱਚ ਕਿ ਧੌਲ ਧਰਮ ਦਇਆ ਕਾ ਪੂਤ ਉਹ ਹੈ ਜੋਰ ਹੁਣ ਗੁਰੂ ਜੀ ਕਹਿੰਦੇ ਅੱਗੇ ਸੁਣੋ ਮਹਾਰਾਜ ਕਹਿ ਰਿਹਾ ਜੀ ਜਾਤ ਰੰਗਾਂ ਕੇ ਨਾਮ ਇੱਥੇ ਕਈ ਕਿਸਮਾਂ ਦੇ ਜੀ ਪੈਦਾ ਕੀਤੇ ਤੂੰ ਇਸ ਧਰਤੀ ਤੇ ਵੱਖ-ਵੱਖ ਜੀਵ ਜੰਤ ਪੈਦਾ ਕੀਤੇ ਉਹਨਾਂ ਦੀਆਂ ਸ਼ਕਲਾਂ ਉਹਨਾਂ ਦੇ ਰੰਗ ਰੂਪ ਵੱਖਰੇ ਬਣਾ ਦਿੱਤੇ ਉਹਨਾਂ ਦੇ ਨਾਮ ਵੀ ਵੱਖਰੇ ਵੱਖਰੇ ਆ ਆਦਮ ਜਾਤੀ ਦੇ ਵੱਖਰੇ ਨੇ ਪਸ਼ੂ ਜਾਤੀ ਦੇ ਅੰਜ ਜੀ ਅੰਡਜ ਜੇਰਜ ਉਤਬ ਸੇਤਜ ਇਹਨਾਂ ਚਾਰ ਖਾਣੀਆਂ ਚੋਂ ਬਿਆੰਤ ਜੀ ਬਣਾਏ ਉਹਨਾਂ ਦੇ ਰੰਗ ਵੀ ਵੱਖਰੇ ਹੁਣ ਮੱਛੀ ਵੀ ਆਂਡੇ ਚੋਂ ਨਿਕਲੀ ਤੇ ਸੱਪ ਵੀ ਆਂਡੇ ਚੋਂ ਨਿਕਲਿਆ ਰੰਗ ਬਰੰਗੀਆਂ ਨੇ ਅਸੀਂ ਵੀ ਜੇਰ ਚੋਂ ਨਿਕਲੇ ਤੇ ਡੰਗਰ ਵੀ ਜੇਰ ਚੋਂ ਨਿਕਲੇ ਸਾਡਾ ਸਾਡਾ ਸਿਸਟਮ ਪਸ਼ੂਆਂ ਨਾਲ ਹੈ ਪਸ਼ੂ ਜੇਰ ਹੈ ਅਸੀਂ ਵੀ ਜੇਰ ਜਖਾਂ ਆਂਡੇ ਚੋਂ ਕਬੂਤਰ ਵੀ ਨਿਕਲਿਆ ਆਂਡੇ ਚੋਂ ਸੱਪ ਦਾ ਬੱਚਾ ਵੀ ਨਿਕਲਿਆ ਦੋਨਾਂ ਦਾ ਵੱਖਰਾ ਵੱਖਰਾ ਕਰਮ ਨੇ ਤੂੰ ਕਈ ਰੰਗਾਂ ਦੇ ਜੀਵ ਬਣਾ ਦਿੱਤੇ ਜੀ ਜਾਤ ਰੰਗਾਂ ਕੇ ਨਾਵ ਤੇ ਅਗਲੀ ਗੱਲ ਹੁਣ ਇੱਥੋਂ ਤੱਕ ਜੇ ਗੱਲ ਹੁੰਦੀ ਤੇ ਆਪਾਂ ਕਹਿਣਾ ਸੀ ਜੀ ਇਹ ਮਟੀਰੀਅਲ ਦੀ ਗੱਲ ਹੈ ਇਹ ਕੁਦਰਤ ਦੀ ਗੱਲ ਹੈ ਇਹ ਨੇਚਰ ਦੀ ਗੱਲ ਗੁਰੂ ਜੀ ਨੇ ਕਿਹਾ ਨਹੀਂ ਇਸ ਤੋਂ ਅੱਗੇ ਚੱਲੋ ਸਭਨਾ ਲਿਖਿਆ ਵੁੜੀ ਕਲਾਮ ਸਭਨਾ ਲਿਖਿਆ ਵੁੜੀ ਦਾ ਲਫ਼ਜ਼ੀ ਅਰਥ ਹੈ ਜਿਹੜੀ ਨਿਰੰਤਰ ਚੱਲ ਰਹੀ ਹੈ ਜਿਹੜੀ ਲਗਾਤਾਰ ਚੱਲ ਰਹੀ ਜਿਹਨੂੰ ਕੋਈ ਰੋਕ ਨਹੀਂ ਸਕਦਾ ਉਹਦੀ ਕਲਮ ਨੂੰ ਕੋਈ ਨਹੀਂ ਤੋੜ ਸਕਦਾ ਸਭਨਾ ਲਿਖਿਆ ਵੁੜੀ ਕਲਾਮ ਇੱਥੇ ਕਲਾਮ ਦਾ ਅਰਥ ਕਰਾਂਗੇ ਕਲਮ ਉਹਦੇ ਕਲਾਮ ਦਾ ਅਰਥ ਆਪ ਨੂੰ ਪਤਾ ਗਲਾਮ ਗਿਆਨ ਵੀ ਹੁੰਦਾ ਬਚਨ ਸ਼ਬਦ ਵੀ ਹੁੰਦਾ ਸਭ ਨਾਲ ਲਿਖਿਆ ਵੁੜੀ ਕਲਾਮ ਸਭ ਨੂੰ ਰੱਬ ਦੀ ਇੱਕ ਚਲਦੀ ਕਲਮ ਲਿਖ ਦਿੱਤਾ ਸਾਰਿਆਂ ਦੇ ਮੱਥੇ ਮਹਾਰਾਜ ਕਹਿੰਦੇ ਇਹੋ ਲੇਖਾ ਜਿਹੜਾ ਰੱਬ ਨੇ ਲੇਖਾ ਲਿਖਿਆ ਜੀਵਾਂ ਦਾ ਇਹ ਲੇਖਾ ਲਿਖ ਜਾਣਾ ਕੋਈ ਇੱਕ ਕੁਐਸਚਨ ਮਾਰਕ ਕੀ ਇਸ ਲੇਖੇ ਨੂੰ ਕੋਈ ਲਿਖਣਾ ਜਾਣ ਸਕੇਗਾ ਜੋ ਉਹਨੇ ਲੇਖਾ ਲਿਖਿਆ ਤੇ ਉਹੀ ਸੱਚੀ ਮੁੱਚ ਲਿਖਿਆ ਨਾਨਕ ਜੀ ਉਪਾਏ ਕੈ ਲਿਖ ਧਰਮ ਨਾਮੈ ਧਰਮ ਬਹਾਲਿਆ ਇਹੋ ਲੇਖਾ ਲਿਖ ਜਾਣਾ ਕੋਈ ਗੁਰੂ ਜੀ ਕਿੰਨੇ ਨੇ ਲੇਖਾ ਲਿਖਿਆ ਕੀਤਾ ਹੋਏ ਉਹਨੇ ਜੋ ਕੁਝ ਲਿਖ ਦਿੱਤਾ ਲੇਖਾ ਲਿਖਿਆ ਜੇ ਤੂੰ ਲਿਖਣ ਦਾ ਯਤਨ ਕਰੇ ਜੇ ਉਹਦੇ ਕਰਨੇ ਨੂੰ ਤੂੰ ਅੰਤ ਪਾਣ ਚਰੇ ਮਹਾਰਾਜ ਕਹਿੰਦੇ ਨਹੀਂ ਕੀਤਾ ਹੋਏ ਤੇਰੇ ਖੰਸੇ ਮੁੱਕ ਜਾਣੇ ਨੇ ਤੇਰੀ ਗਿਣਤੀ ਅੰਕ ਮੁੱਕ ਜਾਣੇ ਨੇ ਇਹ ਲੇਖਾ ਨਹੀਂ ਤੂੰ ਕਰ ਸਕਦਾ ਕਬੀਰ ਜੀ ਨੇ ਕਿਹਾ ਕਬੀਰ ਸਾਤ ਸਮੁੰਦਰ ਮਛ ਕਰੂੰ ਕਰਮ ਕਲੋਂ ਬਦਲਾਏ ਕਲਮ ਕਰੂੰ ਬਨਰਾਏ ਬਸਦਾ ਕਾਗਦ ਜੋ ਕਰੂੰ ਖਾਰ ਜਸ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਜੋ ਉਹਨੇ ਲਿਖ ਦਿੱਤਾ ਕੇਤਾ ਹੋਏ ਤੈਨੂੰ ਪਤਾ ਕਿੰਨਾ ਹੈ ਇਹਦਾ ਮਤਲਬ ਹੋ ਗਿਆ ਤੈਨੂੰ ਨਹੀਂ ਸਮਝ ਅੱਗੇ ਕੇਤਾ ਤਾਣ ਇਹ ਪਾਠ ਨਾਣੇ ਨਾਲ ਹੈ ਤਾਣ ਤਾਣ ਦਰਤ ਤਾਕਤ ਸਵਾਲਿਓ ਸਿਰਫ ਗੁਰੂ ਗ੍ਰੰਥ ਸਾਹਿਬ ਵਿੱਚ ਇੱਥੇ ਲੱਲੇ ਨੂੰ ਸਿਆਰੀ ਖਾਏ ਨੂੰ ਔਂਕੜ ਹੈ ਸਵਾਲਿਓ ਬਾਕੀ ਥਾਵਾਂ ਤੇ ਮਹਾਰਾਜ ਜੀ ਨੇ ਊੜਾ ਔਂਕੜ ਲੈ ਸਵਾਲਿਓ ਇਹ ਗੁਰੂ ਕੀ ਗੱਤ ਗੁਰੂ ਜਾਣੇ ਕੇਤਾ ਤਾਣ ਤਾਣ ਦਾ ਅਰਥ ਤਾਕਤ ਤੈਨੂੰ ਪਤਾ ਉਹਦੀ ਤਾਕਤ ਕਿੰਨੀ ਸਵਾਲਿਓ ਸਵਾਲਿਓ ਦਰ ਤੇ ਸੋਹਣਾ ਕੇਤਾ ਤਾਣ ਸਵਾਲਿਓ ਰੂਪ ਉਹਦੀ ਸੁੰਦਰ ਰੂਪ ਨੂੰ ਉਹਦੀ ਤਾਕਤ ਨੂੰ ਕੌਣ ਬਿਆਨ ਕਰ ਸਕਦਾ ਕੀਤਾ ਤਾਣ ਫਿਰ ਮੈਂ ਰਿਪੀਟ ਕਰਾਂਗਾ ਉਹਦੀ ਸ਼ਕਤੀ ਉਹਦੀ ਤਾਕਤ ਮਹਾਰਾਜ ਕਹਿੰਦੇ ਨੇ ਸਵਾਲਿਓ ਦਰਤ ਫਿਰ ਪਲੀਜ਼ ਸਵਾਲਿਓ ਦਰਤ ਤੇ ਸੋਣਾ ਕੁਝ ਲਫ਼ਜ਼ ਆਉਣੇ ਨੇ ਜਿਵੇਂ ਅੱਗੇ ਆਉਣਾ ਸਵਸਤ ਆਤ ਬਾਣੀ ਬਰਮਾਓ ਇਹ ਅਰਥ ਸਾਰੇ ਜਿੱਤੇ ਰੱਖਣ ਵਾਲੇ ਨੇ ਉਹਦੀ ਤਾਕਤ ਉਹਦੇ ਸਰੂਪ ਨੂੰ ਕੇਤਾ ਤਾਣ ਸਵਾਲਿਓ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਫਿਰ ਬੇਨਤੀ ਕੇਤੀ ਦਾਤ ਕਿੰਨੀ ਉਹਦੀ ਦਾਤ ਹੈ ਕੌਣ ਜਾਣ ਸਕਦਾ ਕੌਣ ਦਰਤ ਕੌਣ ਕੂਤ ਦਾ ਲਫ਼ਜ਼ੀ ਅਰਥੇ ਪੈਮਾਨਾ ਅੰਦਾਜ਼ਾ ਮਾਪਣਾ ਇਸ ਅਰਥ ਨੂੰ ਪਲੀਜ਼ ਦੋ ਦਰੂ ਚੇਤੇ ਰੱਖਿਓ ਇੱਕ ਸਵਾਲਿਓ ਇਹਦਾ ਅਰਥ ਸੁੰਦਰਤਾ ਤੇ ਕੂਤ ਦਾ ਅਰਥ ਹੈ ਮਾਪਣਾ ਅੰਦਾਜ਼ਾ ਲਾਣਾ ਕੇਤਾ ਤਾਣ ਸਵਾਲਿਓ ਰੂਪ ਉਹਦੇ ਤਾਕਤ ਨੂੰ ਉਹਦੀ ਖੂਬਸੂਰਤੀ ਨੂੰ ਕੌਣ ਕਹਿ ਸਕਦਾ ਕੇਤੀ ਦਾਤ ਜਾਣੈ ਕੌਣ ਕੂਤ ਜਿੰਨੀਆਂ ਉਹਦੀਆਂ ਦਾਤਾਂ ਨੇ ਉਹਦੀ ਦਾਤ ਨੂੰ ਕੋਈ ਦੁਨੀਆ ਦੀ ਕੂਤ ਕੋਈ ਅੰਦਾਜ਼ਾ ਕੋਈ ਪੈਮਾਨਾ ਹੈ ਇਹ ਕਹਿ ਦੇ ਵਿੱਚ ਰੱਬ ਦੀਆਂ ਦਾਤਾਂ ਵਿੱਚ ਸਾਰੀਆਂ ਗਿਣ ਦਿੱਤੀਆਂ ਬਾਬਾ ਜੀ ਕਹਿੰਦੇ ਆ ਤੇਰਾ ਦਾਨਾ ਕੀਮਤ ਨਾ ਪਵੇ ਤਿਸ ਦਾਤੇ ਕਵਨ ਸ਼ਮਾਰ ਕੀਤੀ ਦਾਤ ਜਾਣੇ ਕੌਣ ਕੂਤ ਗੁਰੂ ਜੀ ਇੱਕ ਗੱਲ ਸਾਨੂੰ ਦੱਸੋ ਇਹ ਜੋ ਕੁਝ ਬਣਿਆ ਦਇਆ ਬਣੀ ਧਰਮ ਬਣਿਆ ਜੀ ਜਾਤ ਰੰਗਾਂ ਕੇ ਨਾਮ ਇਹ ਇਹ ਕਿਵੇਂ ਬਣ ਗਏ ਹੁਣ ਅੱਗੇ ਗੁਰੂ ਜੀ ਫਿਰ ਸ਼ਬਦ ਦੀ ਗੱਲ ਕਰਦੇ ਕੀਤਾ ਪਸਾਓ ਪਸਾਓ ਅਰਥ ਹੈ ਪਸਾਰਾ ਪਰਮਾਤਮਾ ਨੇ ਪਸਾਰਾ ਕੀਤਾ ਉਹਨੇ ਫੈਲਾਉ ਕੀਤਾ ਉਥੋਂ ਕੀ ਹੋਇਆ ਤਿਸ ਤੇ ਹੋਏ ਲੱਖ ਦਰਿਆਓ ਉਹਦੇ ਵਿੱਚੋਂ ਹੁਣ ਇਹਦਾ ਪਾਠ ਰਾਰੇ ਨੂੰ ਸਿਹਾਰੀ ਲਾ ਕੇ ਨਹੀਂ ਕਰਨਾ ਦਰਿਆਓ ਤੇ ਦਰਿਆਉ ਬਿਹਾਰੀ ਲੱਗੀ ਹੈ ਜੀ ਮਰਜ ਕਹਿੰਦੇ ਨੇ ਕੀਤਾ ਪਸਾਓ ਨੇ ਪਸਾਰਾ ਕੀਤਾ ਇੱਕੋ ਕਵਾਓ ਜਿਹਨੂੰ ਸ਼ਬਦ ਕਹਿੰਦੇ ਆ ਉਤਪਤ ਪਰਲੋ ਸ਼ਬਦ ਹੋ ਸ਼ਬਦ ਹੋਵੇ ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀਆ ਚਿਤ ਕੀਤਾ ਪਸਾਓ ਉਹਨੇ ਪਸਾਰਾ ਕਰ ਦਿੱਤਾ ਏਕੋ ਕਵਾਓ ਇੱਕ ਸ਼ਬਦ ਦੇ ਨਾਲ ਮਹਾਰਾਜ ਕਹਿੰਦੇ ਤਿਸਤੇ ਹੋਏ ਲੱਖ ਦਰਿਆਓ ਉਸ ਇੱਕ ਸ਼ਬਦ ਦੇ ਨਾਲ ਲੱਖਾਂ ਜ਼ਿੰਦਗੀਆਂ ਦੇ ਦਰਿਆ ਵਗ ਪਏ ਆ ਜੀਵਨ ਇਸ ਤਰ੍ਹਾਂ ਪੈਦਾ ਕੀਤਾ ਇਹਨੂੰ ਹੁਣ ਬਾਈਬਲ ਦੀ ਰਚਨਾ ਨਾਲ ਨਹੀਂ ਮਾਇਲ ਖਾ ਸਕੇਗਾ ਆਪਾਂ ਬਿਲਕੁਲ ਜਪਜੀ ਸਾਹਿਬ ਦੀ ਤੁਲਨਾਤਮਕ ਅਧਿਐਨ ਕਿਤੇ ਨਹੀਂ ਕਰ ਰਹੇ ਉਹ ਕਹਿੰਦੇ ਦਿਨ ਲੱਗੇ ਆਪ ਕੁਝ ਹੋਇਆ ਆ ਬਣਾਇਆ ਆ ਬਣਾਇਆ ਗੁਰੂ ਉਸ ਗੱਲ ਨੂੰ ਖੰਡਨ ਕਰ ਰਿਹਾ ਗੁਰੂ ਜੀ ਕਹਿੰਦੇ ਨਹੀਂ ਖਰਨ ਭਰਨ ਜਾਂ ਕਾ ਸੱਤ ਦਿਨ ਨਹੀਂ ਲਾਂਦਾ ਅੱਖ ਚਮਕਣ ਵਿੱਚ ਹੀ ਸਭ ਕੁਝ ਹਰਨ ਭਰਨ ਜਾਂ ਕਾ ਨੇਤਰ ਫੋਰ ਪਰ ਤਿਸ ਕਾ ਮੰਤਰ ਨਾ ਜਾਣੈ ਹੋਰ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ ਲੱਖਾਂ ਦਰਿਆ ਬਣ ਗਏ ਅੱਗੇ ਫਿਰ ਗੁਰੂ ਜੀ ਕਹਿੰਦੇ ਕੁਦਰਤ ਕਵਣ ਬੇਨਤੀ ਕਰਾਂਗਾ ਇੱਥੇ ਕੁਦਰਤ ਦਾ ਅਰਥ ਕਾਇਨਾਤ ਨਹੀਂ ਫਰੀਦਾ ਖਾਲਕ ਖਲਕ ਮੈਂ ਖਲਕ ਬਸੈ ਰੱਬ ਮਾਹੇ ਹੈ ਇੱਥੇ ਕੁਦਰਤ ਦਾ ਅਰਥ ਆ ਨਹੀਂ ਬਲਿਹਾਰੀ ਕੁਦਰਤ ਬਸਿਆ ਇੱਥੇ ਕੁਦਰਤ ਦਾ ਅਰਥ ਕੁਦਰਤ ਕੇ ਸਭ ਬੰਦੇ ਨਹੀਂ ਉਚਾਰਨ ਇੱਕੋ ਵੇ ਇੱਥੇ ਕੁਦਰਤ ਦਾ ਲਫ਼ਜ਼ੀ ਅਰਥ ਸ਼ਕਤੀ ਤਾਕਤ ਰੱਬ ਲਈ ਨਹੀਂ ਕੁਦਰਤ ਕਵਣ ਕਹਾ ਵਿਚਾਰ ਮੇਰੇ ਕੋਲ ਕਿਹੜੀ ਤਾਕਤ ਧੰਨ ਗੁਰੂ ਨਾਨਕ ਸਾਹਿਬ ਤੋਂ ਕੁਰਬਾਨ ਜਾਈਏ ਇਹਨਾਂ ਕੋਈ ਦੱਸ ਕੇ ਕਹਿੰਦੇ ਆ ਮੇਰੇ ਕੋਲ ਕੋਈ ਤਾਕਤ ਨਹੀਂ ਕੁਦਰਤ ਕਵਣ ਕਿਹੜੀ ਤਾਕਤ ਮੇਰੇ ਕੋਲ ਕਿਹੜੀ ਸ਼ਕਤੀ ਮੇਰੇ ਕੋਲ ਕਹਾ ਵਿਚਾਰ ਮੈਂ ਵਿਚਾਰ ਕੇ ਬੋਲ ਸਕਾਂ ਕਿਉਂਕਿ ਵਾਰਿਆ ਨਾ ਜਾਵਾਂ ਵਾਰਿਆਂ ਦਰ ਤੇ ਕੁਰਬਾਨ ਜਾਣਾ ਵਾਰਿਆਂ ਨਾ ਜਾਵਾਂ ਇੱਕ ਵਾਰ ਮੈਂ ਇੱਕ ਵਰੀ ਵੀ ਤੇਰੇ ਤੋਂ ਕੁਰਬਾਨ ਨਹੀਂ ਜਾ ਸਕਦਾ ਮੈਂ ਬਲਿਹਾਰ ਨਹੀਂ ਜਾ ਸਕਦਾ ਮਹਾਰਾਜ ਕਹਿੰਦੇ ਨੇ ਮੇਰੇ ਕੋਲ ਤਾਕਤ ਨਹੀਂ ਮੈਂ ਤੇਰਾ ਸਿਮਰਨ ਕਰ ਸਕਾਂ ਜੋ ਤੁਧ ਭਾਵੈ ਜੋ ਤੈਨੂੰ ਰਿਹਾ ਕਿ ਚੰਗਾ ਲੱਗ ਰਿਹਾ ਭਾਵੇਂ ਦਰਤ ਚੰਗਾ ਸਾਈ ਸਾਈ ਦਰਤ ਉਹ ਭਲੀ ਕਾਰ ਮਹਾਰਾਜ ਕਹਿੰਦੇ ਤੇਰੀ ਕਾਰ ਭਲੀ ਹੈ ਕੰਮ ਤੇਰੇ ਭਲੇ ਨੇ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਸਦੀਵ ਕਾਲੀ ਥੋੜਾ ਜਿਹਾ ਟਾਈਮ ਮੈਂ ਤੁਹਾਡਾ ਲੈਣਾ ਅੱਗੇ ਥੋੜਾ ਜਿਹਾ ਸਿਰ ਵੱਖਰੀ ਅਰਥ ਚੱਲਨੇ ਨੇ ਹੁਣ ਇਸ ਜਿਹੜੀ ਉਹਦੀ ਕਾਇਨਾਤ ਹੈ ਜੋ ਰਚਿਆ ਇਹਦੇ ਚ ਨੇਕੀ ਵੀ ਰਹਿਣੀ ਹੈ ਤੇ ਬਦੀ ਵੀ ਰਹਿਣੀ ਹੈ ਇਹਦੇ ਵਿੱਚ ਪੁੰਨ ਵੀ ਰਹਿਣਾ ਇਹਦੇ ਵਿੱਚ ਪਾਪ ਵੀ ਰਹਿਣਾ ਇਹਦੇ ਵਿੱਚ ਜਪ ਵੀ ਰਹਿਣਾ ਤੇ ਜਪ ਦਾ ਵਿਰੋਧ ਵੀ ਰਹਿਣਾ ਹੁਣ ਗੁਰੂ ਜੀ ਸਭ ਤੋਂ ਪਹਿਲਾਂ ਉਹਨਾਂ ਦੀ ਸੂਚੀ ਦੇਣ ਲੱਗੇ ਜਿਹੜੀ ਉਹਦੀ ਕਾਰ ਵਿੱਚ ਨੇਕੀ ਵਾਲੇ ਆ ਕਿਉਂਕਿ ਵਿਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕੋ ਦੋਏ ਫਲ ਆਏ ਬਿਰਖਾ ਹੇਠ ਸਭ ਜੰਤੀ ਇਕੱਠੇ ਇੱਕ ਤੱਤੇ ਇੱਕ ਬੋਲਣ ਮਿੱਠੇ ਅਸੰਖ ਜਪ ਤੇਰੀ ਕਾਇਨਾਤ ਵਿੱਚ ਹੁਣ ਇੱਥੇ ਯਾਦ ਰੱਖਿਓ ਕੁਝ ਬਚਨ ਐਸੇ ਹੋਣੇ ਜਿਹੜੇ ਪਹਿਲਾਂ ਖੰਡਨ ਕੋਈ ਨਹੀਂ ਚੁੱਪੇ ਚੁੱਪ ਨਾ ਹੋਵੇ ਉਹ ਕਹਿੰਦੇ ਨੇ ਮੈਂ ਉਹ ਸਿਧਾਂਤ ਨਹੀਂ ਮੰਨ ਰਿਹਾ ਪਰ ਤੇਰੀ ਰਚਨਾ ਚ ਇਹਨੂੰ ਮੰਨਣ ਵਾਲੇ ਬੈਠੇ ਆ ਅਸੰਖ ਜਪ ਅਸੰਖਾ ਤੇਰੇ ਜਪ ਕਰ ਰਹੇ ਆ ਅਸੰਖਾ ਤੇਰੇ ਨਾਮ ਨੂੰ ਪੁਕਾਰ ਰਹੇ ਆ ਅਸੰਖ ਭਾਓ ਅਸੰਖਾ ਐਸੇ ਨੇ ਅਸੰਖ ਦਰਦ ਜਿਸ ਤੇ ਗਿਣਤੀ ਮੁੱਕ ਜਾਏ ਅਸੰਖਾਂ ਐਸੇ ਨੇ ਜਿਹੜੇ ਪਿਆਰ ਕਰਦੇ ਆ ਮੁਹੱਬਤ ਕਰਦੇ ਆ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖਾਂ ਨੇ ਵੱਖ-ਵੱਖ ਢੰਗ ਨਾਲ ਪੂਜਾ ਕਰੀ ਜਾਂਦੇ ਆ ਇਹ ਹੈ ਵਿਸਮਾਦ ਵਿੱਚ ਲਿਜਾਣ ਵਾਲੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਹਾਰੀ ਕਈ ਕੋਟ ਪੈ ਤੀਰਥ ਵਾਸੀ ਇਹ ਉਹ ਉਹਦੀ ਵਿਆਖਿਆ ਹੋ ਰਹੀ ਹੈ ਜੀ ਇਉਂ ਕਹਿ ਲੋ ਇਹਦੀ ਉਹ ਵਿਆਖਿਆ ਕਰ ਰਹੇ ਅਸੰਖਾਂ ਜਪ ਨੇ ਅਸੰਖਾਂ ਲੋਕ ਤਪ ਕਰ ਰਹੇ ਆ ਅਸੰਖਾਂ ਤਰ੍ਹਾਂ ਦੀ ਪੂਜਾ ਹੈ ਅਸੰਖ ਤਪ ਤਾਉ ਅਸੰਖਾ ਤੇਰੇ ਨਾਂ ਤੇ ਤਪ ਕਰ ਰਹੇ ਆ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖਾ ਨੇ ਜਿਹੜੇ ਆਪਣੇ ਮੁਖ ਤੋਂ ਵੇਦਾਂ ਦਾ ਪਾਠ ਕਰ ਰਹੇ ਆ ਧਰਮ ਗ੍ਰੰਥ ਰੋਜ਼ ਪੜ ਰਹੇ ਆ ਅਸੰਖ ਜੋਗ ਮਨ ਰਹੇ ਉਦਾਸ ਅਸੰਖਾ ਉਹ ਨੇ ਜਿਹੜੇ ਜੋਗ ਮਤ ਨੂੰ ਧਾਰਨ ਕਰੀ ਬੈਠੇ ਆ ਪਰ ਆਪਣੇ ਮਨ ਤੋਂ ਉਪਰਾਮ ਰਹਿੰਦੇ ਆ ਉਦਾਸ ਨੇ ਅਸੰਖ ਭਗਤ ਗੁਣ ਗਿਆਨ ਵਿਚਾਰ ਇੱਥੇ ਭਗਤ ਦਾ ਤੱਤਾ ਮੁਕਤ ਹੈ ਬਹੁਵਚਨ ਅਸੰਖਾਂ ਭਗਤ ਨੇ ਜਿਹੜੇ ਤੇਰੇ ਰੱਬੀ ਗੁਣਾ ਦੀ ਵੈਗਰੂ ਤੇਰੇ ਗਿਆਨ ਦੀ ਵਿਚਾਰ ਪੈ ਕਰਦੇ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਕੁਝ ਗੁਰਮਖਾਂ ਨੇ ਸਤੀ ਦਾ ਅਰਥ ਕੀਤਾ ਦਾਨੀ ਕੁਝ ਨੇ ਅਰਥ ਕੀਤਾ ਸਤੀ ਦਾ ਤੇ ਸਤਵੰਤੇ ਸੱਚ ਤੱਕ ਪਹੁੰਚੇ ਹੋਏ ਇਹਦਾ ਮਤਲਬ ਤੇਰੀ ਰਚਨਾ ਵਿਚਿੱਤਰ ਹੈ ਅਸੰਖ ਸਤੀ ਅਸੰਖ ਦਾਤਾਰ ਕਈ ਉਹ ਨੇ ਜਿਹੜੇ ਦਾਨ ਪੁੰਨ ਕਰਦੇ ਆ ਇਹਨੂੰ ਕਹਿ ਲੋ ਕਈ ਕੋਟ ਬੈਠਦੀ ਖਾਏ ਕਈ ਕੋਟ ਘਾਲੇ ਥਕ ਪਾਏ ਕਈ ਬੈਠੇ ਖਾਈ ਜਾਂਦੇ ਆ ਕਈ ਵਿਚਾਰੇ ਬਾਹਰ ਕੰਮ ਕਰ ਰਹੇ ਹੁਣ ਅਸਖਾਂ ਸੰਤ ਦਾਤੇ ਨੇ ਤੇ ਮਹਾਰਾਜ ਕਹਿੰਦੇ ਅਸੰਖ ਸੂਰ ਸੂਰਦਰ ਸੂਰਮਾ ਮੋਹ ਮੋਹ ਤੇ ਮੁਖ ਭੱਖ ਤੇ ਖਾਣਾ ਸਾਰ ਦਾ ਅਰਥ ਹੈ ਲੋਇਆ ਅਸੰਖਾਂ ਸੂਰਮੇ ਨੇ ਜਿਹੜੇ ਇੰਨੇ ਵਿਵਾਕ ਨੇ ਮੈਦਾਨੇ ਜੰਗ ਵਿੱਚ ਤੁੰਤਰਦੇ ਨੇ ਆਪਣੇ ਮੂੰਹਾਂ ਤੇ ਫੱਟ ਖਾਈ ਜਾਂਦੇ ਆ ਸ਼ਸਤਰ ਖਾ ਰਹੇ ਆ ਸਾਰਦਰ ਲੋਹੇ ਦੇ ਸ਼ਸਤਰ ਖਾ ਰਹੇ ਅਸੰਖ ਮੋਨ ਲਿਵ ਲਾਏ ਤਾਰ ਪਰ ਉੱਤੇ ਕਹਿ ਕੇ ਗਏ ਆ ਚੁੱਪੇ ਚੁੱਪ ਨਾ ਹੋਵੀ ਮੈਂ ਤਾਂ ਕਿਹਾ ਇਹਦੇ ਅਰਥ ਉਸ ਤਰ੍ਹਾਂ ਨਾ ਜਾਣਿਓ ਉਹ ਇੱਕ ਸਿਧਾਂਤ ਹੈ ਇਹ ਰਚਨਾ ਵਿੱਚ ਰਚਿਆ ਹੋਇਆ ਇਹ ਕੁਝ ਹੈ ਅਸੰਖ ਮੋਨ ਲਿਵ ਲਾਏ ਤਾਰ ਅਸੰਖਾ ਮੋਨੀ ਨੇ ਜਿਹੜੇ ਸੱਚਮੁੱਚ ਇੱਕ ਤਾਰ ਬੈਠੇ ਆ ਪਰ ਗੁਰੂ ਜੀ ਕਹਿੰਦੇ ਆ ਮੇਰੀ ਕੀ ਹਸਤੀ ਮੈਂ ਤੇਰੇ ਨੇਕੀਆਂ ਵਾਲਿਆਂ ਨੂੰ ਗੁਣ ਸਕਾਂ ਕਿਉਂਕਿ ਯਾਦ ਰੱਖਿਓ ਇਸ ਤੋਕ ਦੇ ਅਰਥ ਉਹਦੇ ਚੋਂ ਨਿਕਲਣੇ ਕਰਤਾ ਕਹਿ ਕਿ ਕਰਨਾ ਇਹ ਉਹ ਚੱਲ ਰਿਹਾ ਕੁਦਰਤ ਕਵਣ ਕਹਾ ਵਿਚਾਰ ਮੇਰੀ ਕੀ ਤਾਕਤ ਮੈਂ ਤੇਰੀ ਰਚਨਾ ਦੀ ਕੋਈ ਵਿਚਾਰ ਕਰ ਸਕਾਂ ਵਾਰਿਆ ਨਾ ਜਾਵਾਂ ਮੈਂ ਇੱਕ ਵਾਰੀ ਵੀ ਤੇਰੇ ਤੋਂ ਕੁਰਬਾਨ ਨਹੀਂ ਜਾ ਸਕਦਾ ਤੇ ਇਹ ਜੋ ਨੇਕੀ ਹੈ ਜੋ ਤੁਧ ਭਾਵੈ ਸਹੀ ਭਲੀਕਾਰ ਇਹ ਚੰਗਾ ਹੈ ਅੱਗੇ ਗੁਰੂ ਜੀ ਕਹਿ ਰਿਹਾ ਹੁਣ ਬਦੀ ਵੀ ਇਹਦੇ ਚ ਹੈ ਜੇ ਦੇਵਤੇ ਨੇ ਤੇ ਦੈਂਤ ਨੇ ਨਹੀਂ ਰਹਿਣਾ ਮੈਂ ਇਸ ਦਿਨ ਕਿਹਾ ਇੱਥੇ ਆ ਕੇ ਫਿਰ ਬੰਦਾ ਕਲਪਦਾ ਰੱਬਾ ਸਭ ਕੁਝ ਮੇਟ ਦੇ ਸਭ ਕੁਝ ਚੰਗਾ ਹੋ ਜਾਏ ਗੁਰੂ ਕਹਿੰਦਾ ਜਦੋਂ ਟੋਟੈਲਿਟੀ ਚ ਸਰਬ ਵਿਆਪਕਤਾ ਚ ਸਮੁੱਚਤਾ ਚ ਜਾਏਗਾ ਪੁੰਨ ਦੀ ਕੀਮਤ ਤਾਂ ਪੈਂਦੀ ਏ ਜੇ ਪਾਪ ਹੈ ਤਾਂ ਇਹਦਾ ਮਤਲਬ ਇਹ ਨਹੀਂ ਪਾਪ ਕਰਨ ਲੱਗ ਪੈਣਾ ਗੁਰੂ ਜੀ ਕਹਿੰਦੇ ਨੇ ਮੈਂ ਕੁਰਬਾਨ ਖਾਂ ਇਹ ਜਿਹੜੇ ਗਿਣੇ ਨੇ ਸੰਖ ਜਪ ਅਸੰਖ ਪਾਉ ਸਾਰੇ ਧਰਮੀ ਨੇ ਇਹ ਨੇਕੀ ਦੇ ਚਿੰਨ ਨੇ ਨੇਕੀ ਦਾ ਇਹ ਮੁਜਸਮਾ ਨੇ ਪਰ ਹੁਣ ਕਹਿੰਦੇ ਆ ਹੁਣ ਤੇਰੀ ਰਚਨਾ ਤੇ ਜੁਜਾ ਵੀ ਮਹਿਕਮਾ ਅਸੰਖ ਮੂਰਖ ਅਸੰਖਾ ਮੂਰਖ ਨੇ ਜੇ ਜਪ ਨੂੰ ਖੰਡਨ ਕਰੀ ਬੈਠੇ ਆ ਇਹ ਤੋਂ ਉਤਾਰਟਨ ਲਾਈ ਬੈਠੇ ਆ ਟੈਂ ਟੈਂ ਕਰੀ ਜਾਂਦੇ ਇਸ ਲਈ ਕਹਿੰਦੇ ਆ ਮਾ ਮੂਰਖ ਵੀ ਤੁਰੇ ਫਿਰਦੇ ਆ ਅਸੰਖ ਮੂਰਖ ਅੰਧਕੋਰ ਹਨੇਰੇ 'ਚ ਡੁੱਬੇ ਹੋਇਆ ਅੰਨੇ ਕੋਈ ਬੈਠਾ ਉਹਨੂੰ ਸਮਝ ਕੋਈ ਨਹੀਂ ਅਸੰਖ ਮੂਰਖ ਅੰਧਕੋਰ ਮੂਰਖਾਂ ਸਿਰ ਮੂਰਖ ਅਸੰਖ ਚੋਰ ਹਰਾਮ ਖੋਰ ਬਹੁ ਹੈ ਜੀ ਚੋਰ ਤੇ ਹਰਾਮ ਖੋਰ ਅਸੰਖਾਂ ਚੋਰ ਨੇ ਜਿਹੜੇ ਚੋਰੀ ਕਰ ਰਹੇ ਆ ਹੁਣ ਵੇਗਰੂ ਜੀ ਇੱਕ ਚੋਰੀ ਬਾਹਰ ਅਸੀਂ ਦੇਖਨੇ ਤੁਸੀਂ ਦੇਖੋ ਇੱਕ ਬੰਦਾ ਗੁਰਦੁਆਰੇ 10 ਦਿਨਾਂ ਦੀ 20 ਦਿਨਾਂ ਦੀ ਕਮਾਈ ਕਰਕੇ ਲਿਆਉਂਦਾ ਬਾਬਾ ਜੀ ਇਹ ਦਸਵੰਦ ਦੀ ਭੇਟਾ ਲਾਣੀ ਹੈ ਮੈਂ ਸਾਰਿਆਂ ਦੀ ਨਹੀਂ ਗੱਲ ਕਰ ਰਿਹਾ ਦੂਜਾ ਇਹ ਸੋਚਦਾ ਅਜ ਗੋਲਕ ਭਰੀ ਹੋਣੀ ਕੁੰਡੀ ਕਿਵੇਂ ਲਾਣੀ ਇੱਕ ਇੱਕ ਕੰਮ ਕਰਨਾ ਰਿਹਾ ਦੂਜਾ ਦੂਜਾ ਕਰਨਾ ਰਿਹਾ ਰਚਨਾ ਤਾਂ ਉਹਦੀ ਹੈ ਨਾ ਅਸੰਖ ਚੋਰ ਅਸੰਖਾਂ ਚੋਰ ਨੇ ਜੇ ਇੱਕ ਪੈਸਾ ਨਹੀਂ ਕੋਈ ਕਮਾਉਂਦਾ ਖਾਂ ਖੋਂਦਾ ਨਹੀਂ ਲੋਕ ਆਪਣੇ ਸਰੀਰ ਦੇ ਇੰਦਰੀਆਂ ਨਾਲ ਚੋਰੀ ਕਰੀ ਜਾ ਰਿਹਾ ਕੋਈ ਅੱਖਾਂ ਨਾਲ ਚੋਰੀ ਕਰਦਾ ਕੋਈ ਕੰਨਾਂ ਨਾਲ ਕਰਦਾ ਕੋਈ ਜੀਵ ਦੇ ਚਸਕੇ ਨਾਲ ਚੋਰੀ ਤਾਂ ਚੋਰੀ ਅਸੰਖ ਹਰਾਮ ਖੋਰ ਮਹਾਰਾਜ ਕਹਿੰਦੇ ਅਸੰਖਾਂ ਉਹ ਨੇ ਤੇਰੀ ਰਚਨਾ 'ਚ ਜਿਹੜੇ ਹਰਾਮ ਦਾ ਮਾਲ ਖਾਂਦੇ ਆ ਖੋਰਦਰ ਖਾਣ ਬਗਾਨਾ ਹੱਕ ਖੋ ਕੇ ਖਾ ਰਹੇ ਹਰਾਮਖੋਰ ਸ਼ਬਦ ਵਰਤਿਆ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਹੇ ਜੋਰ ਇਥੇ ਅਮਰ ਦਾ ਲਫ਼ਜ਼ੀ ਅਰਥ ਹੈ ਹੁਕਮ ਫਾਰਸੀ ਦਾ ਕਰ ਜਾਹੇ ਜੋਰ ਜੋਰ ਦਾ ਅਰਥ ਤਾਕਤ ਜਿੱਦਨ ਉਹਨਾਂ ਕੋਲ ਤਾਕਤ ਹੁੰਦੀ ਹੈ ਪ੍ਰਮਾਤਮਾ ਇਹੋ ਜਿਹੇ ਲੋਕ ਵੀ ਤੇਰੀ ਧਰਤੀ 'ਚ ਪੈਦਾ ਹੋਏ ਜਿਹੜੇ ਜ਼ੋਰ ਨਾਲ ਆਪਣੇ ਗਲਤ ਹੁਕਮ ਵੀ ਮਨਾਉਂਦੇ ਆ ਇਹ ਸੱਚ ਹੈ ਨਾ ਬਾਬਾ ਜੀ ਨੇ ਕਿਹਾ ਇਹ ਹੈ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਮਰ ਕਰ ਆਪਣੇ ਹੁਕਮ ਕਰ ਕਰਕੇ ਤਾਕਤ ਕਰਕੇ ਚਲੇ ਗਏ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖਾ ਉਹ ਨੇ ਜਿਹੜੇ ਗਲ ਵੱਡ ਵੱਡ ਕੇ ਰੋਜ਼ ਕਤਲ ਕਰ ਰਹੇ ਹੱਤਿਆਵਾਂ ਕਰ ਰਹੇ ਆ हे ਪ੍ਰਮਾਤਮਾ ਅਸੰਖ ਪਾਪੀ ਪਾਪ ਕਰ ਜਾਹੇ ਅਸੰਖਾ ਲੋਕ ਨੇ ਜਿਹੜੇ ਨੇਕੀ ਤੋਂ ਵਿਪਰੀਤ ਪਾਪ ਕਰ ਰਹੇ ਆ ਪਾਪ ਕਰ ਕਰਕੇ ਦੁਨੀਆ ਤੋਂ ਚਲੇ ਗਏ ਉਂਝ ਮੈਂ ਬੇਨਤੀ ਕਰਾਂ ਜਦੋਂ ਇਹ ਸ਼ਬਦ ਮੇਰੇ ਸਾਹਮਣੇ ਆਇਆ ਨਾ ਤੇ ਮੇਰੇ ਸਾਹਮਣੇ ਫਿਰ ਉਹ ਬਚਨ ਆ ਗਿਆ ਜਿਨ ਸਿਰ ਸੋਹਣ ਪੱਟੀਆਂ ਗਾਡੋਲਾ ਤਿਆ ਕਮਾਏ ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸੰਧੂਰ ਸੇ ਸਿਰ ਕਾਤੀ ਮੁਨੀਨ ਗਲ ਵਿੱਚ ਆਵੇ ਧੂੜ ਮਹਿਲਾ ਅੰਦਰ ਖੁੰਦੀਆਂ ਹੁਣ ਬਹਿਨ ਨਾ ਮਿਲਾ ਦੂਰ ਅਦੇਸ ਬਾਬਾ ਜੋਤਦ ਭਾਵੈ ਸਾਈ ਭਲੀਕਾਰ ਆਦੇਸ਼ ਬਾਬਾ ਆਦੇਸ਼ ਆਦ ਪੁਰਖ ਤੇਰਾ ਅੰਤ ਨਾ ਪਾਇਆ ਤੂੰ ਕਰ ਕਰ ਵੇਖੈ ਵੇਸ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜਿਆਰ ਕੂੜ ਵਿੱਚ ਖਚਤ ਕੂੜੇ ਪਾਹੇ ਉਹ ਫਿਰਾਹੇ ਉਹ ਕੂੜ ਵਿੱਚ ਹੀ ਭਟਕਦੇ ਪਏ ਫਸੇ ਨੇ ਨਿਕਲਿਆ ਨਹੀਂ ਜਾਂਦਾ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਮਲੇਸ਼ ਦਰ ਤੇ ਮਲੀਨ ਬੁੱਧੀ ਵਾਲਾ ਅਸੰਖਾ ਮਲੀਨ ਬੁੱਧੀ ਵਾਲੇ ਨੇ ਜਿਹੜੇ ਗੰਦਗੀ ਖਾ ਰਹੇ ਆ ਚੇਤੇ ਰੱਖਿਓ ਇੱਕ ਅਗੋਰੀ ਮਤ ਵੀ ਹੈ ਹਿੰਦੁਸਤਾਨ ਵਿੱਚ ਜਿਹੜਾ ਖੋਪੜੀਆਂ ਖਾਂਦਾ ਹੈ ਗੰਦਗੀ ਖਾਂਦਾ ਹੈ ਵਿਸ਼ਟਾ ਖਾਂਦੇ ਨੇ ਗੁਰੂ ਜੀ ਕਹਿੰਦੇ ਆ ਇਹ ਤੇਰੀ ਰਚਨਾ ਚ ਨੇ ਵੀ ਤੇਰੇ ਨਾਂ ਤੇ ਖਾਈ ਜਾ ਰਹੇ ਅਸੰਖ ਮਲੇਸ਼ ਮਲ ਭਖ ਖਾਏ ਉਹ ਖਾ ਰਹੇ ਨੇ ਭਖ ਰਹੇ ਨੇ ਖਾ ਰਹੇ ਨੇ ਗੁਰੂ ਜੀ ਕਹਿੰਦੇ ਆ ਵੈਗੁਰੂ ਅਸੰਖ ਨਿੰਦਕ ਸਿਰ ਕਰੇ ਪਹਾੜ ਸਿਰ ਕਰੇ ਬਾਹਰ ਅਸੰਖਾਂ ਨਿੰਦਕ ਨੇ ਜਿਹੜੇ ਨੇਕੀ ਵਾਲੇ ਬੰਦਿਆਂ ਦੀ ਸਵੇਰ ਤੋਂ ਸ਼ਾਮ ਤੱਕ ਰੱਜ ਕੇ ਨਿੰਦਿਆ ਕਰਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਕਿ ਕਿੰਨਾ ਕੁ ਸਿਰ ਤੇ ਭਾਰ ਚੁੱਕੀ ਜਾਂਦੇ ਸਿਰ ਤੇ ਭਾਰ ਇਕੱਠਾ ਕਰ ਰਹੇ ਅਸੰਖ ਨਿੰਦਕ ਸਿਰ ਕਰੇ ਭਾਰ ਅੱਗੇ ਕੀ ਹੈ ਜੀ ਨਾਨਕ ਨੀਚ ਕਹੇ ਵਿਚਾਰ ਸਿਰਫ ਇੱਕ ਤਵੱਜੋ ਅੱਜ ਮੈਂ ਟਾਈਮ ਤੁਹਾਡਾ ਜ਼ਿਆਦਾ ਬਹੁਤ ਲੈ ਗਿਆ ਦੇਖੋ ਪਹਿਲੀ ਪੌੜੀ ਆਈ ਸੀ ਕਿ ਅਸੰਖ ਮੋਨ ਲਈ ਬੁਲਾਏ ਤਾਰ ਹਾਂਜੀ ਅੱਗੇ ਆ ਗਿਆ ਕੁਦਰਤ ਕਵਣ ਕਹਾ ਵਿਚਾਰ ਨਾਨਕ ਪਦ ਨਹੀਂ ਆਇਆ ਫਿਰ ਧਿਆਨ ਦਿਆ ਜਿਹੜੀ ਸੀ ਪਹਿਲੀ ਪੌੜੀ ਪੜ ਕੇ ਅਸੰਖ ਜਪ ਅਸੰਖ ਪਾਓ ਉਹ ਚ ਨਾਨਕ ਸ਼ਬਦ ਨਹੀਂ ਆਇਆ ਹੁਣ ਗੁਰੂ ਜੀ ਕਹਿ ਰਿਹਾ ਕਿ ਨਾਨਕ ਨੀਚ ਕਹੇ ਵਿਚਾਰ ਮੈਨੂੰ ਪਤਾ ਹੈ ਇਸ ਦੇ ਅਰਥ ਇਹ ਵੀ ਕੀਤੇ ਜਾਂਦੇ ਆ ਸਤਕਾਰ ਨਾਲ ਬੋਲਣ ਲਈ ਕਿ ਗੁਰੂ ਨਾਨਕ ਸਾਹਿਬ ਕਰਨ ਮੈਂ ਨੀਚਾਂ ਬਾਰੇ ਕਹਿ ਰਿਹਾ ਵਾਂ ਇਹ ਨੀਚ ਨੇ ਪਰ ਉਥੇ ਨਹੀਂ ਕਿਹਾ ਬਾਬਾ ਜੀ ਨੇ ਨਾਨਕ ਪਦ ਇੱਥੇ ਨੀਚ ਦੇ ਚੱਚੇ ਨੂੰ ਔਂਕੜ ਹੈ ਅਗਲੀ ਬੇਨਤੀ ਇਹ ਵੀ ਕਿ ਇੱਥੇ ਗੁਰੂ ਜੀ ਨੇ ਜਿਹੜਾ ਸ਼ਬਦ ਵਰਤਿਆ ਨਾਨਕ ਨਾਨਕ ਦੇ ਕੱਕੇ ਨੂੰ ਔਂਕੜ ਹੈ ਉੱਤਮ ਪੁਰਖ ਫਸਟ ਪਰਸਨ ਹੈ ਗ੍ਰਾਮਰ ਅਨੁਸਾਰ ਚੱਚੇ ਨੂੰ ਔਂਕੜ ਇੱਕ ਵਚਨ ਹੈ ਫਰਸਟ ਪਰਸਨ ਇੱਕ ਵਚਨ ਪੁਲਿੰਗ ਹੈ ਚਲੋ ਆਪਾਂ ਇਸ ਮੈਨੂੰ ਇੰਜ ਲੱਗਦਾ ਹੈ ਕਿ ਇੱਥੇ ਜਿੰਨਾ ਕਿਹਾ ਵੀ ਗੁਰੂ ਜੀ ਨੇ ਨੀਚਾਂ ਦੀ ਗੱਲ ਕਹੀ ਉਹ ਇਸ ਕਰਕੇ ਵੀ ਅਦਬ ਕਰ ਲਈ ਪਰ ਸੱਚ ਇਹ ਦੇ ਮੇਰੇ ਗੁਰੂ ਨਾਨਕ ਦੀ ਨਿਮਰਤਾ ਕਹਿੰਦੇ ਆ ਦਾਤਾ ਇਹ ਬਦੀ ਵਾਲੇ ਨਹੀਂ ਇੱਕ ਨਾਨਕ ਵੀ ਨੀਚ ਹੈ ਜਿਹੜਾ ਵਿਚਾਰ ਕਰਕੇ ਦੱਸ ਰਿਹਾ ਹੈ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹਉ ਕਿਆ ਮੂੰ ਦੇਸਾਂ ਦੁਸ਼ਟ ਚੋਰ ਨਾਨਕ ਨੀਚ ਕਹੇ ਵਿਚਾਰ ਉੱਥੇ ਵੀ ਚੱਚੇ ਨੂੰ ਔਂਕੜ ਲੱਗੀ ਹੈ ਮੇਰੇ ਸਤਿਗੁਰੂ ਨੇਕੀ ਵਾਲਿਆਂ ਦੀ ਸੂਚੀ ਵਿੱਚ ਇਹ ਨਹੀਂ ਕਿ ਮੈਂ ਵੀ ਖਾਂ ਜਦੋਂ ਬਦੀ ਵਾਲਿਆਂ ਦੀ ਗੱਲ ਹੀ ਕਿੰਨੇ ਕਿਸੇ ਦੀ ਕੀ ਗੱਲ ਕਰਾਂ ਮੈਂ ਤਾਂ ਆਪ ਵੀ ਖਾਂ ਤੇਰੀ ਰਚਨਾ ਕਹ ਨਾਨਕ ਨੀਚ ਕਹੇ ਵਿਚਾਰ ਤੇ ਗੁਰੂ ਜੀ ਅੱਗੇ ਕਹਿੰਦੇ ਆ ਵਾਰਿਆਂ ਨਾ ਜਾਵਾਂ ਇੱਕ ਵਾਰ ਪਰ ਹੁਣ ਇੱਥੇ ਮੈਂ ਤਾਂ ਕਿਹਾ ਵੀ ਕਲਪਨਾ ਛੱਡੀਏ ਇੱਥੇ ਇਹ ਨਹੀਂ ਕਿਹਾ ਵੀ ਜਿਹੜੇ ਬਦੀ ਵਾਲੇ ਨੂੰ ਭਲੀ ਕਾਰ ਹੁਣ ਜਿਹੜਾ ਬੰਦਾ ਚੋਰੀ ਕਰੇਗਾ ਬੜਾ ਮਾੜਾ ਕੰਮ ਕੀਤਾ ਅਸੀਂ ਕਹਾਂਗੇ ਇਹਨੇ ਕਤਲ ਕੀਤਾ ਬੜਾ ਮਾੜਾ ਕੀਤਾ ਇਹ ਬੰਦਾ ਬੇਈਮਾਨ ਨਿਕਲਿਆ ਹਰਾਮਖੋਰ ਨਿਕਲਿਆ ਬੜਾ ਮਾੜਾ ਗੁਰੂ ਜੀ ਇੱਥੇ ਵੀ ਕਹਿੰਦੇ ਨੇ ਜੋਤ ਤੁਧ ਭਾਵੈ ਸਾਈ ਭਲੀ ਕਾਰ ਮੈਂ ਕੁਰਬਾਨ ਜਾਵਾਂ ਇਹਨੇ ਗੁਨਾਹਗਾਰਾਂ ਨੂੰ ਵੀ ਰਿਜ਼ਕ ਦੇਈ ਜਾਣਾ ਹੈ ਇਹ ਤੂੰ ਹੀ ਸਾਂਭੇ ਨੇ ਤੇਰੀ ਕਾਰ ਚ ਨੇ ਜਦੋਂ ਤੂੰ ਕੀਤਾ ਪਸਾਓ ਏਕੋ ਕਵਾਓ ਵੀ ਆ ਗਏ ਨਾਲ ਮਹਾਰਾਜ ਕਹਿੰਦੇ ਜੋ ਤੁਧ ਭਾਵੈ ਸਾਈ ਭਲੀ ਕਾਰ ਨੇਕੀ ਵੀ ਚਲੀ ਜਾਏਗੀ ਬਦੀ ਵੀ ਚਲੀ ਜਾਏਗੀ ਰਹੇਗਾ ਕੀ ਤੂੰ ਸਦਾ ਸਲਾਮਤ ਨਿਰੰਕਾਰ